ਰਾਮ ਨਾਮ ਦੀ ਗੱਲ ਸ਼ੁਰੂ ਕੀਤੀ ਹੋਈ ਹੈ ਆਪਾਂ ਅਸਲ 'ਚ ਰਾਮ ਨਾਮ ਹੁੰਦਾ ਕੀ ਹੈ ਰਾਮ ਨਾਮ ਰਾਮ ਨਾਮ ਲੋਕ ਕਹਿੰਦੇ ਨੇ ਰਾਮ ਆਪਣੇ ਆਪ 'ਚ ਨਾਮ ਹੈ ਰਾਮ ਸ਼ਬਦ ਨਾਮ ਹੈ ਕਿਸੇ ਦਾ ਨਾਮ ਹੈ ਜਾਂ ਰਾਮ ਕਾ ਨਾਮ ਆਪਾਂ ਕਹਾਂਗੇ ਇਹਦਾ ਮਤਲਬ ਹੈ ਨਾਮ ਦਾ ਵੀ ਕੋਈ ਨਾਮ ਹੁੰਦਾ ਨਾਮ ਤਾਂ ਆਪਣੇ ਆਪ ਵਿੱਚ ਹੈ ਨਾਮ ਹੈ ਨੌ ਦਾ ਕੀ ਨਾਮ ਹੋਊਗਾ ਰਾਮ ਕੇ ਨਾਮ ਤੋਂ ਮਤਲਬ ਹੈ ਜੋ ਰਾਮ ਹੈ ਉਸ ਦਾ ਨਾਮ ਉਹ ਨਾਮ ਦਾ ਵੀ ਨਾਮ ਮਤਲਬ ਹੈ ਨਾਮ ਤੋਂ ਗਿਆਨ ਕੀ ਹੁੰਦਾ ਹੈ ਨਾਮ ਤੋਂ ਸੋਝੀ ਹੁੰਦੀ ਹੈ ਜਿਵੇਂ ਬੇਗਮਪੁਰਾ ਸ਼ਹਿਰ ਕੋਲੋਂ ਲਿਖੇ ਬੇਗੁੰਪਰਾ ਇੱਕ ਲਫ਼ਜ਼ ਘੜਿਆ ਇਸ ਨੰਬਰ ਇਹ ਸ਼ਬਦ ਘੜਿਆ ਸੱਚੀ ਟਕਸਾਲ ਦਾ ਸੱਚੀ ਟਕਸਾਲ ਦਾ ਸ਼ਬਦ ਉਹ ਹੁੰਦਾ ਹੈ ਭਗਤਾਂ ਕੋ ਸੱਚੀ ਟਕਸਾਲ ਹੈ ਜਿਹਦਾ ਕੋਲ ਕੋਈ ਅਰਥ ਹੋਵੇ ਸਹੀ ਮਾਇਨੇ 'ਚ ਅਰਥ ਹੋਵੇ ਬੇਗਮਪੁਰਾ ਉਹ ਸਥਾਨ ਉਹ ਅਵਸਥਾ ਉਹ ਜਗ੍ਹਾ ਜਿੱਥੇ ਕੋ ਜਾ ਕੇ ਕੋਈ ਗਮ ਨਹੀਂ ਰਹਿੰਦਾ ਗਮ ਤੋਂ ਰਹਿਤ ਗਮ ਤੋਂ ਰਹਿਤ ਕੋਈ ਜਗ੍ਹਾ ਵੀ ਹੋ ਸਕਦੀ ਹੈ ਕੋਈ ਅਵਸਥਾ ਸੰਸਾਰ ਤਾਂ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਗਮ ਨਾ ਹੋਵੇ ਹੁਣ ਸੰਤਾਂ ਨੇ ਬੇਗੁੰਪਰੇ ਸੰਸਾਰ 'ਚ ਬਣਾਉਣ ਲੱਗੇ ਆਦਮੀ ਦੀ ਆਤਮਾ ਹੈ ਮਨ ਹੈ ਜਿਹੜਾ ਸਾਡਾ ਮਨ ਬੁੱਧੀ ਹੈ ਉਹ ਇੱਕ ਐਸੀ ਜਗ੍ਹਾ ਪਹੁੰਚ ਜਾਂਦੇ ਨੇ ਜਿੱਥੇ ਗਮ ਤੋਂ ਦੂਰ ਚਲੇ ਜਾਂਦੇ ਨੇ ਗਮ ਥੱਲੇ ਰਹਿ ਜਾਂਦੇ ਨੇ ਉੱਪਰ ਚਲੇ ਜਾਂਦੇ ਦੁੱਖ ਚਿੰਤਾ ਤਕਲੀਫਾਂ ਸਭ ਸੰਸਾਰ ਚ ਨੇ ਸੰਸਾਰ ਤੋਂ ਪਰੇ ਜਾ ਕੇ ਹੀ ਬੇਗੁੰਪਰ ਹੈ ਜਿੱਥੇ ਕੋਈ ਗਮ ਨਹੀਂ ਹੁੰਦਾ ਤਸ਼ਵੀਸ਼ ਨਹੀਂ ਹੁੰਦੀ ਚਿੰਤਾ ਨਹੀਂ ਹੁੰਦੀ ਖੈਰਾਤ ਨਹੀਂ ਕੋਈ ਜੁਗਾਤ ਨਹੀਂ ਲੱਗਦੀ ਕੋਈ ਡਰ ਨਹੀਂ ਲੱਗਦਾ ਜਾਂ ਕੋਲੇ ਕੁਝ ਨਹੀਂ ਹੈ ਮੇਰਾ ਜੁਗਾਤਾ ਉਹਨੂੰ ਲੱਗੂ ਜੇ ਕੁਝ ਮੇਰਾ ਸੌਦਾ ਮਹਿਸੂਲ ਦਿੰਨੇ ਆਪਾਂ ਜੇ ਕੋਈ ਲੈ ਕੇ ਆਵਾਂਗੇ ਤਾਂ ਹੀ ਮਹਿਸੂਲ ਹੈ ਜੇ ਹੈ ਕੋਈ ਕੋਈ ਕੋਲ ਨਹੀਂ ਮਹਿਸੂਲ ਕਰਦਾ ਇਹਦਾ ਇੱਕ ਅਰਥ ਹੋਇਆ ਲਫ਼ਜ਼ ਦਾ ਆਪਣੇ ਆਪ 'ਚ ਇਹ ਤਾਂ ਸਾਨੂੰ ਕੋਈ ਸੋਝੀ ਮਿਲਦੀ ਹੈ ਗੁਰਬਾਣੀ 'ਚ ਸ਼ਬਦ ਨੇ ਇਹ ਸਾਰੇ ਅੱਖਰਾਂ ਦੇ ਜੋੜ ਤੋਂ ਸ਼ਬਦ ਬਣਦਾ ਹੈ ਹਰ ਸ਼ਬਦ ਦੇ ਵਿੱਚ ਪਿੱਛੇ ਸੋਝੀ ਲੁਕੀ ਹੋਈ ਹੈ ਅਸਲ ਵਿੱਚ ਸੋਝੀ ਹੋਈ ਕਰਾਈ ਹੈ ਰੋਸ ਸੋਝੀ ਦਾ ਨਾਮ ਹੈ ਨਾਮ ਸੋਝੀ ਚੱਲਣ ਹੁੰਦੀ ਹੈ ਨਾਮ ਨੂੰ ਚੱਲਣ ਗਿਆ ਹੋਇਆ ਗਿਆਨ ਕਿਹਾ ਗਿਆਨ ਵੀ ਚੱਲਣ ਜਿੱਤੇ ਕੋਈ ਚੀਜ਼ ਚੱਲਣ ਨਹੀਂ ਕਰਦੀ ਉੱਥੇ ਨਾਮ ਜਾਣਨ ਕਰਦੇ ਗਿਆਨ ਜਾਣਨ ਕਰਦੇ ਪਰ ਫਿਰ ਵੀ ਲੋਕਾਂ ਨੇ ਇੱਕ ਦੀਵਾ ਬਣਾ ਲਿਆ ਦੀਵੇ ਦੇ ਦਰਸ਼ਨ ਕਰਾਉਂਦੇ ਜੋਤ ਜਦ ਕਿਹਾ ਜੋਤ ਦਾ ਦੀਵਾ ਬਣਾ ਲਿਆ ਹਾਲਾਂਕਿ ਕਿਹਾ ਸੀ ਨਾਮ ਤੇਰੋ ਦੀਰਾ ਨਾਮ ਤੇਰੋ ਬਾਤੀ ਤੇ ਸਾਡੇ ਤਾਂ ਦੀਵੇ ਜਿਹੜੀ ਬੱਤੀ ਹੁੰਦੀ ਹੈ ਉਹ ਰੂਹ ਦੀ ਭਾਈ ਹੁੰਦੀ ਹੈ ਉੱਥੇ ਨਾਮ ਉੱਥੇ ਜਿਹੜੀ ਚੀਜ਼ ਦਾ ਦੀਵਾ ਉਸੇ ਚੀਜ਼ ਦੀ ਬੱਤੀ ਤੁਸੀਂ ਮਿੱਟੀ ਦੀ ਬੱਤੀ ਬਣਾ ਕੇ ਦੀਵਾ ਜਲਾ ਕੇ ਦਿਖਾਓ ਜੇ ਦੀਵਾ ਮਿੱਟੀ ਦਾ ਤਾਂ ਬੱਤੀ ਮਿੱਟੀ ਦੀ ਜੇ ਦੀਵਾ ਪਿੱਤਲ ਦਾ ਤਾਂ ਬੱਤੀ ਪਿੱਤਲ ਦੀ ਜੇ ਦੀਵਾ ਲੋਹੇ ਦਾ ਤਾਂ ਬੱਤੀ ਲੋਹੇ ਦੀ ਬਣਾ ਜਲਾ ਕੇ ਦਿਖਾਓ ਕੁਝ ਕਿਹਾ ਸੀ ਵੀ ਆ ਖੋਪੜੀ ਨਾਲ ਸੋਚੋ ਵਿਚਾਰੋ ਵਿਚਾਰਿਆ ਨਹੀਂ ਬੱਤੀ ਰੂੰਦੀ ਹੈ ਦੀਵਾ ਪਿੱਤਲ ਵਿੱਚ ਤੇਲ ਪਾ ਲਿਆ ਤੇਲ ਦੇ ਤੋਂ ਤਤ ਗਿਆਨ ਪਾਇਆ ਹੋਇਆ ਤਤ ਤੇਲ ਤਤ ਗਿਆਨ ਨਾਮ ਕੀਆ ਬਾਤੀ ਬਾਤੀ ਦਾ ਮਤਲਬ ਇੱਥੇ ਬਾਤ ਗੱਲਬਾਤ ਹੈ ਜੋ ਮੂੰਹ ਤੋਂ ਬੋਲੇ ਉਹ ਬਾਤ ਹੈ ਬੱਤੀ ਨਹੀਂ ਹੈ ਉਹ ਬੱਤੀ ਵੀ ਨਹੀਂ ਕਹਿੰਦੇ ਉਹਨੂੰ ਬੱਟੀ ਕਹਿੰਦੇ ਨੇ ਕਹਿ ਕੇ ਨਾਲ ਹੁੰਦੀ ਹੈ ਮਾਝੇ ਸਾਰੇ ਬੱਤੀਓ ਬੋਲਦੇ ਨੇ ਬੱਤੀ ਆਪਾਂ ਹੀ ਕਹਿੰਦੇ ਉੱਤੇ ਬਾਤੀ ਲਫ਼ਜ਼ ਵਰਤਿਆ ਆਪਾਂ ਬਾਤ ਨਹੀਂ ਕਹਿੰਦੇ ਹਾਂਜੀ ਗਿਆਨ ਬਿਨਾ ਬਾਤ ਤੇ ਬਾਤੀ ਤੇ ਦੂਏ ਨੂੰ ਚਾਨਣ ਦੂਏ ਦੇ ਅੰਦਰ ਕਰੇ ਨਹੀਂ ਸਕਦਾ ਜੇ ਆਦਮੀ ਗਿਆਨਵਾਨ ਬੋਲੂ ਨਹੀਂ ਤਾਂ ਗਿਆਨ ਪ੍ਰਗਟ ਨਹੀਂ ਹੁੰਦਾ ਚਾਨਣ ਨਹੀਂ ਦਿੰਦਾ ਕਿਸੇ ਨੂੰ ਦੂਏ ਦਊਗਾ ਆ ਗੱਲ ਕਹੀ ਦਿੱਤਾ ਕੁਝ ਕਿਹਾ ਕੁਝ ਸੀ ਸਮਝ ਲਿਆ ਕੁਝ ਕਰ ਲਿਆ ਉਹੀ ਜੋ ਸਮਝਿਆ ਸੀ ਜਿਹੜੀ ਜੋਤ ਜਗਾਉਂਦੇ ਨੇ ਗੁਰਦੁਆਰਿਆਂ 'ਚ ਉਹ ਤਾਂ ਜੋਤ ਮੰਦਰਾਂ ਵਾਲੀ ਹੈ ਜੋਤ ਤਾਂ ਕਹਿੰਦੇ ਨੇ ਮਿਸ਼ਰੀ ਨਾ ਜਗਾਓ ਜੋਤ ਸਮਝਾਉਂਦੇ ਜੇ ਮਿਸ਼ਰੀ ਵੀ ਇਹ ਜੋਤ ਆ ਹੁੰਦੀ ਉਹ ਆ ਹੁੰਦੀ ਹੈ ਫਿਰ ਆਪੇ ਹਟ ਜਾਂਦੇ ਪਤਾ ਉਹਨਾਂ ਨੂੰ ਨਹੀਂ ਜਿਹੜੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਗੱਲ ਕੀ ਹੈ ਤੁਸੀਂ ਸਮਝਾਓ ਜਗਾਉਂਦੇ ਰਹੋ ਜੋਤ ਕੀ ਫਰਕ ਪੈ ਗਿਆ ਪਰ ਦੂਈ ਜੋਤ ਸਮਝਾ ਦੋ ਵੀ ਦੂਈ ਆ ਹੈ ਜਦ ਇੱਥੇ ਚੱਲਣ ਹੁੰਦੇ ਆ ਗੁਰਬਿਰ ਘੋਰ ਆਧਾਰ ਹੈ ਗੁਰਦਾਰ ਤੇ ਤੇ ਜੇ ਆਦਮੀ ਲਾ ਲਿਆ ਤਾਂ ਹੀ ਅਸੀਂ ਮਾਰ ਖਾਦੀ ਹੈ ਗੁਰਦਾਰ ਤੇ ਤੇ ਗਿਆਨ ਲਾਉਣਾ ਸੀ ਗਿਆਨ ਬਿਨਾਂ ਦੇ ਰਹਿ ਅੰਦਰ ਸਾਡੇ ਅਗਿਆਨਤਾ ਦਾ ਹਨੇਰਾ ਹੁੰਦਾ ਜਿੱਥੇ ਅਗਿਆਨਤਾ ਦਾ ਹਨੇਰਾ ਗਿਆਨ ਉੱਥੇ ਚੱਲਣ ਹੁੰਦਾ ਇਸੇ ਕਰਕੇ ਗੁਰ ਗਿਆਨ ਪਦਾਰਥ ਨਾਮ ਕੇ ਇਹ ਗਿਆਨ ਪਦਾਰਥ ਹੈ ਨਾ ਗੁਰਬਾਣੀ ਚ ਉਹੀ ਨਾਮ ਹੈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦੜਾਈ ਹਰ ਹੈ ਹਰ ਨਾਮੋ ਦੇ ਦੜਾਈ ਨਾਮਾ ਨਾਮੋ ਹੀ ਨੂੰ ਕਿਹਾ ਜਿਹੜਾ ਜੀਵ ਆਤਮਾ ਉਹਨੂੰ ਜਿਹਨੂੰ ਨਾਮ ਦੀ ਭੁੱਖ ਲੱਗਿਆ ਹੋਵੇ ਨਾਮਾ ਹੁੰਦਾ ਹੈ ਨਾਮਾ ਕਾਲਾ ਹੈ ਜਿਵੇਂ ਰਾਮਦਾਸ ਕੌਣ ਹੈ ਜਾ ਕੇ ਹਿਰਦੇ ਪਰਬ੍ਰਹਮ ਦਾ ਨਿਵਾਸ ਜਦੋਂ ਹਿਰਦੇ ਚ ਪਰਬ੍ਰਹਮ ਦਾ ਨਿਵਾਸ ਹੋਵੇ ਉਹ ਰਾਮਦਾਸ ਹੁੰਦਾ ਜਿਹਨੂੰ ਨਾਮ ਦੀ ਭੁੱਖ ਲੱਗਿਆ ਹੋਇਆ ਨਾਮਾ ਹੁੰਦਾ ਹੁਣ ਉਹ ਨਾਮਾ ਨਾਮ ਦੇ ਬਣਾ ਰਹਿ ਗਿਆ ਸਾਰੇ ਰਾਮੇ ਨੇ ਸਾਰੇ ਰਾਮਦਾਸ ਨੇ ਇਹ ਗੁਰਬਾਣੀ ਦੀ ਭਾਸ਼ਾ ਹੈ ਜੋ ਵੀ ਜਿੰਨੇ ਨਾਮ ਹੁੰਦੇ ਨੇ ਉਹਦੇ ਪਿੱਛੇ ਕੁਝ ਗਿਆਨ ਹੁੰਦਾ ਉਹਦੇ ਪਿੱਛੇ ਕੋਈ ਸੋਝੀ ਹੁੰਦੀ ਹੈ ਜਿਵੇਂ ਦਿਆਲੂ ਕਹਤਾ ਕਿਰਪਾਲੂ ਕਹਤਾ ਕੁਝ ਸੋਝੀ ਹੈ ਨਾ ਪਿੱਛੇ ਜਦੋਂ ਵੀ ਬੜਾ ਦਿਆਲੂ ਆਦਮੀ ਹੈ ਤਾਂ ਬੜਾ ਕਿਰਪਾਲੂ ਹੈ ਬੜਾ ਸੱਜਣ ਆਦਮੀ ਹੈ ਦੂਜੇ ਪਾਸੇ ਕਹਿੰਦੀ ਹੈ ਤਾਂ ਜੀ ਬੜਾ ਕਰੂਲ ਹੈ ਤਾਂ ਬੜਾ ਜ਼ਾਲਮ ਹੈ ਦੇਖੋ ਦੋਹਾਂ ਆਦਮੀਆਂ 'ਚ ਫਰਕ ਹੈ ਨਕਸ਼ਾ ਅੱਡ ਬਣਿਆ ਦੋਹਾਂ ਇੱਕ ਜ਼ਾਲਮ ਹੈ ਇੱਕ ਦਿਆਲੂ ਅੱਡ ਅੱਡ ਹੋ ਗਏ ਨਾ ਦੋਹਾਂ ਲਫ਼ਜ਼ ਬੋਲਿਆ ਨਾ ਦਿਆਲੂ ਪਰਮੇਸ਼ਰ ਦਿਆਲੂ ਹੈ ਕਿਰਪਾਲੂ ਹੈ ਪਰਮੇਸ਼ਰ ਦੇ ਹਿਰਦੇ ਦਾ ਪਤਾ ਲੱਗਦਾ ਹਿਰਦਾ ਕਿਹਦਾ ਕੋਮਲ ਹੈ ਜਿਹੜਾ ਆਦਮੀ ਕਰੂਲ ਹੈ ਉਹਦਾ ਹਿਰਦਾ ਪੱਥਰ ਵਰਗਾ ਉਹ ਕੁਝ ਗਿਆਨ ਪਤਾ ਲੱਗਿਆ ਨਾ ਜਿੰਨੀ ਭਾਸ਼ਾ ਹੁੰਦੀ ਹੈ ਸਾਨੂੰ ਕੁਝ ਸਮਝਾਉਂਦੀ ਹੈ ਲਫ਼ਜ਼ ਸਮਝਾਉਂਦੇ ਨੇ ਐਵੇਂ ਜਿਹੜਾ ਨਾਮ ਹੈ ਕੁਝ ਸਮਝਾ ਰਿਹਾ ਸੀ ਤਾਪੈ ਕੋ ਸਮਝਾ ਰਿਹਾ ਸੀ ਜਾਪੈ ਕੋ ਸਮਝਾ ਰਿਹਾ ਸੀ ਇਹ ਲਫ਼ਜ਼ ਬੋਲ ਕੇ ਕੋ ਸਾਨੂੰ ਸਮਝਾਇਆ ਸੀ ਜਿਹੜੇ ਦੂਜੇ ਧਰਮ ਸੀ ਮਨੁੱਖਾਂ ਦੇ ਸਾਖਤਾਂ ਦੇ ਧਰਮ ਇਹ ਸੰਤਾਂ ਦਾ ਧਰਮ ਹੈ ਆ ਜਿਹੜਾ ਆਪਣੇ ਗੁਰਬਾਣੀ ਸੰਤਾਂ ਸੰਤ ਕੀ ਹੁੰਦਾ ਸੰਤ ਉਹ ਹੈ ਜਿਹੜੇ ਸੱਚ ਜਿਉਂਦੇ ਨੇ ਸਾਖਤ ਕੌਣ ਨੇ ਜਿਹੜੇ ਜਪਦੇ ਮਰਦੇ ਨੇ ਸਾਖਤ ਮਰੇ ਸੰਤ ਸਭ ਸੰਤ ਸਾਰੇ ਹੀ ਜਿਉਂਦੇ ਰਹਿੰਦੇ ਨੇ ਸਾਖਤ ਜਿੰਨਾ ਵੱਡਾ ਕੋਈ ਸਾਖਤ ਵੱਡਾ ਤੋਂ ਵੱਡਾ ਅਵਤਾਰ ਬਣ ਲਵੇ ਉਹਨੂੰ ਚਾਹੇ ਗੁਰੂ ਬਣਾ ਲੈਣ ਉਹ ਬਰੂਗਾ ਹੀ ਬਰੂਗਾ ਕੋਈ ਸਾਖਤ ਕਹਿੰਦੇ ਨੇ ਮਰੇ ਤੇ ਬਾਅਦ ਮੁਕਤੀ ਮਿਲਣੀ ਹੈ ਤੋ ਮਰਦੇ ਨੇ ਮਰੇ ਤੇ ਬਾਅਦ ਮੁਕਤੀ ਮਿਲਣੀ ਹੈ ਜੋ ਮਰੇ ਤੇ ਬਾਅਦ ਮੁਕਤੀ ਮਿਲਣੀ ਉਹਨੇ ਮਰਨਾ ਤਾਂ ਹੀ ਹੈ ਬਾਅਦ ਚਾਹੇ ਮੁਕਤੀ ਮਿਲੇ ਚਾਹੇ ਉਹਨੂੰ ਕੁਝ ਮਿਲੇ ਕੋ ਨਾ ਮਿਲੇ ਉਹ ਜਾਣ ਬਾਅਦ ਕੀ ਮਿਲੂਗਾ ਕੀ ਨਾ ਮਿਲੂਗਾ ਰਾਧਾ ਸੁਆਮੀ ਕਹਿੰਦੇ ਨੇ ਸਾਡੇ ਗੁਰੂ ਨੇ ਬਾਹ ਫੜ ਕੇ ਲੈ ਜਾਣੀਏ ਕੀ ਲੋੜ ਹੈ ਫਿਰ ਉਹਨਾਂ ਨੂੰ ਜਾਂ ਗੁਰੂ ਨੇ ਬਾਹ ਫੜ ਕੇ ਲੈ ਜਾਣੀਏ ਧਰਮ ਕਮਾਉਣ ਦੀ ਕੀ ਲੋੜ ਹੈ ਗੁਰੂ ਨੇ ਬਾਹ ਫੜ ਕੇ ਲੈ ਗਿਆ ਨਾਲੇ ਬਾਹੋਂ ਤੋਂ ਰਹਿਣੀ ਹੈ ਬਾਹਰ ਰਹੇ ਨਾ ਰਹੇ ਉਹ ਤਾਂ ਗੱਲ ਅਲੱਗ ਹੈ ਪਰ ਵਿਸ਼ਵਾਸ ਤਾਂ ਝੂਠਾ ਦਵਾਤਾ ਫਰਾਡ ਤਾਂ ਕਰ ਲਿਆ ਨਾ ਆਦਮੀ ਨਾ ਗੁਰਬਾਣੀ 'ਚ ਕਿੱਥੇ ਗੱਲ ਕਹੀ ਹੈ ਵੀ ਆਦਮੀ ਆਦਮੀ ਦੀ ਬਾਹ ਫੜ ਕੇ ਲੈ ਇਹ ਸਾਖਤਾਂ ਦੀਆਂ ਬੱਤਾਂ ਨੇ ਪੜਨੀ ਗੁਰਬਾਣੀ ਗੱਲਾਂ ਕਰਨੀਆਂ ਦੋਲਟ ਜਾਣ ਬੁੱਝ ਕੇ ਕੀਤੀਆਂ ਨੇ ਇਹ ਨਹੀਂ ਉਹ ਜਾਣਦੇ ਨਹੀਂ ਸੀ ਬੰਦਿਆਂ ਨੂੰ ਨਾਲ ਕਿਵੇਂ ਜੋੜਦੇ ਆਦਮੀ ਚਾਹੁੰਦਾ ਮੈਨੂੰ ਕੁਝ ਨਾ ਕਰਨਾ ਪਵੇ ਮੈਨੂੰ ਕੀਤਾ ਖਰਾਬੇ ਮਿਲ ਜੇ ਅੱਲਾ ਚਾਹੁੰਦੀ ਹੈ ਸਾਨੂੰ ਪਿਓ ਕਮਾਈ ਕਰਕੇ ਦੇ ਦੇਵੇ ਇੰਨਾ ਕਮਾ ਕੇ ਦੇ ਦੇਵੇ ਅਸੀਂ ਸਾਨੂੰ ਕਰਨਾ ਨਾ ਪਵੇ ਅਸੀਂ ਅਡਾਉਣ ਤੇ ਰਹੀਏ ਅਰ ਮੁੱਕੇ ਨਾ ਇਹ ਪ੍ਰਵਿਰਤੀ ਹੈ ਬੰਦੀ ਬੰਦੀ ਸੋਚ ਹੈ ਸੁਭਾਅ ਹੈ ਇਹਦਾ ਜਿਹੜਾ ਇਹੋ ਜਿਹਾ ਲਾਰਾ ਲਾਵੇ ਇਹਨਾਂ ਨੂੰ ਇਥੋਂ ਨੂੰ ਵਾਧੂ ਦਊਗਾ ਉਹਦੇ ਬਗਰ ਸਾਰੇ ਲੱਗ ਜਾਂਦੇ ਨੇ ਮਨ ਦੇ ਸੁਭਾਅ ਅਨੁਸਾਰ ਜਿਹੜੇ ਪ੍ਰਚਾਰ ਹੋ ਰਿਹਾ ਹੈ ਬੁੱਤਾਂ ਦਾ ਉਹਦੇ ਬਗਰ ਲੋਕ ਜ਼ਿਆਦਾ ਲੱਗਦੇ ਨੇ ਇਸ ਕਰਕੇ ਕਬੀਰ ਮਗਰ ਭਗਤਾ ਮਗਰ ਨਹੀਂ ਕੋਈ ਲੱਗਿਆ ਭਗਤਾਂ ਦੇ ਕੋਈ ਜ਼ਿਆਦਾ ਦੇਰ ਪਿੱਛੋਂ ਗੁਰੂ ਨਾਨਕ ਦਾ ਜਨਮ ਨਹੀਂ ਹੋਇਆ ਬਹੁਤਾ ਨਹੀਂ ਜਿਹੜਾ ਮੇਰਾ ਖਿਆਲ ਆ ਕੋਈ 50 40 ਸਾਲ ਦਾ ਫਰਕ ਹੋ 60 ਦਾ ਹੋ ਇੰਨਾ ਜ਼ਰੂਰ ਹੈਗਾ ਕੋਈ ਭਗਤ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਨਹੀਂ ਹੈਗਾ ਕੋਈ ਗੱਲ ਕਰਨ ਵਾਲਾ ਨਹੀਂ ਸੀ ਪੂਰੀ ਸਹੀ ਸਮਝ ਕਿਸੇ ਨੂੰ ਨਹੀਂ ਸੀ ਗੁਰੂ ਭਗਤਾਂ ਦੀ ਬਾਣੀ ਦੀ ਗੁਰਮਤਿ ਦੇ ਮਾਰਗ ਦੀ ਕਿਸੇ ਨੂੰ ਸਮਝੀ ਨਹੀਂ ਸੀ ਗੁਰੂ ਨਾਨਕ ਨੇ ਆਪਣੀ ਬੁੱਧੀ ਨਾਲ ਸਮਝਿਆ ਆਪਣੀ ਬੁੱਧੀ ਨਾਲ ਜੋ ਸੀ ਜਿਵੇਂ ਕਬੀਰ ਕੋਲ ਸੀ ਬੁੱਧੀ ਆਪਣੇ ਬੁੱਧ ਵੱਲ ਨਾਲ ਜੋ ਸੀ ਪਿਛਲੇ ਜਨਮ ਦੀ ਇਹਨਾਂ ਕੋਲ ਉਹਦੇ ਨਾਲ ਬਾਣੀ ਸਮਝਦੇ ਸਾਰੇ ਆ ਛੋਟੀ ਉਮਰ ਜੇ ਸਮਝਿਆ ਕਿਸੇ ਤੋਂ ਵੀ ਨਹੀਂ ਸਮਝਿਆ ਇਹ ਵੀ ਗੱਲ ਕਿਸੇ ਤੋਂ ਨਹੀਂ ਸਮਝਿਆ ਉਹ ਜੇ ਕਿਸੇ ਤੋਂ ਸਮਝਦਾ ਦੂਆ ਦੱਸੋ ਕੌਣ ਸੀ ਦੂਆ ਦੀ ਬਾਣੀ ਵੀ ਚਾਹੀਦੀ ਹੈ ਨਾਲ ਜਿਵੇਂ ਕਬੀਰ ਤੋਂ ਰਾਮਾਨੰਦ ਨੇ ਸਮਝਿਆ ਰਾਮਾਨੰਦ ਦਾ ਇੱਕ ਸ਼ਬਦ ਆ ਕਬੀਰ ਦੇ ਕਿੰਨੇ ਨੇ ਰਾਮਾਨੰਦ ਦਾ ਸਿਰਫ ਇੱਕੋ ਹੀ ਗੱਲ ਹੈ ਉਹਦੀ ਇਹ ਮਿੱਥ ਤੋੜੀ ਹੈ ਵੀ ਮੂਰਤੀ 'ਚ ਹੁੰਦਾ ਬਸ ਜਾਂਦਾ ਸੀ ਨਾ ਮੂਰਤੀ ਪੂਜਾ ਕਰਨ ਮੰਦਰ 'ਚ ਉਹਨੇ ਇਹ ਕਹਿਤਾ ਵੀ ਉੱਥੇ ਨਹੀਂ ਹੁੰਦਾ ਬਾਕੀ ਸਾਰੀ ਗੱਲ ਜਾਣਦਾ ਸੀ ਉਹਨੂੰ ਜਾਤ ਤੋਂ ਛੱਡ ਕੇ ਜੋਤ ਤੇ ਲਿਆਂਦਾ ਸਿਰਫ ਹੋਰ ਕੁਝ ਨਹੀਂ ਵੀ ਮੂਰਤੀ ਹੈ ਸਰੀਰ ਦੀ ਗੱਲ ਕਰਨੀ ਆਤਮਾ ਦੀ ਇਹ ਉਹਦੇ ਸਰੀਰ ਦੇ ਵਿੱਚ ਹੈ ਮੂਰਤੀ ਵਿੱਚ ਹੈ ਨਹੀਂ ਸਰੀਰ ਹੈਗਾ ਦੇਖੋ ਜਿਹਨੂੰ ਪੂਜਣ ਜਾਂਦਾ ਉਹ ਆਪਣੇ ਅੰਦਰ ਹੈ ਅਜੜ ਨੂੰ ਪੂਜਣ ਜਾਂਦਾ ਚੇਤਨ ਉਹਦੇ ਵੀ ਜੜੇ ਹੁੰਦੇ ਇਹ ਹੈ ਉਲਝਾਵਾ ਇਹ ਉਲਝੇ ਹੋਏ ਨੇ ਚੱਜਾ ਉਰਜੀ ਸੁਰਜ ਨਹੀਂ ਜਾਣੇ ਸਾਤਾਂ ਦੀਆਂ ਸਾਰੀਆਂ ਮਤਾਂ ਉਲਝੀਆਂ ਹੋਈਆਂ ਉਲਝਿਆ ਹੋਇਆ ਨੇ ਉਲਝਾਤੀ ਬਸ ਭਗਤਾਂ ਦੀ ਜਾਣ ਬੁੱਝ ਕੇ ਮਿਲ ਜਾਈ ਜਿਨ੍ਹਾਂ ਦੀਆਂ ਟੈਰੀਟਰੀਆਂ ਬਣੀਆਂ ਹੋਈਆਂ ਸੀ ਰਿਆਸਤਾਂ ਬਣੀਆਂ ਹੋਈਆਂ ਸੀ ਰਾਜ ਬਣੇ ਹੋਏ ਸੀ ਉਹ ਕਦੋਂ ਚਾਹੁੰਦੇ ਤੇ ਵੀ ਭਗਤ ਬਾਣੀ ਕਾਹ ਚੱਲੇ ਲੋਕ ਸਾਤੋਂ ਬਾਗੀ ਹੋ ਜਾਣ ਇਹ ਤਾਂ ਬਾਗੀ ਕਰਦੀ ਆ ਸਾਰਿਆਂ ਨੂੰ ਬਾਣੀ ਦਾ ਬਗਾਵਤ ਪੈਦਾ ਕਰਦੀ ਹੈ ਬਹੁਤ ਤਕੜੀ ਐ ਜਿਹੜੇ ਮਾਇਆ ਦੇ ਬੰਧਨ ਨੇ ਇਹਨੂੰ ਤਾਂ ਤੋੜਦੀ ਹੈ ਨਾ ਦਾ ਰਾਜਾ ਚਾਹੁੰਦਾ ਸੰਸਾਰ ਦਾ ਵੀ ਬੰਧਨ ਮਾਇਆ ਦੇ ਤੋੜਨ ਕੇ ਬਾਹਰ ਚਲੇ ਜਾਣ ਲੋਕ ਆ ਬੰਧਨ ਜਿਹੜੇ ਮਾਇਆ ਦੇ ਨੇ ਇਹ ਸਾਡੇ ਅੰਦਰ ਏਕਤਾ ਨੂੰ ਭੰਗ ਕਰਦੇ ਨੇ ਬਾਹਰਲੀ ਏਕਤਾ ਨੂੰ ਸੰਸਾਰੀ ਏਕਤਾ ਨੂੰ ਵੀ ਭੰਗ ਕਰਦੇ ਨੇ ਆਪਣੇ ਅੰਦਰ ਤਾਂ ਭੰਗ ਹੁੰਦਾ ਹੀ ਹੁੰਦਾ ਬਾਹਰ ਵੀ ਇਹ ਡਿਫਰੈਂਟ ਕਿਸਮ ਦੀਆਂ ਪਾਰਟੀਆਂ ਬਣਾ ਦਿੰਦੇ ਨੇ ਜਦੋਂ ਮਾਇਆ ਦਾ ਪ੍ਰਭਾਵ ਹਟ ਲੈ ਜਾਂਦਾ ਫਿਰ ਬਾਹਰ ਇਕਤਾ ਆ ਜਾਂਦੀ ਹੈ ਜਦ ਦਿਆਲੂ ਬਣੂ ਸੁਭਾ ਇਕਤਾ ਵਧੂਗੀ ਜਾਂ ਕਿਰਪਾਲੂ ਬਣੂਗੀ ਇਕਤਾ ਵਧੂਗੀ ਜਾਂ ਬੈਰ ਵਿਰੋਧ ਖਤਮ ਹੋਊਗਾ ਇਕਤਾ ਵਧੂਗੀ ਇਕਤਾ ਵਧਣੀ ਨਾ ਤਾਂ ਇਹਨਾਂ ਮਤਾਂ ਵਾਸਤੇ ਲਾਹੇਵੰਦ ਹੈ ਨਾ ਤਾਂ ਝੂਠੀਆਂ ਮਤਾਂ ਵਾਸਤੇ ਲਾਹੇਵੰਦ ਹੈ ਨਾ ਸਰਕਾਰਾਂ ਵਾਸਤੇ ਲਾਹੇਵੰਦ ਹੈ ਸਰਕਾਰਾਂ ਵੀ ਝੂਠੀਆਂ ਨੇ ਲਾਹੇਵੰਦ ਕਿਹਦੇ ਵਾਸਤੇ ਸੱਚੀ ਸਰਕਾਰ ਵਾਸਤੇ ਲਾਹੇਵੰਦ ਹੈ ਪਰਮੇਸ਼ਰ ਦੇ ਘਰ ਜਿਹੜੀ ਚੱਲਦੀ ਉਹਦੇ ਵਾਸਤੇ ਲਾਹੇਵੰਦ ਹੈ ਇਹ ਸੰਸਾਰ ਦੀ ਸਰਕਾਰਾਂ ਵਾਸਤੇ ਨੁਕਸਾਨ ਦੇ ਸੰਸਾਰ ਦੀ ਸਰਕਾਰ ਕਦੇ ਨਹੀਂ ਚਾਹੁੰਦੀ ਕੋਈ ਜਥੇਬੰਦੀ ਇੰਨੀ ਮਜ਼ਬੂਤ ਹੋ ਜਵੇ ਕਿ ਸਰਕਾਰ ਦੀ ਸਰਦਰਦੀ ਬਣ ਜਵੇ ਕਿਉਂਕਿ ਸਰਕਾਰ ਇੱਕ ਆਪ ਜਥੇਬੰਦੀ ਹੁੰਦੀ ਹੈ ਸਰਕਾਰ ਆਪਣੇ ਆਪ ਚ ਇੱਕ ਜਥੇਬੰਦੀ ਹੈ ਉਹ ਇੱਕ ਫੌਜ ਬਣਾਈ ਹੋਈ ਹੈ ਜਥੇਬੰਦੀ ਹੈ ਇੱਕ ਆਦਮੀ ਦੇ ਥਲੇ ਰੂਲ ਚੱਲਦਾ ਉਹਨੇ ਇੱਕ ਪੁਲਿਸ ਬਣਾਈ ਹੋਈ ਹੈ ਜਥੇਬੰਦੀ ਹੈ ਫੋਰਸ ਕਿੱਥੋਂ ਇਕੱਠੀ ਕੀਤੀ ਹੈ ਇੰਟੈਲੈਕਚੁਅਲ ਸਾਰੇ ਖਰੀਦ ਕੇ ਇਕੱਠੇ ਕੀਤੇ ਹੋਏ ਨੇ ਬਾਹੂਬਲ ਖਰੀਦ ਕੇ ਇਕੱਠਾ ਕੀਤਾ ਹੈ ਪੁਲਿਸ ਕੀ ਹੈ ਫੋਰਸ ਹੈ ਬਾਹੂਬਲ ਸ਼ਕਤੀ ਹੈ ਫੌਜ ਕੀ ਹੈ ਸ਼ਕਤੀ ਹੈ ਪੈਸਾ ਖਰੀਦ ਕੇ ਇਕੱਠੀ ਕੀਤੀ ਹੈ ਪੈਸਾ ਆਪਣੇ ਆਪ 'ਚ ਬਾਹੂਬਲ ਖਜ਼ਾਨਾ ਸਰਕਾਰ ਕੋਲ ਹੈ ਜੇ ਅਸੀਂ ਕੋਈ ਵੀ ਆਦਮੀ ਜਦੋਂ ਨਵੇਂ ਪਾਸ਼ਾ ਉਪਦੇਸ਼ ਕਰਦੇ ਤਾਂ ਕਹਿੰਦੇ ਬਗਾਵਤ ਕਰ ਰਿਹਾ ਹੈ ਸਰਕਾਰ ਦੇ ਪੈਰਲਲ ਇੱਕ ਫੋਰਸ ਇਕੱਠੀ ਹੋ ਰਹੀ ਹੈ ਇੱਕ ਆਵਾਜ਼ ਇਕੱਠੀ ਹੋ ਰਹੀ ਹੈ ਜਿਹੜੀ ਟੱਕੇਸ਼ਾਹੀ ਦੇ ਖਿਲਾਫ ਹੈ ਸਰਕਾਰ ਹੋਵੇ ਟੱਕੇਸ਼ਾਹੀ ਨਾ ਕਰੇ ਕਿਵੇਂ ਹੋ ਜੂ ਕੌਣ ਨਹੀਂ ਕਰਦਾ ਧੱਕਾ ਤਹਿਸੀਲਦਾਰ ਨਹੀਂ ਕਰਦਾ ਤਹਿਸੀਲ ਧੱਕਾ ਥਾਣੇ ਥਾਣੇਦਾਰ ਧੱਕਾ ਨਹੀਂ ਕਰਦਾ ਡਿਊਟੀ ਦੇ ਖੜਾ ਪੁਲਿਸ ਵਾਲਾ ਧੱਕਾ ਨਹੀਂ ਕਰਦਾ ਐਵੇਂ ਗੱਡੀ ਜਾਂਦਾ ਇਕਨੋਮੀ ਆ ਗੱਡੀ 'ਚ ਪੈਸੇ ਦੇ ਦੇ ਫਿਰ ਕੋਈ ਇਕਨੋਮੀ ਨਹੀਂ ਮਿਸਯੂਜ਼ ਆਫ ਪਾਵਰ ਕਰਨਾ ਸਰਕਾਰਾਂ ਦਾ ਧਰਮ ਹੁੰਦਾ ਇਹ ਨਹੀਂ ਵੀ ਹੁਣੇ ਹੋ ਰਿਹਾ ਹਮੇਸ਼ਾ ਹੀ ਹੁੰਦਾ ਰਹਿੰਦਾ ਕਦੇ ਜ਼ਿਆਦਾ ਕਦੇ ਥੋੜਾ ਉਹ ਜਿਹੜਾ ਅਫਸਰ ਹੋਵੇ ਜਿਹੜਾ ਰਾਜਾ ਹੋਵੇ ਰਾਜਾ ਜ਼ਿਆਦਾ ਇਮਾਨਦਾਰ ਹੈ ਸਖਤ ਹੈ ਮਿਸਯੂਜ਼ ਉਹ ਪਾਵਰ ਘਟ ਜਾਂਦਾ ਜੇ ਰਾਜਾ ਆਪ ਹੋਏ ਜਾ ਤਾਂ ਮਿਸਯੂਜ਼ ਉਹ ਪਾਵਰ ਵੱਧ ਜਾਂਦਾ ਉਹ ਰਾਜੇ ਤੇ ਡਿਪੈਂਡ ਕਰਦਾ ਜਥਾ ਰਾਜਾ ਤਥਾ ਪਰ ਗੁਰਮਤ ਨੂੰ ਕੋਈ ਬਰਦਾਸ਼ਤ ਨਹੀਂ ਕਰੂਗਾ ਸੰਸਾਰ ਮਨਮਤਾਂ ਦਾ ਮੇਲ ਸਰਕਾਰ ਨਾਲ ਖਾ ਜਾਂਦਾ ਮਨਮਤਾਂ ਧਰਮ ਦੇ ਨੋਤੇ ਹੀ ਧੜੇ ਬਣੇ ਹੋਏ ਨੇ ਮਰਮਤਾਂ ਕੀ ਨੇ ਸਾਰੇ ਧੜੇ ਨੇ ਧਰਮ ਦੇ ਨਾਂ ਤੇ ਗੁਰਮਤ ਵੀ ਇੱਕ ਧੜਾ ਹੈ ਧੜੇ ਦੀ ਗੱਲ ਕੀਤੀ ਇਹਨੂੰ ਗੁਰਮਤ ਵਿੱਚ ਪਰ ਇਹ ਧੜਾ ਦੇ ਨਾਲ ਇਹ ਪਰਮੇਸ਼ਰ ਨਾਲ ਧੜਾ ਸੱਚ ਨਾਲ ਧੜਾ ਝੂਠ ਉਹਨਾਂ ਦੇ ਝੂਠ ਸਾਖਤਾਂ ਦੇ ਝੂਠ ਨਾਲ ਧੜੇ ਆਪਸ ਵਿੱਚ ਹੀ ਲੱਗਦੀ ਹੈ ਗੁਰਮਤ ਦੀ ਕਿਸੇ ਨੂੰ ਨਹੀਂ ਲੱਗਦੀ ਨਾ ਕੋਈ ਬਹਿਰੀ ਨਾ ਹੈ ਬਗਰ ਪਰਮੇਸ਼ਰ ਦੇ ਸਾਰੇ ਨੇ ਇੱਕ ਪਿਤਾ ਇੱਕ ਸਕੇਮ ਵਰਗ ਬੈਰੀ ਬਗਾਨਾ ਤੇ ਹੈ ਕੌਣ ਸਿੱਖ ਕੋਈ ਕੌਮ ਨਹੀਂ ਕੌਮ ਧੜਾ ਹੈ ਕੌਮ ਧੜੇ ਦਾ ਨਾਮ ਜੇ ਸਿੱਖ ਕੌਮ ਇੱਕ ਧੜਾ ਵੱਖਰਾ ਹੈ ਜੇ ਸਾਡਾ ਧੜਾ ਹੈ ਨਹੀਂ ਜਾਂ ਗੁਰਬਾਣੀ ਕਹਿੰਦੀ ਹੈ ਸਾਡਾ ਕੋਈ ਧੜਾ ਹੀ ਨਹੀਂ ਤੇ ਕੌਮ ਕਿਵੇਂ ਹੋਊਗੀ ਜੇ ਇਹ ਕੌਮ ਹੈ ਬਾਕੀ ਕੌਮਾਂ ਨੇ ਧੜਾ ਤਾਂ ਹੋਏਗਾ ਬਾਕੀ ਵੀ ਕੌਮਾਂ ਨੇ ਵੀ ਕੌਮ ਧੜਾ ਤਾਂ ਹੋ ਗਿਆ ਫਿਰ ਅਸੀਂ ਪੜ੍ਹੀ ਹੈ ਬਾਣੀ ਨਕਲ ਕੀਤੀ ਹੈ ਦੂਜੇ ਮਤਾਂ ਦੀ ਦੂਜਾ ਮਤਾਂ ਨੇ ਸਾਡੀ ਨਕਲ ਕਰਦੀ ਸੀ ਅਸੀਂ ਤਾਂ ਉਹਨਾਂ ਦੀ ਕਰਦੇ ਇਸਾਈ ਐ ਕਰਦੇ ਨੇ ਆਪਾਂ ਇਹ ਕਰੀਏ ਉਹ ਬਲਾਨੇ ਆਏ ਨੇ ਪੈਸੇ ਇਕੱਠੇ ਕਰਕੇ ਆਪਣੇ ਲੋਕਾਂ ਨੂੰ ਪੜਾਉਂਦੇ ਨੇ ਆਪਾਂ ਇਹ ਪੜਾਈਏ ਇਹ ਗੁਰਮਤ ਹੈ ਕਿ ਵਿਦਵਾਨ ਨੇ ਹੋ ਜੋ ਜਾ ਮੈਂ ਹੋਊਗਾ ਮੇਰੀ ਵਿਚਾਰਧਾਰਾ ਹੋਊਗੀ ਉਹੇ ਜੀ ਵਿਚਾਰਧਾਰਾ ਦਾ ਮੈਂ ਵਿਚਾਰ ਕਰੂੰਗਾ ਜੇ ਮੈਂ ਹੀ ਗੁਰਮਤ ਨਾਲ ਜੁੜਿਆ ਹੋਇਆ ਨਹੀਂ ਜਿਹੜੇ ਲੋਕ ਅਸੀਂ ਬੜੇ ਬੜੇ ਅਮੀਰ ਆਦਮੀ ਜਿਹਨਾਂ ਦੇ ਕਾਰੋਬਾਰ ਚੰਗੇ ਨੇ ਉਹਨਾਂ ਨੂੰ ਗੁਰਦੁਆਰੇ ਪ੍ਰਬੰਧ ਚ ਲੈ ਲੈਂਦੇ ਆ ਉਹ ਗੁਰਦਾਰੇ ਨੂੰ ਅਮੀਰ ਬਣਾ ਦਿੰਦੇ ਨੇ ਆਪ ਅਮੀਰ ਬਣੇ ਨੇ ਟੈਕਨੀਕ ਉਹਨਾਂ ਨੂੰ ਆਉਂਦੀ ਹੈ ਗੁਰਦਾਰਾ ਅਮੀਰ ਬਣ ਜਾਂਦਾ ਇਹੀ ਉਹ ਜਾਣਦੇ ਨੇ ਗੁਰਦਾਰੇ ਪੱਥਰ ਲਾ ਦੇਣਗੇ ਪਾਲਕੀ ਸੋਨੇ ਦੀ ਬਣਾ ਦੇਣਗੇ ਉਹ ਇਹੀ ਜਾਣਦੇ ਨੇ ਪਰ ਜੇ ਕੋਈ ਗੁਰਮੁਖ ਆ ਜਵੇ ਉਹ ਸੋਨੇ ਦੀਆਂ ਪਾਲਕੀਆਂ ਵੇਚ ਕੇ ਲੰਗਰ ਲਾ ਦੂ ਇਹ ਗਰੀਬਾਂ ਦੇ ਜਿਹੜੇ ਅਪਾਹਜ ਨੇ ਗਰੀਬ ਨੇ ਜਿਹੜੇ ਮਰਦੇ ਨੇ ਬਹੁਤ ਦੁਖੀ ਨੇ ਉਹਨਾਂ ਨੂੰ ਕਹਿ ਦੋ ਵੀ ਇਹਨਾਂ ਨੂੰ ਦੇ ਦੋ ਆਪਾਂ ਨੇ ਕੀ ਕਰਨੀ ਜਿਹੜੇ ਪਾਲਕੀ ਇੱਥੇ ਜਿਆਦਾ ਪੈਸੇ ਨਹੀਂ ਜਮਾ ਕਰੀਦੇ ਝਗੜਾ ਪੈਦਾ ਹੋਊਗਾ ਉਹ ਸਾਰਾ ਵਰਤਾ ਕੇ ਪਰਲੇ ਮਾਰ ਮਾਰਦਿਆ ਕਰੋ ਸਵੇਰ ਜੇ ਹੋਊਗਾ ਕਰ ਬਜ ਹੋ ਆ ਜੂਗਾ ਉਹ ਇਹੀ ਜੀ ਗੱਲ ਕਰੂਗਾ ਝਗੜਾ ਨਾ ਪੈਦਾ ਹੋਵੇ ਉਹ ਇਹੀ ਜੀ ਗੱਲ ਕਰੂ ਝਗੜਾ ਮਾਇਆ ਤੇ ਪੈਦਾ ਹੋਣਾ ਜਦ ਵੀ ਹੋਣਾ ਅਗੇ ਕਹਿੰਦੇ ਹੁੰਦੇ ਸੀ ਪ੍ਰਾਣੇ ਕਹਿੰਦੇ ਜਮਾਂ ਨੂੰ ਜਮ ਪੈਂਦੇ ਨੇ ਜੇ ਕੁਝ ਜਮਾ ਹੁੰਦਾ ਜਮ ਉੱਥੇ ਹੀ ਪੈਂਦੇ ਨੇ ਜੇ ਜਮਾ ਨਹੀਂ ਜਮ ਕਿੱਥੋਂ ਪੈਣਗੇ ਜਮਾ ਹੋਊ ਕੋਈ ਜਮ ਪੈਣਗੇ ਜੇ ਜਮਾ ਹੀ ਕੁਝ ਨਹੀਂ ਜਮ ਉੱਥੇ ਕਿੱਥੇ ਪੈਣਗੇ ਆਖੇ ਕੀ ਕਰਨਗੇ ਜਮ ਉੱਥੋਂ ਕਹਾ ਕਰੇ ਜਮੂ ਜਮੂ ਉੱਥੇ ਕੀ ਕਰੂ ਜਿੱਥੇ ਹੀ ਨਹੀਂ ਕੋਈ ਇਹ ਸੀ ਵਿਚਾਰਧਾਰਾ ਗੁਰਮੁਖਾਂ ਦੀ ਪਿੱਛੇ ਉਹ ਛੜਤੀ ਅਸੀਂ ਛੜਤੀ ਕਿਉਂ ਗਿਆਨ ਦੀ ਜਗ੍ਹਾ ਸੀ ਕੋ ਗਿਆਨ ਬਣਾਤਾ ਇਹਨੂੰ ਗਿਆਨ ਹੁੰਦਾ ਕੋ ਗਿਆਨ ਹੁੰਦਾ ਇੱਕ ਅਗਿਆਨ ਹੁੰਦਾ ਤਿੰਨ ਪ੍ਰਕਾਰ ਦਾ ਗਿਆਨ ਗੁਰਬਾਣੀ ਦਾ ਗਿਆਨ ਸੁ ਗਿਆਨ ਆਤਮ ਗਿਆਨ ਸ੍ਰੇਸ਼ਟ ਗਿਆਨ ਹੈ ਇਹ ਗਿਆਨ ਦੀ ਕੋਈ ਨਿੰਦਿਆ ਨਹੀਂ ਕਰ ਸਕਦਾ ਇਹ ਗਿਆਨ ਨੂੰ ਖੰਡਣ ਨਹੀਂ ਕਰ ਸਕਦਾ ਇਹ ਗਿਆਨ ਨੂੰ ਕੋ ਬੁਰਾ ਨਹੀਂ ਕਹਿ ਸਕਦਾ ਕਹਿੰਦਾ ਵੀ ਹੈ ਨਹੀਂ ਗੁਰਬਾਣੀ ਨੂੰ ਨਹੀਂ ਕੋ ਬੁਰਾ ਕਹਿੰਦਾ ਪਰ ਗੱਲ ਪ੍ਰਚਾਰ ਗੁਰਬਾਣੀ ਦੇ ਵਿਰੁੱਧ ਹੈ ਆਪਣਾ ਜੋ ਕਰ ਰਿਹਾ ਰੂਪ ਨਹੀਂ ਬਰੋ ਕਹਿੰਦਾ ਹੈ ਉਹ ਤੇ ਵਿਰੋਧੀ ਪ੍ਰਚਾਰ ਹੋ ਰਿਹਾ ਹੈ ਆਪਾਂ ਵਿਰੋਧੀ ਪ੍ਰਚਾਰ ਕਰ ਰਹੇ ਨੇ ਟੀਕਾਕਾਰ ਵੀ ਕਥਾ ਬਚ ਜਿਹੜੀ ਅੱਜ ਕੱਲ ਕਹਿੰਦੀ ਥੋੜਾ ਜਿਹਾ ਨੂੰ ਆਪੇ ਘਟ ਦੇਣੀ ਹੈ ਆਪੇ ਉਹਦੇ ਵਿਰੋਧ ਗੱਲ ਕਹਿ ਦੇਣੀ ਪ੍ਰਚਾਰ ਕੀ ਹੋ ਗਿਆ ਜੋ ਮੈਂ ਕਹਿਤੀ ਉਹੀ ਮੈਂ ਘਟਤੀ ਇਹ ਉਲਝੇ ਹੋਏ ਦੀ ਗੱਲ ਹੈ ਗੁਰਬਾਣੀ ਆਪਣੀ ਜੋ ਇੱਕ ਵਾਰ ਗੱਲ ਕਹਿਤੀ ਉਹਦੇ ਵਿਰੋਧੀ ਗੱਲ ਗੁਰਬਾਣੀ 'ਚ ਕਿਤੇ ਵੀ ਨਹੀਂ ਹੁੰਦੀ ਜੇ ਵਿਰੋਧੀ ਅਸੀਂ ਅਰਥ ਕਰਦੇ ਆ ਤਾਂ ਸਾਡੇ ਸਮਝਣ ਵਿੱਚ ਫਰਕ ਪਿਆ ਹੋਇਆ ਅਸੀਂ ਆਲਰੇਡੀ ਕੁਝ ਗਲਤ ਸਮਝਿਆ ਹੈ ਉਹ ਆਲਰੇਡੀ ਜੋ ਗੱਲ ਸਮਝਿਆ ਹੈ ਉਹਦਾ ਪ੍ਰਭਾਵ ਪਾ ਕੇ ਉਹ ਖਰ ਤੋੜ ਮਰੋੜ ਕੇ ਅਸੀਂ ਉਹਦਾ ਅਰਥ ਕਰ ਲੈਂਦੇ ਜਿਵੇਂ ਉਹ ਜਪਜੀ ਸਾਹਿਬ ਦੀ ਪੰਕਤੀ ਹੈ ਤਿੰਨੇ ਚੇਲੇ ਪ੍ਰਵਾਨ ਲਫਤ ਸੀ ਤੱਤੇ ਨੂੰ ਸਿਆਰੀ ਨੰਨੇ ਨੂੰ ਸਿਆਰੀ ਇਹਦਾ ਅਰਥ ਤਿੰਨ ਚੇਲੇ ਪ੍ਰਮਾਣ ਕਰ ਲੈ ਕਿਉਂਕਿ ਪਹਿਲਾਂ ਫਸਿਆ ਸੀ ਨਾ ਦਿਮਾਗ 'ਚ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨ ਨੇ ਜੇ ਇਹ ਫਸਿਆ ਨਾ ਹੁੰਦਾ ਅੰਗਰੇਜ਼ ਕੋਈ ਅਰਥ ਕਰਦਾ ਕਦੇ ਨਹੀਂ ਸੀ ਕਰਦਾ ਤਿੰਨ ਚੇਲੇ ਪ੍ਰਮਾਣ ਉਥੇ ਉਹਨਾਂ ਦੇ ਤਿੰਨ ਹੁੰਦੇ ਨਹੀਂ ਮੁਸਲਮਾਨ ਕਰਦਾ ਉਹ ਨਹੀਂ ਸੀ ਕਰਦਾ ਕਰੇ ਤਾਂ ਉਹਨੇ ਨੇ ਪੜਦੇ ਨੇ ਜਿਹੜਾ ਤਿੰਨ ਚੇਲੇ ਬੰਦਾ ਪ੍ਰਮਾਣ ਜਿੰਨੀ ਵਾਰ ਵੀ ਤਿੰਨੀ ਲਫ਼ਜ਼ ਆਇਆ ਜਿੰਨੀ ਲਫ਼ਜ਼ ਆਇਆ ਤਿੰਨੀ ਲਫ਼ਜ਼ ਆਇਆ ਹਜ਼ਾਰਾਂ ਵਾਰ ਆਇਆ ਹੈ ਗੁਰਬਾਣੀ ਚ ਕਿਤੇ ਵੀ ਇਹਦਾ ਲਫ਼ਜ਼ ਦਾ ਅਰਥ ਥਰੀ ਨਹੀਂ ਹੈ ਤਿੰਨ ਨਹੀਂ ਤਿੰਨ ਵੀ ਲਿਖਿਆ ਗੁਰਬਾਣੀ ਤੇ ਤਾਂ ਤੈਨੂੰ ਸਾਰੀ ਨੰਨਾ ਮੁਕਤਾ ਉਹਦੇ ਵੀ ਅਰਥ ਥਰੀ ਨਹੀਂ ਹੈ ਅਸੀਂ ਤਾਂ ਪੰਜਾਬੀ ਤਿੰਨ ਬੋਲਦੇ ਉਹ ਤਿੰਨ ਨਹੀਂ ਹੈ ਤਿੰਨ ਜਿਨ ਕੇ ਚੋਲੇ ਰਤਲੇ ਕੰਤ ਤਿਨਾ ਕੇ ਪਾਸ ਇਥੇ ਤਿਨਾ ਕੇ ਪਾਸ ਕਾਹਦੇ ਨਹੀਂ ਕਹਿੰਦੇ ਕੰਤ ਤਿਨਾ ਕਾਹਦੇ ਕਹਿੰਦੇ ਕੰਤ ਤਿੰਨਾਂ ਦੇ ਪਾਸ ਖਾਦੇ ਨਹੀਂ ਕਹਿੰਦੇ ਤਿੰਨਾਂ ਦੇ ਪਾਸ ਕਿਉਂ ਕਹਿੰਦੇ ਹੋ ਤਿੰਨਾਂ ਕੋਲ ਕਹਿੰਦੇ ਤੇ ਵੀ ਤਿੰਨਾਂ ਕੋਲ ਹੈ ਕੰਤ ਚੌਥੇ ਕੋਲ ਨਹੀਂ ਇੱਕ ਬਰਮਾ ਇੱਕ ਵਿਸ਼ਨੂ ਇੱਕ ਸ਼ਿਵ ਜੀ ਹੈ ਉਹ ਤਾਂ ਬਲੂਗਾ ਫਿਰ ਜਿੰਨੇ ਰਹਿਣਾ ਲੈ ਲਓ ਜਿਹੜੇ ਪਰਿਵਾਰ ਨੇ ਜਿਹੜੇ ਪਰਿਵਾਰ ਨੇ ਇਹ ਵਿਦਵਾਨਾਂ ਦੀਆਂ ਗੱਲਾਂ ਨੇ ਵਿਦਵਾਨ ਬੁੱਧੀਹੀਨ ਦਾ ਨਾਮ ਬੁੱਧੀਹੀਨ ਵਿਦਵਾਨ ਕੋ ਗੱਲ ਪੜਿਆ ਮੂਰਖ ਆਖੀਏ ਜਿਹੜੀ ਵਿਦਿਆ ਵਿਕ ਜਾਂਦੀ ਆ ਵਿਦਵਾਨ ਜਦੋਂ ਵਿਦਿਆ ਬਕਾਉ ਨਹੀਂ ਰਹਿੰਦੀ ਉਹ ਫਿਰ ਵਿਦਵਾਨ ਦੇ ਦਾਇਰੇ ਤੋਂ ਬਾਹਰ ਹੌਲੀ ਹੌਲੀ ਜਾਣਾ ਸ਼ੁਰੂ ਹੁੰਦਾ ਜਿਹੜਾ ਵਿਦਿਆ ਵੇਚਦਾ ਮਨਮੁਖ ਕਹੇ ਮਨਮੁਖ ਵਿਦਿਆ ਵਿਕਰਦਾ ਬਿਖ ਖੱਟੇ ਬਿਖ ਖਾਏ ਜ਼ਹਿਰ ਖੜਦਾ ਤੇ ਜ਼ਹਿਰ ਖਾਂਦਾ ਜ਼ਹਿਰ ਖੱਟਣ ਵਾਲਾ ਜ਼ਹਿਰ ਖਾਣ ਵਾਲਾ ਸਿਆਣਾ ਬੰਦਾ ਹੁੰਦਾ ਜ਼ਹਿਰ ਖੱਟਣ ਜ਼ਹਿਰ ਖਾਣ ਵਾਲਿਆਂ ਦੇ ਪਿੱਛੇ ਧਰਮ ਛੱਡਦਾ ਸੱਚ ਦਾ ਤੇ ਜ਼ਹਿਰ ਖੱਟ ਕੇ ਜ਼ਹਿਰ ਖੜਾ ਰਹੇ ਨੇ ਤੁਹਾਨੂੰ ਹੋਰ ਕੀ ਕਰ ਰਹੇ ਤੇ ਉਹ ਜੋ ਅਸੀਂ ਸਿੱਖੀ ਪੜਦੇ ਹਾਂ ਖਾ ਕੇ ਜ਼ਹਿਰ ਖੱਟ ਕੇ ਜ਼ਹਿਰ ਵਿੱਚੋਂ ਬਣਦੇ ਸੱਚ ਵਕਤ ਮਾਰੀ ਹੋਈ ਹੈ ਤਾਂ ਪੜ ਹੋ ਜੇ ਵਕਤ ਮਾਰੀ ਹੋਈ ਹੈ ਤਾਂ ਪੜ ਹੋ ਜੈ ਤਾਂ ਸਿੱਖੀ ਪੜਦੇ ਨੇ ਜੈ ਸਿੱਖੀ ਕੀ ਹੈ ਸਿੱਖੀ ਹੈ ਸਤ ਜੀਵਨ ਖਾਨਿਆ ਜ਼ਹਿਰ ਭਾਲਦੇ ਹੋ ਸਾਧ ਜੀਵਨ ਸਾਖਤ ਮਰੇ ਸੰਤ ਸਭ ਜੀਵ ਸਿੱਖ ਸੰਤ ਹੈ ਅਸਲ ਦੇ ਵਿੱਚ ਸਿੱਖੇ ਸੰਤ ਹੈ ਸਿੱਖ ਦਾ ਸੰਤ ਹੈ ਜਿਹੜਾ ਅਮਨ ਸ਼ਾਂਤ ਹੈ ਸਿੱਖ ਹੈ ਜਿਹਦਾ ਮਨ ਸ਼ਾਂਤ ਹੈ ਸੰਤ ਹੈ ਜਾਂ ਕਿਹਾ ਗੁਰੂ ਸਾਹਿਬ ਨੇ ਆਵੋ ਸੰਤ ਪਿਆਰਿਓ ਸਿੱਖਾਂ ਨੂੰ ਕਿਹਾ ਆਵੋ ਸਿੱਖ ਹੋ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਸੰਤ ਪਿਆਰਿਓ ਅਕਥ ਕੀ ਕਰਿਆ ਕਹਾਣੀ ਉਥੇ ਸੰਤ ਕਹਤਾ ਉਥੇ ਗੁਰ ਸਿੱਖ ਕਹਤਾ ਦੱਸੋ ਕੀ ਫਰਕ ਹੈ ਫਰਕ ਕੀ ਹੈ ਅਸੀਂ ਸੰਤ ਹੋਰ ਮੰਨੀ ਬੈਠੇ ਸਿੱਖ ਹੋਰ ਮੰਨੀ ਬੈਠੇ ਅਸਲੀ ਸੰਤ ਸਿੱਖੀ ਹੈ ਬਾਕੀ ਸਭ ਨਕਲੀ ਨੇ ਕਿਉਂ ਜਿਹਦੇ ਕੋਲ ਸੱਚ ਹੈ ਨਹੀਂ ਉਹ ਸੰਤ ਹੁੰਦਾ ਹੀ ਨਹੀਂ ਨਾਨਕ ਸੰਤ ਮਿਲਾ ਸੱਚ ਪਾਈਏ ਸੱਚ ਪਾਈਏ ਸੱਚ ਕੀ ਉਹ ਸੱਚ ਦੇ ਕੋਲੇ ਗੁਰੂ ਦਾ ਮਿਲਿਆ ਹੋਇਆ ਗੁਰਬਾਣੀ ਤੋਂ ਮਿਲਿਆ ਹੋਇਆ ਸੱਚੀ ਬਾਣੀ ਤੋਂ ਸੱਚ ਮਿਲਦਾ ਹੈ ਸੱਚੀ ਬਾਣੀ ਤੋਂ ਸੱਚ ਮਿਲਣਾ ਕੱਚੀ ਬਾਣੀ ਤੋਂ ਕੀ ਮਿਲਣਾ ਕੱਚੀ ਬਾਣੀ ਤੋਂ ਵਿਖਿਆ ਕੱਚ ਵਿਖਿਆ ਦਾ ਨਾਮ ਹੈ ਗਿਆਨ ਦੋ ਪ੍ਰਕਾਰ ਤਿੰਨ ਪ੍ਰਕਾਰ ਦਾ ਹੋ ਗਿਆ ਜਿਹੜਾ ਕੋ ਗਿਆਨ ਹੈ ਵਿਖਿਆ ਉਹ ਵਿਖਿਆ ਜਹਿਰ ਮਾਇਆ ਦਾ ਗਿਆਨ ਮਾਇਆ ਤਾਂ ਹੋ ਜਦੋਂ ਗਿਆਨ ਵਿਗੜਦਾ ਕੋ ਗਿਆਨ ਬਣ ਜਾਂਦਾ ਜਦੋਂ ਗਿਆਨ ਬਕਾਉ ਹੋ ਜਾ ਕੋ ਗਿਆਨ ਬਣ ਜਾਂਦਾ ਜਦੋਂ ਗਿਆਨ ਦਾ ਮਿਸਯੂਜ਼ ਜਾ ਕੋ ਗਿਆਨ ਬਣ ਜਾਂਦਾ ਮਿਸਯੂਜ਼ ਕਿਵੇਂ ਹੁੰਦਾ ਹਿਰਣਾ ਬਾਜਾਂ ਤੇ ਸਿੱਕਦਾਰ ਤਿੰਨਾ ਪੜਿਆ ਨਾ ਫਾਹੀ ਲੱਗੀ ਜਾਤ ਫਾਹਨ ਮਿਸਯੂਜ਼ ਹੋ ਗਿਆ ਅੱਗੇ ਨਹੀਂ ਥੋ ਅੱਗੇ ਦਰਗਾਹ ਕੋਈ ਜਗ੍ਹਾ ਨਹੀਂ ਲੋਕਾਂ ਵਾਸਤੇ ਜਿਹੜੇ ਫਸੇ ਹੋਏ ਆਪ ਨੇ ਲੋਕਾਂ ਨੂੰ ਜਾਂਦੇ ਜਾਲ ਚ ਫਸਾ ਰਹੇ ਨੇ ਉਹਨਾਂ ਨੂੰ ਇਹ ਜੰਮ ਕੇ ਦੂਤ ਕਿਹਾ ਹੋਇਆ ਬਾਣੀ ਜਮ ਕੇ ਦੂਤ ਉਹ ਸਾਰੇ ਬੰਦੇ ਨੇ ਜਿਹੜੇ ਧਰਮ ਦੇ ਨਾਂ ਤੇ ਪ੍ਰਚਾਰ ਕਰਕੇ ਲੋਕਾਂ ਨੂੰ ਜਮ ਦੇ ਜਾਲ 'ਚ ਮਾਇਆ ਨਾਲ ਜੋੜ ਰਹੇ ਨੇ ਇਹਨਾਂ ਦਾ ਲੋਭ ਵਧਾ ਰਹੇ ਨੇ ਇਹਨਾਂ 'ਚ ਮੋਹ ਵਧਾ ਰਹੇ ਨੇ ਵਿਰੋਧ ਨਹੀਂ ਬਣਾਉਂਦੇ ਲੋਕ ਦੋ ਹੀ ਚੀਜ਼ਾਂ ਬਣਾਉਂਦੇ ਮੋਹ ਅਲੋ ਬਾਕੀ ਤਾਂ ਆਪੇ ਵੱਜ ਜਾਂਦੇ ਨੇ ਉਹ ਮੋਹ ਅਲੋ ਬਣਾਉਂਦੇ ਇਹ ਸਾਨੂੰ ਮਿੱਠੇ ਲੱਗਦੇ ਨੇ ਲੋਭ ਜਿਹੜਾ ਹੈ ਜਿਵੇਂ ਸਰੀਰ 'ਚ ਜਿੰਨਾ ਖੂਨ ਦੌੜਦਾ ਹੈ ਨਹੀਂ ਆਦਮੀ ਤਾਂ ਦੋਸਤ ਹੈ ਖੂਨ ਜ਼ਿਆਦਾ ਹੈ ਬਸ ਸਾਰੀ ਜ਼ਿੰਦਗੀ ਜਿੰਨਾ ਲੋਭੀ ਹੈ ਉਹ ਨਹੀਂ ਤੰਦਰੁਸਤ ਹੈ ਜਿਹੜਾ ਲੋਭੀ ਨਹੀਂ ਉਹ ਤਾਂ ਕਰਦੇ ਵੀ ਚੰਗਾ ਸਮਝਦੇ ਨੇ ਚੰਗਾ ਸਮਝਦੇ ਉਹਨੂੰ ਕੋਈ ਵੀ ਨਹੀਂ ਚੰਗਾ ਸਮਝਦਾ ਬਾਕੀ ਰਹਿ ਗਿਆ ਉਹ ਉਹ ਮਿੱਠਾ ਅੱਜ ਤਾਂ ਅਸੀਂ ਮਿੱਠੇ ਨੂੰ ਵੀ ਬੁਰਾ ਸਮਝਣ ਲੱਗੇ ਪਰ ਉਹ ਮਿੱਠਾ ਉਹਨੂੰ ਨਹੀਂ ਬੁਰਾ ਸਮਝਦੇ ਜਿਵੇਂ ਬਾਹਰਲਾ ਮਿੱਠਾ ਸਾਡੇ ਸਰੀਰ ਨੂੰ ਨੁਕਸਾਨ ਕਰਦਾ ਹੈ ਐਵੇਂ ਅੰਦਰਲੇ ਸਰੀਰ ਨੂੰ ਉਹ ਮਿੱਠਾ ਵੀ ਨੁਕਸਾਨ ਕਰਦਾ ਜਿਵੇਂ ਜ਼ਿਆਦਾ ਖੂਨ ਵਧਿਆ ਹੋਇਆ ਬਲੱਡ ਪ੍ਰੈਸ਼ਰ ਹੋਣ ਦਾ ਖਤਰਾ ਨਾ ਬਾਹਰਲੇ ਸਰੀਰ ਨੂੰ ਉਵੇਂ ਜ਼ਿਆਦਾ ਲੋਕ ਅੰਦਰਲਾ ਵੀ ਬਲੱਡ ਪ੍ਰੈਸ਼ਰ ਵਧਾ ਦਿੰਦਾ ਕ੍ਰੋਧ ਆਉਗਾ ਉਹ ਮੇ ਆਉਗਾ ਦੋਏ ਸ਼ਰੀਰਾਂ ਨੂੰ ਦੋਏ ਨੁਕਸਾਨ ਹੁਣ ਤਾਂ ਇਹਨੇ ਇੱਥੇ ਤੱਕ ਆਦਮੀ ਪਹੁੰਚ ਗਿਆ ਨਾ ਵੀ ਨਾ ਭਾਈ ਰੱਡ ਜ਼ਿਆਦਾ ਵਧਿਆ ਹੋਇਆ ਚੰਗਾ ਨਾ ਜ਼ਿਆਦਾ ਮਿੱਠਾ ਖਾਣਾ ਚੰਗਾ ਤੇ ਲੋਭ ਜਿਹੜਾ ਹੈਗਾ ਉਹਨੂੰ ਖੂਨ ਕਿਹਾ ਹੈ ਲੋਭ ਰਤ ਵਿੱਚੋਂ ਜਾਏ ਲੋਹੂ ਲਾਭਨ ਕੱਥਾ ਵੇਖ ਨਕੱਤਾ ਦੇਖ ਹੋਏ ਹਲਾਲ ਲੱਗੇ ਹੱਕ ਜਾਏ ਜਿਹੜਾ ਲੋਭ ਹੈ ਇਹ ਅੰਦਰਲੇ ਸਰੀਰ ਦਾ ਖੂਨ ਹੈ ਜਿੰਨਾ ਵਧੂ ਅੰਦਰਲੇ ਸਰੀਰ 'ਚ ਖੂਨ ਵਧੂਗਾ ਨਹੀਂ ਉਹਦੀ ਧੜਕਣ ਦਿਲ ਦੀ ਵਧਾਊਗਾ ਤੇ ਉਹਨੇ ਹਾਰਟ ਅਟੈਕ ਜ਼ਿਆਦਾ ਹੋਣਗੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋਊਗੀ ਹੋਊਗੀ ਹਟੇ ਨਹੀਂ ਸਕਦੀ ਤੇ ਜਿੰਨਾ ਮੋਹ ਵਧੂਗਾ ਉਹਨਾਂ ਮਿੱਠਾ ਖਾਂਦਾ ਮਿੱਠੇ ਨੇ ਵੀ ਜਾ ਕੇ ਖੂਨ ਚ ਤਬਦੀਲ ਹੋਣਾ ਫੈਟ ਬਣਨੀ ਉਹਦੀ ਬਸ ਦੋਹਾਂ ਦਾ ਐਸਾ ਸੰਬੰਧ ਹੈ ਇਹ ਦੋਹਾਂ ਦਾ ਚੱਕਰ ਹੀ ਬਚਣ ਨਹੀਂ ਦਿੰਦਾ ਇਹ ਅਸਾਧ ਰੋਗ ਪੈਦਾ ਕਰ ਦਿੰਦਾ ਇਹ ਦੋਈ ਇਹ ਬਦੋਦੇ ਦੋ ਹੀ ਇਹ ਬਣਾਉਂਦੇ ਨੇ ਜਿਹੜੇ ਦੂਏ ਧਰਮ ਨੇ ਸਾਖਤਾਂ ਦੇ ਧਰਮ ਦੋ ਹੀ ਬਤਾਉਂਦੇ ਨੇ ਤੇ ਡਾਕਟਰਾਂ ਦੇ ਵੀ ਫਾਇਦੇ ਨੇ ਸਰਕਾਰ ਦੇ ਵੀ ਫਾਇਦੇ ਚ ਨੇ ਕਿਸੇ ਹੱਦ ਤੱਕ ਸਰਕਾਰ ਦੇ ਫਾਇਦੇ ਚ ਨੇ ਜੋ ਸਰਕਾਰ ਕੰਮ ਕਹਿੰਦੀ ਉਹ ਕਰਨ ਲੱਗ ਜਾਂਦੇ ਨੇ ਸਰਕਾਰ ਨੂੰ ਇਹਨੂੰ ਪਤਾ ਕਿ ਸਰਕਾਰ ਦੇ ਰਹਿਮ ਵਾਲੇ ਹੋ ਸੀ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਬਲੈਕਮੇਲ ਕਰਨਾ ਅਪਰਾਧ ਹੈ ਧਰਮ ਨੇ ਤਾਂ ਮੰਨ ਲਿਆ ਅਪਰਾਧ ਸੱਚਖੰਡ ਤੇ ਤਾਂ ਅਪਰਾਧ ਮੰਨਿਆ ਹੋਇਆ ਅੱਗੇ ਨਹੀਂ ਤੋਂ ਕਹਿ ਕੇ ਫਾਹੀ ਲੱਗੀ ਜਾਤ ਪਾਣ ਅੱਗੇ ਨਹੀਂ ਹੋ ਗਾ ਦਰਗਾਹ ਦੇ ਕਾਨੂੰਨ ਦੇ ਹਿਸਾਬ ਨਾਲ ਅਪਰਾਧੀ ਨੇ ਇੱਥੇ ਦੀ ਸਰਕਾਰ ਝੂਠੀ ਸਰਕਾਰ ਨੇ ਅਪਰਾਧੀ ਨਹੀਂ ਬੰਦੇ ਹੋਏ ਤੋ ਆਪ ਵੀ ਸਰਕਾਰ ਝੂਠੀ ਹੈ ਨਾ ਜਿੰਨਾ ਚਿਰ ਇਹ ਅਪਰਾਧੀ ਨਹੀਂ ਬੰਦੇ ਜਾਂਦੇ ਜਨਤਾ ਸੁਖੀ ਨਹੀਂ ਹੋ ਸਕਦੀ ਹੁਣ ਕੁਝ ਕੁਝ ਇਹਨਾਂ ਦੀ ਹਰਕਤਾਂ ਤੋਂ ਸਰਕਾਰ ਨੂੰ ਪਤਾ ਲੱਗਿਆ ਹੈ ਵੀ ਇਹ ਵੀ ਇੱਕ ਬਿਮਾਰੀ ਹੈ ਵੱਡੀ ਬਿਮਾਰੀ ਜੇ ਤੋਂ ਨਾ ਬਚਾਏ ਗਏ ਲੋਕ ਤਾਂ ਲੋਕ ਸੁਖੀ ਨਹੀਂ ਹੋ ਸਕਦੇ ਜੇ ਲੋਕ ਸੁਖੀ ਕਰਨੇ ਨੇ ਤਾਂ ਇਹਨਾਂ ਝੂਠਿਆਂ ਤੇ ਬੈਨ ਲਾਉਣਾ ਜ਼ਰੂਰੀ ਹੈ ਕਮਿਊਨਿਸਟਾਂ ਨੇ ਬੈਨ ਲਾਇਆ ਸੀ ਇਹਨਾਂ ਤੇ ਗਵਰਨੈਂਸ ਤੋਂ ਇਹਦਾ ਰਿਜ਼ਲਟ ਵੀ ਚੰਗੇ ਆਏ ਸੀ ਉਹਨਾਂ ਦੇ ਪਰ ਉਹਨਾਂ 'ਚ ਇੱਕ ਕਮੀ ਇਹ ਸੀ ਉਹਨਾਂ ਨੂੰ ਸੱਚ ਧਰਮ ਦਾ ਗਿਆਨ ਨਹੀਂ ਸੀ ਨਾਲ ਬਦਲ ਦਈਦਾ ਹੁੰਦਾ ਇੱਕ ਧਰਮ ਛਡਾ ਕੇ ਦੂਆ ਧਰਮ ਨਾਲ ਦਈਦਾ ਹੁੰਦਾ ਉਤੇ ਵੈਕੂਮ ਪੈਦਾ ਹੋ ਜਾਊਗਾ ਜੇ ਧਰਮ ਦਾ ਵੈਕੂਮ ਪੈਦਾ ਹੋ ਜਵੇ ਤਾਂ ਜਿਹੜੇ ਸਰਕਾਰ ਦੇ ਵਿੱਚ ਲੋਕ ਪਾਵਰ 'ਚ ਹੁੰਦੇ ਨੇ ਉਹ ਬੇਈਮਾਨ ਹੋ ਜਾਂਦੇ ਨੇ ਆਪ ਤੁਹਾਨੂੰ ਬੇਈਮਾਨੀ ਤੋਂ ਰੋਕੂ ਕੋਣ ਧਰਮੇ ਰੋਕੂ ਲੋ ਬੇਈਮਾਨੀ ਕੋਈ ਚੀਜ਼ ਤੁਹਾਡੇ ਉੱਥੇ ਰਾਜ ਕਿਸੇ ਦੀ ਪਈ ਹੈ ਬੈਂਕ ਖਾਲੀ ਪਿਆ ਨੋਟ ਬਿਖਰੇ ਪਏ ਨੇ ਕੋਈ ਅੰਦਰ ਆਦਮੀ ਜਾਂਦਾ ਹੈ ਬੰਦੇ ਸਾਰੇ ਬੇਹੋਸ਼ ਪਏ ਨੇ ਉਹ ਨਾ ਚੱਕੇ ਨੋਟ ਇਹ ਉਹਦੀ ਆਤਮਾ ਹੀ ਉਹਨੂੰ ਬਚਾ ਸਕਦੀ ਹੈ ਕੋਈ ਆਦਮੀ ਨਹੀਂ ਬਚਾ ਸਕਦਾ ਮੈਂ ਚੋਰੀ ਨਾ ਕਰਾਂ ਮੈਂ ਮੇਰੀ ਅਕਲ ਨੂੰ ਰੋਕ ਸਕਦੀ ਹੈ ਹੋਰ ਕੋਈ ਨਹੀਂ ਰੋਕ ਸਕਦਾ ਇਸ ਕਰਕੇ ਬੁਰਾਈ ਤੋਂ ਦੁਨੀਆ ਦਾ ਕੋਈ ਧਰਮ ਕੋਈ ਦੇਵੀ ਦੇਵਤਾ ਕੋਈ ਆਦਮੀ ਤੁਹਾਨੂੰ ਨਹੀਂ ਰੋਕ ਸਕਦਾ ਇਹ ਤਾਂ ਤੁਹਾਨੂੰ ਆਪਣੇ ਆਪ ਰੋਕਣਾ ਪਊਗਾ ਜੇ ਬੁੱਧੀ ਦਾ ਬਲ ਤਕੜਾ ਹੈ ਤਾਂ ਮਨ ਨੂੰ ਰੋਕ ਲੂ ਜੇ ਬੁੱਧੀ ਦਾ ਬਲ ਕਮਜ਼ੋਰ ਹੈ ਮਨ ਤਕੜਾ ਹੈ ਤਾਂ ਉਹ ਕੰਮ ਕਰ ਬੁਰਾ ਕੰਮ ਕਰ ਕੋਈ ਰੋਕ ਨਹੀਂ ਸਕਦਾ ਧਰਮ ਨੇ ਤੁਹਾਡੇ ਬੁੱਧ ਨੂੰ ਤਕੜਾ ਕੀਤਾ ਹੈ ਮਨ ਨੂੰ ਕਮਜ਼ੋਰ ਕੀਤਾ ਤਾਂ ਕਿ ਤੁਸੀਂ ਬੁਰਾਈ ਤੋਂ ਬਚ ਸਕੋ ਹੋਰ ਕੋਈ ਤਰੀਕਾ ਬੁਰਾਈ ਤੋਂ ਬਚਾਉਣ ਦਾ ਜਿੰਨੀ ਮਰਜ਼ੀ ਫੋਰਸ ਬਣਾ ਲਓ ਜਿੰਨੀ ਮਰਜ਼ੀ ਤੁਸੀਂ ਪੁਲਿਸ ਰੱਖ ਲਓ ਕੱਲੇ ਕੱਲੇ ਨੂੰ ਪੁਲਿਸ ਕਿਵੇਂ ਬਚਾ ਦੂ ਪੁਲਿਸ ਵਾਲਿਆਂ ਖੜਿਆਂ ਨੂੰ ਆਗਲੇ ਹੱਤਵਾਦੀ ਮਾਰ ਦਿੰਦੇ ਨੇ ਮਿਲਟਰੀ ਵਾਲਿਆਂ ਨੂੰ ਮਾਰ ਦਿੰਦੇ ਤੁਹਾਨੂੰ ਕੀ ਬਚਾਉਣਗੇ ਉਹਨਾਂ ਦੇ ਅਟੈਕ ਹੋ ਜਾਂਦੇ ਨੇ ਕਿ ਕਾਦਮੀ ਸਵਾਇ ਖੜਾ ਹੈ ਕਾਦਮੀ ਹੁੰਦਾ ਹੈ ਹਥਿਆਰ ਲੈ ਕੇ ਇਹ ਜਿਹੜੇ ਲੋਕ ਅਲਗਾਮ ਲਾਉਂਦੇ ਨੇ ਦੂਜੇ ਨੂੰ ਲਾਉਣਾ ਹੈ ਜਦ ਆਪ ਉਹ ਕਰਨਗੇ ਫਿਰ ਪਤਾ ਲੱਗੂਗਾ ਵੀ ਤੁਸੀਂ ਖੜੇ ਜੇ ਬੰਦੂਕਾਂ ਲੈ ਕੇ ਤੁਸੀਂ ਬਚਾ ਕੇ ਦਿਖਾਓ ਇੱਕ ਦੂਏ ਦੀ ਨਿੰਦਿਆ ਕਰਨੀ ਸਿਖਾ ਲਈ ਤੁਸੀਂ ਕਿਵੇਂ ਬਚਾ ਦੋਗੇ ਦੱਸੋ ਇੱਕੋ ਹੀ ਤਰੀਕੇ ਨਾਲ ਬਚਾਇਆ ਜਾ ਸਕਦਾ ਕਿ ਬੰਦੇ ਦੀ ਬੁੱਧ ਹੀ ਇੰਨੀ ਮਜ਼ਬੂਤ ਕਰ ਦਿੱਤੀ ਜਾ ਕੇ ਜਾਵੇ ਕਿ ਬੁਰਾਈ ਵੱਲੋਂ ਮਨੋਂ ਦਾ ਚੱਕੇ ਹੀ ਅਗਲੇ ਉਹਦੀ ਗਰਦਨ ਥੱਲੇ ਨੂੰ ਬਰੋੜ ਦੇਵੇ ਜਿਵੇਂ ਨਿਆਣਿਆਂ ਨੂੰ ਜੇ ਅਸੀਂ ਘੂਰ ਕੇ ਰੱਖੀਏ ਤਾਂ ਉਹ ਛੋਟੀ ਮੋਟੀਆਂ ਗੱਲਾਂ ਜਿਹੜੀਆਂ ਬਚਪਨ 'ਚ ਹੋ ਜਾਂਦੀਆਂ ਨੇ ਉਹ ਤੋਂ ਡਾਂਟੇ ਤੇ ਰੁਕ ਸਕਦੇ ਨੇ ਜੇ ਕੋਈ ਨਿਆਣਾ ਕਿਸੇ ਦੀ ਚੋਰੀ ਕਰਦਾ ਉਹਦੇ ਦੋ ਪੈਣ ਕੰਨਾਂ ਤੇ ਕਹੇ ਵੀ ਜਾ ਆਪ ਦੇ ਕੇ ਆ ਉਹਦੇ ਘਰ ਚੀਜ਼ ਵੀ ਮੈਂ ਚੋਰੀ ਕੀਤੀ ਜੇ ਨਹੀਂ ਜਾਂਦਾ ਤਾਂ ਲੈ ਕੇ ਜਾਵੇ ਵੀ ਮਾਫੀ ਮੰਗਵੇ ਚੋਰੀ ਕੀਤੀ ਜੇ ਜ਼ਿੰਦਗੀ 'ਚ ਕਰ ਲਵੇ ਤਾਂ ਕਹਿ ਦੇ ਬੇਇੱਜ਼ਤੀ ਉਹ ਵੀ ਮੰਨਦਾ ਇੱਜ਼ਤ ਬੇਇੱਜ਼ਤੀ ਦਾ ਨਿਆਣੇ ਨੂੰ ਵੀ ਪਤਾ ਹੁੰਦਾ ਆਤਮ ਹੱਤਿਆ ਕਰ ਲੈਂਦੇ ਨਿਆਣੇ ਬੇਇੱਜ਼ਤੀ ਤੇ ਛੋਟੇ ਛੋਟੇ ਇਹ ਢਿੱਲ ਹੈ ਗੁਰਬਾਣੀ ਢੱਲ ਨਹੀਂ ਦਿੰਦੀ ਜਿੱਤੇ ਢਿੱਲ ਹੈ ਉੱਥੇ ਉੱਥੇ ਫਿਰ ਬਿਮਾਰੀ ਵੱਜ ਜਾਂਦੀ ਹੈ ਗੁਰਵਾਲੀ ਕੋਈ ਲਿੰਗ ਨਹੀਂ ਦਿੰਦੀ ਕੋ ਗਿਆਨ ਹੈ ਜਿਹੜਾ ਇਹ ਨੁਕਸਾਨ ਕਰ ਰਿਹਾ ਸਾਨੂੰ ਜਿਹੜੇ ਸੰਸਾਰ ਦੇ ਪਹਿਲਾਂ ਧਰਮ ਬਣ ਗਏ ਗੁਰਮਤ ਤੋਂ ਗਿਰ ਕੇ ਸੱਚ ਤੋਂ ਮਾਰਗ ਛੱਡ ਕੇ ਜਿਹੜਾ ਧਰਮ ਉਹ ਨੁਕਸਾਨ ਕਰੂ ਪਬਲਿਕ ਦਾ ਕੋਈ ਫਾਇਦਾ ਨਹੀਂ ਕਰ ਸਕਦਾ ਜੇ ਸੰਤ ਬਹੁਤ ਸਾਰੇ ਪੈਸੇ ਇਕੱਠੇ ਕਰਕੇ ਕੁਝ ਕਰਦੇ ਨੇ ਪਬਲਿਕ ਦਾ ਤਾਂ ਪਬਲਿਕ ਦੇ ਹੀ ਪੈਸੇ ਦੇਖੋ ਉਹਨਾਂ ਦਾ ਤਾਂ ਕੁਝ ਨਹੀਂ ਉਹ ਆਪਣੇ ਤੇ ਜਿਹੜਾ ਖਰਚ ਕਰਦੇ ਨੇ ਐਸ ਪ੍ਰੈਸੀ ਉਹ ਕਾਤੇ ਕਰਦੇ ਨੇ ਉਹ ਕਿਉਂ ਕਰਦੇ ਜਿਹੜੇ ਜਿਹੜੇ ਗਰੀਬਾਂ ਤੋਂ ਪੈਸੇ ਲੈਂਦੇ ਨੇ ਉਹਨਾਂ ਦੇ ਤਾਂ ਰੋਟੀ ਨਹੀਂ ਬਖਦੀ ਉਹਨਾਂ ਕੋਲ ਤਾਂ ਸਾਈਕਲ ਨੇ ਇਹਨਾਂ ਕੋਲ ਗੱਡੀਆਂ ਨੇ ਕਿਉਂਕਿ ਤੁਹਾਡੇ ਕੋਲ ਗੱਡੀਆਂ ਕਿਉਂ ਨੇ ਅਸਲ ਜੋ ਆਪਣੀ ਐਸ਼ ਪ੍ਰਸਤੀ ਵਾਸਤੇ ਉਹਨਾਂ ਨੇ ਉਹ ਟਕਵਾਂਜ ਰੱਖਿਆ ਹੋਇਆ ਮੂਰੇ ਹੋਰ ਕੁਝ ਨਹੀਂ ਸਰਕਾਰ ਨੂੰ ਵੀ ਪਤਾ ਵੀ ਅਸੀਂ ਵੀ ਰੁਪਈਏ ਦੇ 15 ਪੈਸੇ ਹੀ ਦਿੰਦੇ ਆ ਪਬਲਿਕ ਨੂੰ ਰੁਪਈਆ ਪਬਲਿਕ ਦਾ 85 ਪੈਸੇ ਅਸੀਂ ਖਾ ਜਾਂਦੇ ਆ ਅਸੀਂ 15 ਪੈਸੇ ਦਿੰਦੇ ਆ ਚਲੋ ਇਹ 75 ਪੈਸੇ ਦਿੰਦੇ ਨੇ ਸਾਡੇ ਨੂੰ ਫਿਰ ਚੰਗੇ ਇਹ ਕਹਿ ਵੀ ਦਿੰਦੇ ਨੇ ਉਹਨਾਂ ਨੂੰ ਜਾਂ ਅਲੱਗ ਬਹਿੰਦੇ ਨੇ ਵੈਸੇ 75 ਤਾਂ ਲਾਉਨੇ ਹੋ ਤੁਸੀਂ ਤਾਂ 85 ਖਾ ਜਾਂਦੇ 15 ਹੀ ਲਾਉਨੇ ਫਿਰ ਉਹ ਚੁੱਪ ਹੋ ਜਾਂਦੇ ਦੋਏ ਝੂਠੇ ਨੇ ਨਾ ਫਿਰ ਉਹ ਕਹਿੰਦੇ ਮਹਾਰਾ ਤੁਸੀਂ ਮਹਾਂਪੁਰ ਕੋ ਅਸੀਂ ਤਾਂ ਕਮਜ਼ੋਰੀ ਦੋਹਾਂ 'ਚ ਹੈ ਇੱਕ ਦੂਏ ਦੇ ਪੂਰਕ ਦੋਏ ਨੇ ਨੇਤਾ ਚੋਰ ਹੈ ਸੰਤ ਸੱਦ ਲਿਆ ਉਹ ਕਹਿੰਦੇ ਬੜਾ ਗੁਰਮੁਖ ਹੈ ਡਿਗਰੀ ਦਿੱਤੀ ਨੇਤਾ ਉਠਿਆ ਕਹਿੰਦੇ ਬੜੇ ਮਹਾਪੁਰਸ਼ ਨੇ ਚਾ ਦੋਹਾਂ ਡਿਗਰੀ ਨਹੀਂ ਦੋਹਾਂ ਡਿਗਰੀ ਦਿੱਤੀ ਉਹਨੇ ਉਹਨੂੰ ਦਿੱਤੀ ਉਹਨੂੰ ਦਿੱਤੀ ਦੋ ਝੂਠੇ ਨੇ ਗੁਰਬਾਣੀ ਇਹ ਜੀ ਡਿਗਰੀ ਨਹੀਂ ਦਿੰਦੀ ਕਿਸੇ ਇਹ ਸਿਆਪਾ ਇੱਥੇ ਜਦ ਇਹ ਜੀ ਡਿਗਰੀ ਨੂੰ ਦਿੰਦੀ ਸੱਚੀ ਸੁੱਚੀ ਗੱਲ ਕਹਿੰਦੀ ਹੈ ਮੂੰਹ ਤੇ ਮਾਰਦੀ ਹੈ ਤਾਂ ਦੋਏ ਵਿਰੋਧੀ ਹੋ ਜਾਂਦੇ ਨੇ ਇਹ ਝੂਠੇ ਧਰਮ ਵਾਲੇ ਵਿਰੋਧੀ ਹੋ ਜਾਂਦੇ ਨੇ ਗੁਰਬੰਦ ਝੂਠੀ ਸਰਕਾਰ ਵਾਲੇ ਵਿਰੋਧੀ ਹੋ ਜਾਂਦੇ ਨੇ ਗੁਰਬੰਦ ਚਾਹੇ ਝੂਠੇ ਧਰਮ ਵਾਲੇ ਵੀ ਹੋਣ ਸਰਕਾਰ ਇਹਨਾਂ ਨੂੰ ਨਹੀਂ ਚਾਹੁੰਦੀ ਇਹ ਇੰਨੇ ਮਜ਼ਬੂਤ ਹੋ ਜਾਣ ਜੇ ਮਜ਼ਬੂਤ ਹੁੰਦੇ ਨੇ ਤਾਂ ਇਹਨਾਂ ਦੀ ਜਿਹੜੀ ਇੰਟੈਲੀਜੈਂਸ ਹੀ ਹੈ ਇਹਨਾਂ ਨੂੰ ਪਾੜ ਦਿੰਦੀ ਹੈ ਇਹਨਾਂ ਦਾ ਵੀ ਖਤਰਾ ਇਹਨਾਂ ਚਾਹੇ ਝੂਠੇ ਧਰਮ ਵਾਲੇ ਨੇ ਮਜ਼ਬੂਤ ਇਹਨਾਂ ਨੂੰ ਜੋੜ ਦਿੰਦੀ ਹੁੰਦੀ ਸਰਕਾਰ ਕਿਸੇ ਨੂੰ ਨਹੀਂ ਮਜ਼ਬੂਤ ਹੋਣ ਕਿਸੇ ਵੀ ਗੱਲ ਨੂੰ ਮਜ਼ਬੂਤ ਆਪਣੇ ਨੂੰ ਨਹੀਂ ਹੋਣ ਦਿੰਦੀ ਸਰਕਾਰ ਕੋਈ ਐਸਾ ਸੀਏ ਨਸੀਬ ਨਹੀਂ ਚਾਹੁੰਦੀ ਜਿਹੜਾ ਰਾਜ ਪਲਟਾ ਕਰ ਦਵੇ ਇੱਕ ਆਦਮੀ ਨਾ ਮਜ਼ਬੂਤ ਹੋ ਜਵੇ ਤੇ ਸਾਰਿਆਂ ਨੂੰ ਚੱਕ ਕੇ ਅੰਦਰ ਕਰ ਦੋ ਰਾਜ ਕਰ ਲਵੇ ਆਪਣਾ ਮਿਲਟਰੀ ਦਾ ਸਾਰੇ ਧਿਆਨ ਰੱਖਣੇ ਪੈਂਦੇ ਕਿਉਂਕਿ ਸਾਰੇ ਤਾਂ ਬੇਈਮਾਨ ਨੇ ਉੱਥੇ ਰਾਜ ਹੈ ਦੂਏ ਤੇ ਕਰਨ ਦਾ ਮਸਲਾ ਸੰਸਾਰ ਦੇ ਵਿੱਚ ਦੂਏ ਨੂੰ ਆਪਣੇ ਮਰਜ਼ੀ ਅਨਸਾਰ ਚਲਾਉਣਾ ਆਪ ਰਾਜ ਕਰਨਾ ਸੰਤ ਵੀ ਰਾਜ ਕਰਦੇ ਨੇ ਸੰਗਤ ਉਹਨਾਂ ਦੀ ਮਰਜ਼ੀ ਅਨੁਸਾਰ ਚੱਲਦੀ ਹੈ ਸਰਕਾਰ ਵੀ ਆਪਣੀ ਮਰਜ਼ੀ ਅਨੁਸਾਰ ਚੱਲਦੀ ਹੈ ਜਿਹੜੇ ਵੈਗਰੂ ਵੈਗਰੂ ਆ ਰਾਮ ਰਾਮ ਜਾਂ ਕੋਈ ਹੋਰ ਸ਼ਬਦ ਜਪਦੇ ਨੇ ਉਹਨਾਂ ਦੀਆਂ 18 ਸਿੱਧੀਆਂ ਵਿੱਚੋਂ ਇੱਕ ਸਿੱਧੀ ਇਹ ਹੈ ਕਿ ਸਾਰਿਆਂ ਦੇ ਮਨ ਨੂੰ ਮੋਹ ਕੇ ਆਪਣੇ ਅਨੁਸਾਰ ਚਲਾਉਣਾ ਜਿਵੇਂ ਮੈਂ ਸੋਚਦਾ ਸਾਰੇ ਉਵੇਂ ਸੋਚਣ ਉਹਨਾਂ ਦੀ ਇੱਕ ਸਿੱਧੀ ਹੈ ਜਿਹੜੀਆਂ 18 ਸਿੱਧੀਆਂ ਲਿਖੀਆਂ ਹੋਈਆਂ ਦੂਏ ਦੇ ਮਨ ਨੂੰ ਜਿੱਤਣਾ ਇਹ ਤਾਂ ਉਲਟ ਗੁਰਬਾਣੀ ਆਪਣੇ ਮਨ ਨੂੰ ਜਿੱਤਣਾ ਦੂਏ ਦੇ ਨੂੰ ਜਿੱਤਣਾ ਉਹ ਇਸ ਤਰੀਕੇ ਨਾਲ ਦੁਨੀਆ ਦੇ ਮਨ ਨੂੰ ਜਿੱਤ ਕੇ ਜਿੱਤਦੇ ਨੇ ਸਾਰੇ ਰਾਜਾ ਵੀ ਦੁਨੀਆ ਦੇ ਮਨ ਨੂੰ ਜਿੱਤ ਆਪਣੀ ਨੀਂਦ ਬਣਾਉਂਦਾ ਸੰਤ ਵੀ ਆਪਣੀ ਈਨ ਬਣਾਉਂਦੇ ਨੇ ਸਾਖਤ ਸਾਰੇ ਆਪਣੀ ਈਨ ਬਣਾਉਂਦੇ ਨੇ ਪਰ ਗੁਰਮੁਖ ਸੱਚ ਦੀ ਈਨ ਮੰਨਦਾ ਹੈ ਮਨਾਉਂਦਾ ਕਿਸੇ ਨੂੰ ਨਹੀਂ ਆਪਣੇ ਮਨ ਨੂੰ ਜਿੱਤਦਾ ਦੂਜੇ ਦੇ ਮਨ ਨੂੰ ਨਹੀਂ ਜਿੱਤਦਾ ਉੱਥੇ ਸਭ ਦੇ ਰਾਜੇ ਬਣਨ ਦੀ ਗੱਲ ਹੈ ਗੁਰੂ ਬਣਨ ਦੀ ਗੱਲ ਹੈ ਗੁਰੂ ਤੋਂ ਬੜਾ ਕੋਈ ਨਹੀਂ ਰਾਜੇ ਤੋਂ ਬੜਾ ਕੋਈ ਨਹੀਂ ਦੋ ਲਫ਼ਜ਼ ਨੇ ਰਾਜਾ ਔਰ ਗੁਰੂ ਗੁਰੂ ਤੋਂ ਬੜਾ ਕੋਈ ਨਹੀਂ ਰਾਜੇ ਤੋਂ ਬੜਾ ਕੋਈ ਨਹੀਂ ਪਰਮੇਸ਼ਰ ਦੇ ਦੋਏ ਰੋਹ ਨੇ ਗੁਰੂ ਵੀ ਉਹਦਾ ਨਾਮ ਰਾਜਾ ਵੀ ਉਹਦਾ ਨਾਮ ਸੰਸਾਰ ਵਿੱਚ ਵੀ ਰਾਜਾ ਔਰ ਗੁਰੂ ਬਣੇ ਹੋਏ ਨੇ ਗੁਰੂ ਦਾ ਧਾਰਮਿਕ ਆਗੂ ਬਣਿਆ ਹੈ ਰਾਜਾ ਜਿਹੜਾ ਸਰਕਾਰ ਨਾਲ ਰਾਜ ਜੁੜਿਆ ਹੋਇਆ ਵਿਸ਼ਨੂੰ ਹੈ ਉਹ ਬਣਿਆ ਹੋਇਆ ਇੱਕ ਪਾਸੇ ਵਿਸ਼ਨੂੰ ਹੋ ਰਾਜਾ ਇੱਕ ਪਾਸੇ ਸ਼ਿਵ ਜੀ ਹੋ ਰਾਜਾ ਧਰਮ ਤੇ ਰਾਜਾ ਰਾਜਾ ਦੀ ਸੁਭਾਵੀ ਟੱਕਰ ਹੋ ਜਾਣੀ ਕੁਦਰਤੀ ਗੱਲ ਹੈ ਇਸ ਕਰਕੇ ਵਿਸ਼ਨੂੰ ਦੀ ਯਾਰ ਸ਼ਿਵ ਜੀ ਦੀ ਆਪਸ ਵਿੱਚ ਨਹੀਂ ਬਣਦੀ ਉਹ ਵੀ ਰਾਜਾ ਉਹ ਵੀ ਰਾਜਾ ਦੋ ਰਾਜੇ ਹੋਣਗੇ ਤਾਂ ਫਿਰ ਫੈਸਲਾ ਤਾਂ ਹੋਊਗਾ ਵੀ ਬੜਾ ਕੌਣ ਹੈ ਛੋਟਾ ਕੌਣ ਹੈ ਅਸਲੀ ਕੌਣ ਹੈ ਨਕਲੀ ਕੌਣ ਹੈ ਇਸ ਕਰਕੇ ਇਹਨਾਂ ਦੇ ਜਿਹੜੇ ਪੁਰਾਣ ਨੇ ਲਿਖੇ ਹੋਏ ਇਹਨਾਂ ਦੇ ਭਗਤ ਨੇ ਲਿਖੇ ਉਹ ਉਹਨੂੰ ਬੜਾ ਕਹਿੰਦੇ ਨੇ ਉਹਨੂੰ ਬੜਾ ਕਹਿੰਦੇ ਉਹ ਉਹਨਾਂ ਦਾ ਝਗੜਾ ਹੋ ਲੇਕਿਨ ਇੱਥੋਂ ਆਪਾਂ ਨੇ ਦੇਖਣਾ ਵੀ ਦੋ ਸਟੇਜਾਂ ਨੇ ਸੰਸਾਰ 'ਚ ਦੋਹਾਂ ਵਾਸਤੇ ਹੀ ਉਪਦੇਸ਼ ਹੈ ਗੁਰਬਾਣੀ 'ਚ ਇਹ ਤਾਂ ਵਿਸ਼ਨੂੰ ਦੇ ਰੂਪ ਉਪਦੇਸ਼ ਹੈ ਰਾਜੇ ਨੂੰ ਉਪਦੇਸ਼ ਹੈ ਇਹ ਜੋਗੀ ਨੂੰ ਉਪਦੇਸ਼ ਹੈ ਰਾਜ ਜੋਗ ਦਾ ਮਤਲਬ ਇਹੀ ਹੈ ਕਿ ਪਰਮੇਸ਼ਰ ਰਾਜਾ ਵੀ ਹੈ ਜੋਗੀ ਵੀ ਹੈ ਉਹਦੇ ਨਾਲ ਉਹ ਤੇ ਲੀਨ ਹੋ ਜਾਣਾ ਰਾਜ ਜੋਗ ਜਨ ਕੱਲਾ ਜੋਗੀ ਹੈ ਉਧਰ ਸ਼ਿਵ ਭਗਤ ਵਿਸ਼ਨੂੰ ਜਿਹੜਾ ਉਹ ਹੈ ਇੰਦਰ ਦੇਵਤਾ ਉਹ ਕੱਲਾ ਰਾਜਾ ਇਹ ਰਾਜਾ ਵੀ ਹੈ ਜੋਗੀ ਵੀ ਹੈ ਨਾ ਅਸਲ ਸੰਸਾਰੀ ਰਾਜਾ ਹੈ ਨਾ ਸੰਸਾਰੀ ਜੋਗੀ ਹੈ ਸੰਸਾਰੀ ਜੋਗੀ ਸੰਸਾਰੀ ਰਾਜਾ ਨਹੀਂ ਹੁੰਦਾ ਸਮਝੇ ਦੋਹਾਂ ਨੂੰ ਉਪਦੇਸ਼ ਹੈ ਗੁਰਬਾਣੀ ਚ ਗਾਵਣ ਤੁਮ ਈਸ਼ਰ ਬ੍ਰਹਮਾ ਦੇਵੀ ਇਹ ਬ੍ਰਹਮਾ ਬ੍ਰਹਮ ਗਿਆਨੀ ਆ ਗਏ ਦੋ ਨੇ ਇਹ ਦੋ ਹੀ ਮਿਲਣਗੇ ਤੁਹਾਨੂੰ ਜਗਾ ਜਗਾ ਦੋਹਾਂ ਨੂੰ ਉਪਦੇਸ਼ ਪ੍ਰਭ ਗਿਆਨੀ ਦੇ ਰਹੇ ਨੇ ਵਿਚਾਰੇ ਦੇਵ ਰਿਸ਼ੀ ਸ਼ਿਵ ਜੀ ਨੂੰ ਮੰਨਣ ਵਾਲੇ ਰਾਜ ਰਿਸ਼ੀ ਵਿਸ਼ਨੂੰ ਦੇ ਭਗਤ ਨੇ ਜਿਹੜੇ ਜਿਹੜੇ ਦੂਏ ਬ੍ਰਹਮ ਗਿਆਨੀ ਨੇ ਨਾਰਦ ਵਾਲੇ ਨਾਰਦੀ ਭਗਤੀ ਵਾਲੇ ਇਹ ਵਿਚਾਰੇ ਇਹਨਾਂ ਨੂੰ ਵੀ ਉਪਦੇਸ਼ ਦਿੰਦੇ ਨੇ ਇਹਨਾਂ ਨੂੰ ਵੀ ਦਿੰਦੇ ਰਾਜੇ ਨੂੰ ਵੀ ਉਪਦੇਸ਼ ਦਿੰਦੇ ਨੇ ਯੋਗੀ ਨੂੰ ਵੀ ਉਪਦੇਸ਼ ਰਾਜੇ ਨੂੰ ਕਹਿੰਦੇ ਨੇ ਕੋਈ ਹਰ ਸਮਾਨ ਨਹੀਂ ਰਾਜਾ ਰਾਜੇ ਨੂੰ ਕਹੇ ਇਹ ਭੂਪਤ ਦੇ ਵਿਚਾਰ ਕੇ ਝੂਠੇ ਕਰਤ ਦਵਾਜਾ ਰਾਜੇ ਨੂੰ ਕਹਿੰਦੇ ਤੂੰ ਝੂਠੇ ਜੇ ਤੁਸੀਂ ਰਾਜਾ ਆਪਣੇ ਆਪ ਨੂੰ ਮੰਨਦੇ ਝੂਠੇ ਕਿਉਂਕਿ ਰਾਜਾ ਚਾਹੁੰਦਾ ਦੂਜਿਆਂ ਦੇ ਉੱਤੇ ਰਾਜ ਕਰਨਾ ਰਾਜਾ ਨਹੀਂ ਚਾਹੁੰਦਾ ਕਿ ਮੇਰੇ ਤੇ ਕੋਈ ਰਾਜ ਕਰੇ ਇਹ ਹੰਕਾਰ ਦੀ ਸਟੀਮ ਹੈ ਸਭ ਤੋਂ ਉੱਚੀ ਸਟੇਜ ਹੈ ਹੰਕਾਰ ਦੀ ਰਾਜਾ ਬਣਨਾ ਰਾਜ ਦੀ ਇੱਛਾ ਕਰਨੀ ਸਭ ਤੋਂ ਉੱਚੀ ਸਟੇਜ ਹੈ ਹੰਕਾਰ ਦੀ ਇਹ ਰਾਜ ਉਦੋਂ ਤੱਕ ਰਾਜ ਦੀ ਇੱਛਾ ਜਦੋਂ ਖਾਲੀ ਤਪ ਕਰਦਾ ਹੈ ਜਪ ਦੇ ਵਿੱਚ ਇੱਛਾ ਖਤਮ ਹੁੰਦੀ ਤਪ ਵਿੱਚ ਇੱਛਾ ਪ੍ਰਗਟ ਹੁੰਦੀ ਹੈ ਇਸ ਕਰਕੇ ਤਪੋ ਰਾਜ ਹੈ ਜਬ ਤੋਂ ਰਾਜ ਨਹੀਂ ਮੰਗਦਾ ਜਬ ਤਾਂ ਸਮਝਦੇ ਨੂੰ ਜਬ ਤਾਂ ਸਮਝਿਆ ਹੋਇਆ ਵੀ ਰਾਜ ਲੈ ਕੇ ਜਿੰਨਾ ਉੱਚਾ ਚੜੂਗਾ ਜਦ ਥੱਲੇ ਉਤਰਦਾ ਹੈ ਨਹੀਂ ਡੂਗਾ ਤਾਂ ਰਹਿਣਾ ਕੱਖ ਨਹੀਂ ਚੜੇ ਆਕਾਸ਼ ਗਰਾਵਾ ਆਕਾਸ਼ ਚੜ ਕੇ ਫਿਰ ਪੌੜੀ ਹੈ ਨਹੀਂ ਥੱਲੇ ਉਤਰਨ ਵਾਲੀ ਗਰਾਵਾ ਥੱਲੇ ਬਚਣਾ ਕੱਖ ਨਹੀਂ ਇਸ ਕਰਕੇ ਤਪੋ ਰਾਜ ਰਾਜੋ ਨਰਕ ਕਿਸੇ ਸਾਹਿਬ ਨਾਲ ਕਹਿੰਦੇ ਨੇ ਵੀ ਸਾਡੇ ਦੋ ਇਕੱਠੀਆਂ ਨੇ ਗੁਰਮਤੀ ਦੋ ਇਕੱਠੀਆਂ ਕਿੱਥੇ ਨੇ ਰਾਜ ਔਰ ਧਰਮ ਕਿੱਥੇ ਇਕੱਠੇ ਨੇ ਜਿਹੜਾ ਰਾਜ ਔਰ ਧਰਮ ਇਕੱਠੇ ਨੇ ਉਹ ਹੋਰ ਹੈ ਕੋਈ ਹਰ ਸਬਾਨ ਨਹੀਂ ਰਾਜਾ ਹੋਰ ਰਾਜ ਹੋਰ ਹੈ ਉਹ ਵਿਸ਼ਨੂੰ ਨੂੰ ਔਰ ਸ਼ਿਵ ਜੀ ਨੂੰ ਰੱਦ ਕੀਤਾ ਹੋਇਆ ਉੱਥੇ ਉਹ ਰਾਜ ਯੋਗ ਹੈ ਉਹ ਰਾਜ ਯੋਗ ਦੀ ਗੱਲ ਹੈ ਹੁਕਮ ਦੇ ਵਿੱਚ ਸਮਾ ਗਿਆ ਰਾਜਗੀ ਦਾ ਹੁਕਮ ਦੇ ਰਾਜ ਹਾਕਮ ਦੇ ਵਿੱਚ ਚਲਾ ਗਿਆ ਰਾਜਾ ਹੀ ਹੈ ਯੋਗ ਹੈ ਜੁੜਿਆ ਹੋਇਆ ਇਕਤਾ ਯੋਗ ਦਾ ਮਤਲਬ ਹੈ ਇਕਤਾ ਸੱਚਖੰਡ ਦੀ ਏਕਤਾ ਦੇ ਨਾਲ ਇੱਕ ਸੁਰ ਹੈ ਯੋਗ ਹੈ ਸੁਰ ਹੈ ਇੱਕ ਸੁਰ ਹੈ ਸਾਰਿਆਂ ਨਾਲ ਯੋਗ ਹੈ ਜੁੜਿਆ ਹੋਇਆ ਸਾਰਿਆਂ ਨਾਲ ਵੱਖਰਾ ਨਹੀਂ ਰਿਹਾ ਹੁਣ ਵਿਚਾਰਧਾਰਾ ਵੱਖਰੀ ਨਹੀਂ ਰਹੀ ਯੋਗ ਦਾ ਮਤਲਬ ਵਿਚਾਰਧਾਰਾ ਸਮਾ ਜਾਣੀ ਵਿੱਚ ਯੋਗ ਹੈ ਯੋਗ ਪਿਆ ਤੇਰਾ ਕੀਰਤਨ ਗਾਈ ਜੋਗ ਬਣਿਆ ਸੌਰੀ ਫਿਰ ਯੋਗ ਦਿੱਤਾ ਬਣਿਆ ਕੀਰਤਨ ਗਾਇਆ ਤੇ ਕੀਰਤਨ ਕਦ ਗਾਇਆ ਜਾਂ ਨਾਮ ਪ੍ਰਗਟ ਹੋ ਗਿਆ ਤਾਂ ਬਣਿਆ ਕਿਤੇ ਜਾ ਕੇ ਜੋ ਜੋ ਪਹਿਲੇ ਬਣ ਗਿਆ ਪਹਿਲੀ ਪੰਕਤੀ ਕੀ ਹੈ ਤੇਰੇ ਨਾਮ ਬੜਾਈ ਰਾਜ ਲੀਲਾ ਤੇਰੇ ਨਾਮ ਹਾਂ ਰਾਜ ਵੀ ਆ ਗਿਆ ਜੋਗ ਵੀ ਆਇਆ ਰਾਜ ਲੀਲਾ ਤੇਰੇ ਨਾਮ ਬੜਾਈ ਰਾਜ ਲੀਲਾ ਪਹਿਲਾਂ ਪਹਿਲਾਂ ਬਾਲਕ ਦੀ ਲੀਲਾ ਛੱਡ ਕੇ ਰਾਜ ਲੀਲਾ ਹੋਈ ਹੈ ਹੁਣ ਜੇ ਬਾਲਕ ਲੀਲਾ ਸੀ ਨਾ ਮਨ ਦੀ ਵਰਜੀ ਵਾਲ ਲੀਲਾ ਸਰਵ ਸੁਖਾ ਬਣੇ ਤੇਰੇ ਬਾਲਕ ਮਰੇ ਬਾਲਕ ਕੀ ਲੀਲਾ ਇਹ ਮਰਦਾ ਕਿਵੇਂ ਮਨ ਇਹ ਆਪਣੀ ਲੀਲਾ ਦੇ ਵਿੱਚ ਕ੍ਰਿਸ਼ਨ ਲੀਲਾ 'ਚ ਮਰਦਾ ਹੈ ਜਿਹੜੀ ਕ੍ਰਿਸ਼ਨ ਲੀਲਾ ਨਾ ਬਾਲਕ ਲੀਲਾ ਹੈ ਮਰਦਾ ਹੈ ਆਪਣੀ ਲੀਲਾ ਦੇ ਵਿੱਚ ਅੰਦਰਲੇ ਦੀ ਲੀਲਾ ਹੈ ਤੇ ਰਹਿੰਦਾ ਰਾਜ ਲੀਲਾ 'ਚ ਰਹਿੰਦਾ ਜੇ ਪਰਮੇਸ਼ਰ ਦਾ ਰਾਜ ਲੀਲਾ ਕੇ ਹੁਕਮ ਦੇ ਵਿੱਚ ਰਹਿੰਦਾ ਰਾਜ ਲੀਲਾ ਪਾੜੇ 'ਚ ਰਹਿਣਾ ਰਾਜ ਲੀਲਾ ਜੋ ਆ ਚੱਲ ਰਹੀ ਹੈ ਰਾਜ ਲੀਲਾ ਲੋ ਚੱਲ ਰਿਹਾ ਹੈ ਸਭ ਕੁਝ ਵਰਤੇ ਤੇਰਾ ਭਲਾ ਇਹ ਰਾਜ ਲੀਲਾ ਰਾਜ ਲੀਲਾ ਕਿਵੇਂ ਬਣੀ ਇੱਥੇ ਤੱਕ ਕਿਵੇਂ ਬਣਿਆ ਇੱਥੇ ਤੱਕ ਗਿਆਨ ਨੇ ਪਹੁੰਚਾਤਾ ਪਾਣਾ ਮੰਨਣ ਦੀ ਸਮਰੱਥਾ ਤਾਂ ਹੋ ਗਈ ਗੁਰਬਾਣੀ ਦੀ ਸੋਝੀ ਨਾਲ ਪਰ ਅਵਨਾਸ਼ੀ ਰਾਜ ਕਦ ਹੋਇਆ ਅਵਨਾਸ਼ੀ ਰਾਜ ਹੋਇਆ ਜੋਗ ਹੋਇਆ ਜਦ ਜਦ ਸ਼ਬਦ ਦੇ ਵਿੱਚ ਸਮਾ ਗਿਆ ਸੁਰ ਸ਼ਬਦ ਭਵ ਸਾਗਰ ਤਰੀਆ ਫਿਰ ਕੀਰਤਨ ਵੀ ਗਾਇਆ ਜੇ ਸੁਣਿਆ ਜੇ ਸੁਣਿਆ ਤਾਂ ਗਾਇਆ ਜਾਂ ਦੇਖਾਂ ਤਾਂ ਕਰਾਂ ਜੇ ਦੇਖਿਆ ਕੁਛ ਸੁਣਿਆ ਕੁਛ ਫਿਰ ਗਾਇਆ ਇਸ ਵੇਲੇ ਜਾ ਕੇ ਪੰਕਤੀਆਂ ਸੋਲਵ ਹੋਣਗੀਆਂ ਐਵੇਂ ਥੱਲੇ ਕਿੱਥੇ ਸੋਲਵ ਹੋ ਜਾਣਗੀ ਕਿਸੇ ਖਾਸ ਸਟੇਜ ਦੀ ਗੱਲ ਹੈ ਉਹ ਸਟੇਜ ਤੇ ਜਾ ਕੇ ਗੱਲ ਦਾ ਪਤਾ ਲੱਗੂ ਕੀ ਕਹੀਏ ਕਿਹਨੂੰ ਕਹੀਏ ਸਰਬ ਸੁਖਾ ਬਣੇ ਤੇਰੇ ਉਹਨੇ ਭਰਮ ਕੇ ਪੜਦੇ ਸਤਿਗੁਰ ਬੋਲੇ ਉਹ ਤਾਂ ਖੈਰ ਫਿਰ ਵੀ ਸਰਬ ਸੁਖਾ ਦੀ ਗੱਲ ਪਹਿਲਾਂ ਹੀ ਆ ਜਾਂਦੀ ਹੈ ਆਪਾਂ ਸਰਬ ਰਾਜ ਲੀਲਾ ਜਿਹੜੀ ਸੀ ਉਹ ਕੀ ਹੈ ਜੋ ਕੀ ਹੈ ਰਾਜਾ ਵਿਸ਼ਨੂ ਹੈ ਜੋਗੀ ਸ਼ਿਵ ਜੀ ਹੈ ਨਾ ਵਿਸ਼ਨੂ ਰਾਜਾ ਨਾ ਜੋਗੀ ਸ਼ਿਵ ਜੀ ਹੈ ਦੋਏ ਨਹੀਂ ਹਨ ਗੁਰਮੁਖ ਰਾਜਾ ਵੀ ਹੈ ਜੋਗੀ ਵੀ ਹੈ ਹੁਣ ਸਮਝਿਆ ਗੱਲ ਇਸ ਅਵਸਥਾ 'ਚ ਰਾਜਾ ਜੋਗੀ ਹੈ ਇਹਨੂੰ ਰਾਜਯੋਗ ਕਹਿੰਦੇ ਗੱਲ ਸਿਰਫ ਇੰਨੀ ਹੈ ਕਿ ਰਾਜਯੋਗ ਹੁੰਦਾ ਕੀ ਹੈ ਉਹ ਸੁੱਖਾਂ ਦੀ ਗੱਲ ਹੈ ਵੀ ਸੁੱਖ ਹੁੰਦੇ ਨੇ ਦੁੱਖ ਹੁੰਦੇ ਨਹੀਂ ਇੱਥੇ ਇਹ ਰਾਜਯੋਗ ਇਹਨਾਂ ਨੇ ਇਸ ਰਾਜ ਨੂੰ ਸੰਸਾਰੀ ਰਾਜ ਮੰਨ ਲਿਆ ਸੰਸਾਰੀ ਰਾਜ ਦਾ ਬਾਤ ਤਾਂ ਨਰਕ ਹੈ ਔਰ ਉਹ ਰਾਜ ਤਾਂ ਝੂਠਾ ਹੈ ਜਿਹੜੇ ਰਾਜ ਮੰਨਦੇ ਨੇ ਪਤਾ ਨਹੀਂ ਲੱਗਿਆ ਰਣਜੀਤ ਸੋਦਾ ਕੀ ਹਾਲ ਹੋਇਆ ਪਰਿਵਾਰ ਦਾ ਸਮਝ ਨਹੀਂ ਆਈ ਜੀ ਸਿੱਖੀ ਕਿੱਥੇ ਰਹਿ ਗਈ ਸੀ ਰਣਜੀਤ ਸਿੰਘ ਕੋਲ ਰਾਜ ਤਾਂ ਸਿੱਖੀ ਰਹਿਣ ਨਹੀਂ ਦਿੰਦਾ ਹੁਣ ਦੇਖ ਲਵੇ ਕੋਈ ਕਰਕੇ ਕਰਦੇ ਹੀ ਨੇ ਹੁਣ ਪਤਾ ਹੀ ਹੈ ਇਹ ਤਾਂ ਇੱਕ ਕਦਮ ਸਿਆਸਤ ਵੱਲ ਨੂੰ ਚੱਲਿਆ ਸਭ ਕੁਝ ਛੱਡਣਾ ਪੈ ਜਾਂਦਾ ਪਹਿਲਾਂ ਹੀ ਨਹੀਂ ਤਾਂ ਧੋਬੀ ਦੇ ਕੁੱਤੇ ਬੋਲੋ ਕਰਦਾ ਨਾ ਘੜਦਾ ਰਤਿੰਦਰਪਾਲ ਵਾਂਗੂ ਉਹ ਹਟਾਇਆ ਵੀ ਰਹਿਣ ਦੇ ਕੁਝ ਨਹੀਂ ਮਿਲਣਾ ਇੱਥੋਂ ਕੀ ਮਿਲ ਗਿਆ ਕੁਝ ਵੀ ਨਹੀਂ ਇਧਰ ਕੁਝ ਮਿਲਦਾ ਤਾਂ ਸਹੀ ਜਿੰਨਾ ਖੋੜਾ ਦਾ ਉਹਨਾਂ ਦਾ ਸਹੀ ਉਧਰ ਕੀ ਮਿਲਿਆ ਕੁਝ ਨਹੀਂ ਮਿਲਣਾ ਕੀ ਸੀ ਬਦਨਾਮੀ ਤੋਂ ਸਵਾ ਕੁਝ ਨਹੀਂ ਮਿਲਣਾ ਉਥੋਂ ਕੁੱਤੇ ਦੀ ਹੱਡੀ ਵਾਲਾ ਗੱਲ ਹੈ ਸਿਆਣੇ ਕਹਿੰਦੇ ਨੇ ਸੁੱਕੀ ਹੱਡੀ ਹੁੰਦੀ ਹੈ ਖੇਤ ਵਿੱਚੋਂ ਕੁੱਤਾ ਚੱਕ ਲੈਂਦਾ ਬਾਹਰੋਂ ਕਿਤੋਂ ਵੀ ਚਲੋ ਹੱਡੀ ਤਾਂ ਕੁਝ ਨਹੀਂ ਹੁੰਦਾ ਹੱਡੀ ਨੂੰ ਚੱਬਦਾ ਉਹਦੇ ਦੰਦਾਂ 'ਚ ਮਸੂੜਿਆਂ 'ਚ ਜਾਬਾਂ 'ਚ ਹੱਡੀ ਲੱਗਦੀ ਹੈ ਖੂਨ ਵਗ ਤੁਰਦਾ ਅੰਦਰੋਂ ਸਖਤ ਹੁੰਦੀ ਹੈ ਨਾ ਹੱਡੀ ਉਹਨੂੰ ਐ ਲੱਗਦਾ ਵੀ ਹੱਡੀ ਚੋਂ ਖੂਨ ਨਿਕਲਦਾ ਟੇਸਟ ਤਾਂ ਹੁੰਦਾ ਖੂਨ ਦਾ ਖੂਨ ਆਪਣਾ ਹੀ ਹੁੰਦਾ ਉਹਦਾ ਕੌਣ ਸਮਝਾਵੇ ਕੁੱਤੇ ਨੂੰ ਕਿ ਤੇਰਾ ਹੀ ਖੂਨ ਉਹਨੂੰ ਕੌਣ ਸਮਝਾਵੇ ਗੱਲ ਕਿ ਲੋਭ ਕੁੱਤਾ ਹੈ ਜਿੱਥੇ ਲੋਭ ਹੈ ਕੁੱਤਾ ਹੀ ਹੈ ਕੂੜ ਚੂੜਾ ਚੂੜਾ ਲੋਭ ਕੁੱਤਾ ਕੂੜ ਚੂੜਾ ਸਿਆਸਤਦਾਨਾਂ ਕੋ ਦੋਏ ਗੱਲਾਂ ਨੇ ਗੁਰਬਾਣੀ ਨੂੰ ਫਿਰ ਮੱਥਾ ਟੇਕਦੇ ਨੇ ਬਚਣਾ ਨਹੀਂ ਸੀ ਮੱਥਾ ਟੇਕਣ ਦਾ ਮਤਲਬ ਹੈ ਵੀ ਜੋ ਗੁਰੂ ਕਹਿੰਦਾ ਸਤ ਸਤ ਕਰਕੇ ਮੰਨਣਾ ਸਾਡਾ ਧਰਮ ਹੈ ਜੇ ਤੁਸੀਂ ਮੰਨਣਾ ਨਹੀਂ ਮੱਥਾ ਕਿਉਂ ਟੇਕਦੇ ਹੋ ਸੀਸ ਨਵਾਈਏ ਕਿ ਹਾਥੀਏ ਯਾਰੇ ਦੇ ਸੁਧਾ ਜਾਏ ਇਹ ਮਨ ਦੇ ਵਿੱਚ ਅਸੀਂ ਮੰਨਣੀ ਹੋ ਨਹੀਂ ਅਪਰਾਧ ਹੈ ਬਹੁਤ ਵੱਡਾ ਸਿੱਖ ਨੂੰ ਛੱਡ ਕੇ ਪਰੇ ਹੋ ਜਾਣਾ ਚੰਗਾ ਛੱਡੀ ਹੋਈ ਹੈ ਹੁਣ ਛੱਡੀ ਹੋਈ ਜਾਂ ਫੜੀ ਕਿਥੋਂ ਸਾਰੇ ਪੱਖ ਲਿਆ ਕੇ ਅਖੀਰ ਦੇਖਣਾ ਆਪਾਂ ਨੇ ਕਿ ਜਿਹੜਾ ਰੌਲਾ ਪਾਉਂਦੇ ਨੇ ਸਿੱਖੀ ਦਾ ਉਹ ਆਪ ਕਿੰਨੇ ਕਿ ਸਿੱਖ ਨੇ ਔਰ ਸਿੱਖੀ ਦਾ ਰੌਲਾ ਪਾਉਂਦੇ ਨੇ ਜਿਹੜੀ ਉਹ ਸਿੱਖੀ ਕਹਿੰਦੇ ਨੇ ਸਿੱਖੀ ਹੈ ਹੀ ਨਹੀਂ ਜਿੱਥੇ ਲਿਆ ਕੇ ਸਾਨੂੰ ਕਢਾਉਂਦੇ ਨੇ ਉਹ ਸਭ ਨਰਕ ਵਾਲਾ ਰਸਤਾ ਰੌਲਾ ਪਾ ਕੇ ਨਰਕ ਨੂੰ ਲੈ ਜਾ ਰਹੇ ਨੇ ਸਾਰਿਆਂ ਨੂੰ ਸੰਗਤ ਨੂੰ ਵੀ ਆਪਣੇ ਲੋਭ ਕਰਕੇ ਆਪਣੇ ਸਵਾਰਥ ਕਰਕੇ ਕੁਝ ਨਹੀਂ ਸੰਤ ਔਰ ਰਾਜਾ ਆਪਣੇ ਸਵਾਰਥ ਵਾਸਤੇ ਦੂਜਿਆਂ ਨੂੰ ਨਰਕਾਂ ਨੂੰ ਲੈ ਕੇ ਜਾਇਆ ਕਰਦਾ ਆਪਣਾ ਸਵਾਰਥ ਹੁੰਦਾ ਉਹਨੂੰ ਲੋਕਾਂ ਕੁਝ ਨਹੀਂ ਸੰਸਾਰੀ ਇੱਜ਼ਤ ਕਹ ਲੋ ਉਹ ਸੰਸਾਰੀ ਇੱਜ਼ਤ ਕੁੱਤੇ ਦੀ ਹੱਡੀ ਵਾਲਾ ਸਵਾਦ ਹੈ ਹੋਰ ਕੁਝ ਨਹੀਂ ਹੈ ਸ਼ਾਇਦ ਉਹਦਾ ਅਰਥ ਕੋਈ ਹੋਰ ਲਾਲ ਵਕੀ ਹੈ ਇਹ ਜਿਹੜੀ ਸੰਸਾਰੀ ਸਾਨੂੰ ਹੈ ਨਾ ਇੱਜ਼ਤ ਇਹ ਕੁੱਤੇ ਦੀ ਹੱਡੀ ਵਾਲਾ ਸਵਾਦ ਹੈ ਕੁਝ ਨਹੀਂ ਹੈ ਇਹਦਾ ਜੇ ਸ਼ਰੀਫ ਆਦਮ ਨੂੰ ਕਹਿੰਦੇ ਥਾਣੇ ਬੁਲਾ ਲਵੇ ਉਹ ਕਹਿੰਦਾ ਵੀ ਸਾਰੀ ਜ਼ਿੰਦਗੀ ਨਸ਼ਟ ਹੋ ਗਈ ਸਾਡੀ ਥਾਣੇ ਬੁਲਾ ਲਿਆ ਮੈਨੂੰ ਇਹਨਾਂ ਨੂੰ ਚਾਹੇ ਪੁੱਠਾ ਲੜਕਾ ਦੇਣੇ ਕਹਿੰਦੇ ਲੀਡਰੇ ਬਣਦਾ ਜੇਲ੍ਹ ਚੱਲ ਕੇ ਲੈ ਲਓ ਇੱਜ਼ਤ ਹੋਈ ਬੇਇੱਜ਼ਤੀ ਹੋਈ ਇੱਜ਼ਤ ਬੇਇੱਜ਼ਤੀ ਦਾ ਇਹਨਾਂ ਨੂੰ ਮਤਲਬ ਹੈ ਕੋਈ ਨਹੀਂ ਦੁਨੀਆ ਜੋ ਮੱਥਾ ਟੇਕਦੀ ਉਹ ਨਸ਼ਾ ਹੈ ਦੁਨੀਆ ਮੱਥਾ ਜਿਹੜਾ ਟੇਕਦੀ ਹੈ ਨਾ ਪੈਰੀਆਂ ਥਲਾਉਂਦੀ ਹੈ ਉਹ ਨਹੀਂ ਇਹ ਕੁੱਤੇ ਦੀ ਹੱਡੀ ਵਾਲਾ ਸਵਾਦ ਹੈ ਦੁਨੀਆ ਕੀ ਬੜਿਆਈ ਦਫਾ ਜਿਹੜੀ ਉੱਤੇ ਲੱਗੀ ਜਾਂਦੀ ਉਹ ਉਹਦਾ ਕੋਈ ਖਿਆਲ ਨਹੀਂ ਉਹ ਕੋਈ ਗੱਲ ਨਹੀਂ ਚਲੋ ਦਫਾ ਲੱਗੀ ਜਾਂਦੀ ਚਾਹੀਦੀ ਪਰ ਗੁਰੂ ਦੇ ਨਾਮ ਤੇ ਜਦ ਅਸੀਂ ਇਹ ਕੰਮ ਕਰਦੇ ਹਾਂ ਪੰਥ ਦੀ ਨਾਮ ਤੇ ਕੰਮ ਕਰਦੇ ਹਾਂ ਜਿਹੜਾ ਕਿ ਗੁਰੂ ਦੇ ਖਿਲਾਫ ਹੈ ਨਾ ਗੱਲਾਂ ਤੇ ਬਸ ਵਿਚਾਰਨ ਵਾਲੀ ਗੱਲ ਇਹ ਇਹ ਲੋਕ ਜਿਹੜੇ ਕਰ ਰਹੇ ਨੇ ਬਲੈਕਮੇਲ ਕਰ ਰਹੇ ਨੇ ਇਹ ਭਰਨਗੇ ਕਿੱਥੇ ਕਿਵੇਂ ਸਮਝਦੇ ਨੇ ਵੀ ਗੁਰੂ ਇਹਨਾਂ ਦੇ ਵੱਲ ਹੈ ਜੇ ਇਹਨਾਂ ਦੇ ਉੱਤੇ ਗੋਲੀਆਂ ਵੀ ਚਲਾ ਰਹੀਆਂ ਪਰਮੇਸ਼ਰ ਦੇ ਪਾਣੀ ਤੋਂ ਬਿਨਾਂ ਨਹੀਂ ਚੱਲ ਰਹੀਆਂ ਉਹ ਉਧਰ ਵੀ ਤਾਂ ਉਹੀ ਹੈ ਬਾਣੀ ਦਾ ਕਹਿੰਦੀ ਆ ਬੰਦਾ ਕਿਸ ਨੂੰ ਆਖੀਏ ਸਭ ਕੁਝ ਆਪੇ ਆਪ ਜੇ ਬੰਦੇ ਨੂੰ ਵੀ ਅਸੀਂ ਬੰਦਾ ਕਹੀਏ ਉਧਰ ਵੀ ਤਾਂ ਤੂੰ ਬੰਦਾ ਹੁੰਦਾ ਕਿਵੇਂ ਕਹੀਏ ਹਰ ਐਕਸ਼ਨ ਦਾ ਰਿਐਕਸ਼ਨ ਉਹਨੇ ਪੈਦਾ ਕੀਤਾ ਹੋਇਆ ਜਦੋਂ ਦੇਵਤਿਆਂ ਨੂੰ ਹੰਕਾਰ ਹੋ ਗਿਆ ਤਾਂ ਦਸਮ ਪਾਸ਼ਾ ਕਹਿੰਦੇ ਨੇ ਇੱਕ ਸਵਾਲ ਆਇਆ ਵੀ ਐ ਵੱਡੇ ਵੱਡੇ ਰਾਖਸ਼ ਇਹ ਪਰਮੇਸ਼ਰ ਤਾਂ ਕਿਉਂ ਪੈਦਾ ਕੀਤੇ ਨੇ ਦੇਵਤੇ ਕਹਿੰਦੇ ਨੇ ਕਹਿੰਦੇ ਤੁਹਾਡਾ ਹੰਕਾਰ ਤੋੜਨ ਵਾਸਤੇ ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸ ਸੰਭਵ ਪਾਇਆ ਜੀਤ ਲੈ ਤੈਨੂੰ ਦੇਵਤੇ ਆ ਤਾਂ ਆਪ ਡਾਂਗ ਲੈ ਕੇ ਹੁੰਦਾ ਪ੍ਰਗਟ ਉਹਨਾਂ ਦੇ ਦੇਵਤਿਆਂ ਜੀ ਪ੍ਰਗਟ ਹੋ ਗਏ ਇਹਨੂੰ ਦੇ ਖਿਲਾਫ ਆ ਰਾਖਸ਼ਾਂ ਦੇ ਵਿੱਚ ਦੇਵਤਿਆਂ ਦੇ ਖਿਲਾਫ ਇਹਨਾਂ ਨੂੰ ਅਕਲ ਕਿੱਥੋਂ ਆਉਂਦੀ ਇਹ ਰੋਦੀ ਖੇੜ ਸਭ ਕੁਝ ਕੁਝ ਵਰਤੇ ਤੇਰਾ ਤੇਰਾ ਬਣ ਬਾਣੀ ਨੇ ਮੋਹਰ ਲਾਤੀ ਸਭ ਕੁਝ ਵਰਤੇ ਤੇਰਾ ਭਣ ਅਸੀਂ ਕੌਣ ਹੁੰਨੇ ਆ ਤਾਂ ਮੁਨਕਰ ਹੋਣ ਵਾਲੇ ਅਸੀਂ ਕੌਣ ਹੁੰਨੇ ਆ ਤਾਂ ਮੁਨਕਰ ਹੋਣ ਵਾਲੇ ਸਭ ਫਰਾਡ ਹੋ ਰਿਹਾ ਸਿੱਖੀ ਨਾਲ ਫਰਾਡ ਹੋ ਰਿਹਾ ਗੁਰੂ ਨਾਲ ਫਰਾਡ ਹੋ ਰਿਹਾ 10 ਜਾਮਿਆਂ 'ਚ ਪਹਿਲਾਂ ਭਗਤ ਨਹੀਂ ਰਹਿਣ ਦਿੱਤੇ ਇਹਨਾਂ ਨੇ ਭਗਤਾਂ ਦੀ ਬਾਣੀ ਜਦੇ ਕਰਦੀ ਬਰਾਬਰ ਸੰਤਾਂ ਨੇ ਉਹਦੇ ਬਾਅਦ 10 ਜਾਮੇ 240 ਸਾਲ ਇਹ 200 ਸਾਲ ਤੁਸੀਂ ਕਹਿ ਲਓ ਜੇ ਅਸੀਂ 40 ਸਾਲ ਕੱਢ ਦਈਏ ਵਿੱਚੋਂ ਗੁਰਦਾਰ ਦੇ ਦੇਵ ਜੀ ਦਾ ਪਹਿਲਾਂ ਜਦੋਂ ਪ੍ਰਗਟ ਹੋਏ ਜਦ ਤੋਂ 40 ਉਹ ਕੱਢ ਦਈਏ 200 ਸਾਲ ਦੇ ਪੀੜ ਦੇ ਵਿੱਚ ਲਗਾਤਾਰ ਪ੍ਰਚਾਰ ਹੋਇਆ ਜਥੇਬੰਦੀ ਕਾਇਮ ਬਣੀ ਗੁਰਬਾਣੀ ਸਾਡੇ ਕੋਲ ਹੈ ਅਸੀਂ ਸਭ ਕੁਝ ਜਾਣਦੇ ਹਾਂ ਅਸੀਂ ਇਹ ਕਰ ਰਹੇ ਹਾਂ ਅੱਜ ਪਤਾ ਹੁੰਦੇ ਹੋਏ ਵੀ ਕਰ ਰਹੇ ਹਾਂ ਸਭ ਤੋਂ ਵੱਡਾ ਇਹ ਪਾਪ ਹੈ ਪੰਜਾਬ ਨਾਲ ਧੱਕਾ ਕੀਤਾ ਤੁਸੀਂ ਗੁਰੂ ਨਾਲ ਕਰਦੇ ਹੋ ਸਿੱਖ ਸੰਗਤ ਨਾਲ ਕਰਦੇ ਹੋ ਗੱਲ ਕਰਦੇ ਤੁਸੀਂ ਪੰਜਾਬ ਦੀ ਪੰਜਾਬ ਨਾਲ ਕੀ ਧੱਕਾ ਹੁੰਦਾ ਤੁਸੀਂ ਸਿੱਖੀ ਨਾਲ ਧੱਕੇ ਦਾ ਠੇਕਾ ਲਓ ਵੀ ਸਿੱਖੀ ਨਾਲ ਧੱਕਾ ਨਹੀਂ ਹੋਣ ਦੇਣਾ ਸਿੱਖੀ ਨਾਲ ਧੱਕੇ ਦਾ ਜਿਹੜਾ ਸੀ ਖਾਲਸਾ ਕਾਹਦੇ ਪੈਦਾ ਕੀਤਾ ਸੀ ਸੱਚ ਦੇ ਝੰਡਾ ਵਰਦਾਰ ਨੇ ਸਿੱਖੀ ਦੇ ਝੰਡਾ ਵਰਦਾਰ ਨੇ ਜਿਹੜਾ ਅੰਮ੍ਰਿਤਧਾਰੀ ਹੈ ਸਿੱਖੀ ਖਾਤਰ ਸਿਰ ਦਊਗਾ ਉਹ ਇਹਨਾਂ ਨੇ ਸਿਰ ਦੇਣਾ ਦਾ ਸਿੱਖੀ ਨੂੰ ਖਤਮ ਕਰ ਦੇਣ ਸਿਰ ਕੌਣ ਦਊਗਾ ਸਿੱਖੀ ਕਿਵੇਂ ਬਚੂਗੀ ਸਿੱਖੀ ਨੂੰ ਖਤਮ ਕਰਨ ਦੇ ਇਹ ਦੋਸ਼ੀ ਨੇ ਆਪ ਜੋ ਕੁਝ ਅਜ ਤੱਕ ਕੀਤਾ ਇਹਨਾਂ ਨੇ ਆ ਸਮਝ ਲਓ ਸਿੰਘ ਸਭਾ ਲਹਿਰ ਤੋਂ ਲੈ ਕੇ ਸਾਰੀ ਸਿੱਖੀ ਖਤਮ ਕਰਨ ਦੇ ਉਪਰਾਲੇ ਨੇ ਬੰਦੇ ਬਹਾਦਰ ਤੋਂ ਬਾਅਦ ਤੋਂ ਲੈ ਕੇ ਸਭ ਸਿੱਖੀ ਖਤਮ ਕਰਨ ਦੇ ਉਪਰਾਲੇ ਚਲੇ ਗਏ ਨੇ ਬੰਦੇ ਬਹਾਦਰ ਦੇ ਹੁੰਦੇ ਹੀ ਬਲਕਿ ਬੰਦੇ ਨੇ ਸਿੱਖੀ ਖਤਮ ਕਰਨੀ ਸ਼ੁਰੂ ਕਰਤੀ ਸੀ ਜਦੋਂ ਰਾਜ ਦਾ ਦਿਮਾਗ 'ਚ ਕੀੜਾ ਪੈਦਾ ਹੋ ਗਿਆ ਇਹਨਾਂ ਦੇ ਨਾਲ ਉਦੋਂ ਹੀ ਸਿੱਖੀ ਵਿਰੋਧੀ ਲਹਿਰ ਉਦੋਂ ਤੋਂ ਚੱਲਦੀ ਹੈ ਰਾਜ ਕਰੇਗਾ ਖਾਲਸਾ ਗੁਰੂ ਦੇ ਇਸ ਫਰਮਾਨ ਦੇ ਖਿਲਾਫ ਬਗਾਵਤ ਹੈ ਰਾਜ ਨਾ ਚਾਹੂ ਮੁਕਤ ਨਾ ਚਾਹੂ ਉਹ ਸਿੱਖ ਨੂੰ ਕਹਿੰਦਾ ਬੋਲ ਰਾਜ ਨਾ ਚਾਹੂ ਮੁਕਤ ਨਾ ਚਾਹੂ ਇਹ ਕਹਿੰਦਾ ਰਾਜ ਕਰੇਗਾ ਖਾਲਸਾ ਬਸ ਇਹ ਸੰਦਰਭ ਵਿੱਚ ਦੋ ਹੀ ਚੀਜ਼ਾਂ ਨੇ ਉਹ ਕਹਿੰਦਾ ਖਾਲਸਾ ਰਾਜ ਕਰੂਗਾ ਉਸ ਖਾਲਸੇ ਨੂੰ ਜਿਹੜਾ ਸੀਗਾ ਨਾ ਉਸ ਵੇਲੇ ਦਾ ਖਾਲਸਾ ਜਿਹਨੂੰ ਤਤ ਖਾਲਸਾ ਕਹਿੰਦੇ ਰਾਜ ਕਰੇਗਾ ਖਾਲਸਾ ਵਾਲਿਆਂ ਨੂੰ ਮਲੇਸ਼ ਖਾਲਸਾ ਕਹਿੰਦੇ ਸੀ ਇਹਨਾਂ ਨੂੰ ਮਲੇਸ਼ ਖਾਲਸਾ ਕਹਿੰਦੇ ਤੇ ਜਿਹੜਾ ਰਾਜ ਕਰੇਗਾ ਖਾਲਸਾ ਕਹਿੰਦੇ ਰਾਜ ਕਰੇਗਾ ਖਾਲਸਾ ਉਹ ਵੀ ਕਹਿੰਦੇ ਨੇ ਪਰ ਹੋਰ ਸੰਸ ਕਹਿੰਦੇ ਰਵਨਾਸ਼ੀ ਰਾਜ ਦੀ ਗੱਲ ਆ ਵੀ ਸਮਾਂ ਆਊਗਾ ਅਵਨਾਸ਼ੀ ਰਾਜ ਕਰੂਗਾ ਖਾਲਸਾ ਅਵਨਾਸ਼ੀ ਰਾਜ ਤੱਕ ਪਹੁੰਚੂਗਾ ਖਾਲਸਾ ਉਹਨਾਂ ਦੀ ਸੰਸੇ ਹੈ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਖਾਲਸੇ ਦਾ ਰਾਜ ਹੈ ਹੈ ਨਾ ਸਤਲੁਜ ਤੋਂ ਪਰੇ ਪਰੇ ਰਾਜ ਉਹਨਾਂ ਦਾ ਉਦੋਂ ਹੀ ਅਰਦਾਸ ਇਹ ਹੋ ਰਹੀ ਹੈ ਰਾਜ ਕਰੇਗਾ ਖਾਲਸਾ ਕਰ ਰਿਹਾ ਹੈ ਖਾਲਸਾ ਕਿਉਂ ਨਹੀਂ ਹੋਇਆ ਨਹੀਂ ਕਰਨ ਦਿੱਤਾ ਇਹ ਅਰਦਾਸ ਉਹਨਾਂ ਨੇ ਖਾਲੀ ਫੁੱਲਾ ਸਰ ਕਦੇ ਤੁਸੀਂ ਖਾਲਸਾ ਨਹੀਂ ਨਾ ਰਾਜ ਰਾਜ ਨਹੀਂ ਉਦੋਂ ਉਦੋਂ ਇਹ ਚਾਹੀਦਾ ਸੀ ਕਰੇ ਗਾ ਦਾ ਮਤਲਬ ਕਰਤਾ ਰਿਹਾ ਹੀ ਸੀ ਖਾਲਸਾ ਰਾਜ ਹਿਸਟਰੀ ਦਾ ਖਾਲਸੇ ਦਾ ਰਾਜ ਉੱਥੇ ਅਰਦਾਸ ਕਿਉਂ ਨਹੀਂ ਆਇਆ ਰਾਜ ਕਰ ਰਿਹਾ ਹੈ ਖਾਲਸਾ ਉਦੋਂ ਕਿਸੇ ਦਾ ਹੋਰ ਦਾ ਰਾਜ ਨਹੀਂ ਰਣਜੀਤ ਸਿੰਘ ਦਾ ਰਾਜ ਚੱਲਦਾ ਜੇ ਉਹ ਸਿੱਖ ਰਾਜ ਹੈ ਖਾਲਸੇ ਦਾ ਰਾਜ ਹੈ ਅਰਦਾਸ ਕਦੇ ਇੱਕ ਦਿਨ ਹੋਈ ਹੋਵੇ ਰਾਜ ਕਰ ਰਿਹਾ ਹੈ ਖਾਲਸਾ ਦੱਸੋ ਕੋਈ ਕਿਉਂ ਨਹੀਂ ਸੀ ਕਿਉਂਕਿ ਇਹ ਸੰਸਾਰੀ ਰਾਜ ਗੱਲ ਹੋ ਹੈ ਜਿਹੜਾ ਰਾਜ ਕਰੇਗਾ ਖਾਲਸਾ ਦਾ ਸੰਕਲਪ ਤਾਂ ਹੋਰ ਸੰਸਾਰੀ ਰਾਜ ਨਾਲ ਕੋਈ ਮਤਲਬ ਨਹੀਂ ਪਰ ਸੰਗਤ ਵਿੱਚ ਪ੍ਰਚਾਰਤਾ ਇਹਨਾਂ ਨੇ ਔਰ ਪੰਕਤੀ ਪੂਰੀ ਦੀ ਪੂਰੀ ਬਦਲੀ ਉਤੇ ਰਾਜ ਬਿਨਾ ਨਹੀਂ ਧਰਮ ਚਲਾ ਹੈ ਧਰਮ ਬਿਨਾ ਸਭ ਦਲੇ ਬਲੇ ਹੈ ਧਰਮ ਬਿਨਾ ਨਹੀਂ ਰਾਜ ਚਲਾ ਹੈ ਧਰਮ ਬਿਨਾ ਸਭ ਦਲੇ ਬਲੇ ਹੈ ਇਹਨਾਂ ਨੂੰ ਉੱਡ ਕੇ ਕਹਿੰਦਾ ਰਾਜ ਬਿਨਾ ਨਹੀਂ ਧਰਮ ਹੈ ਰਾਜ ਕਰਦਾ ਇਹ ਧਰਮ ਚਲਾ ਕੇ ਦਿਖਾ ਦੂ ਚਲਾਵੇ ਧਰਮ ਰਾਜ ਤਾਂ ਹੈਗਾ ਕਿਹੜਾ ਧਰਮ ਚਲਾਇਆ ਇਹਨਾਂ ਨੇ ਕਿਸੇ ਰਾਜੇ ਨੇ ਸੰਸਾਰ 'ਚ ਕੋਈ ਧਰਮ ਨਹੀਂ ਐਸੀ ਚਲਾਇਆ ਜਿਹੜਾ ਅਸਲੀ ਧਰਮ ਹੈ ਸਵਾਏ ਅਵਤਾਰ ਜਿਹੜੇ ਲਿਖੇ ਨੇ ਗੁਰਬਾਣੀ ਜਿਹੜੇ ਆਏ ਨੇ 10 ਗੁਰਾਂ ਦੇ ਉਹ ਅਵਤਾਰ ਨੇ ਰਾਜੇ ਨਹੀਂ ਹਨ ਉਹਨਾਂ ਨੂੰ ਤਾਰ ਪੁਰਖ ਬਣਿਆ ਉਹ ਰਾਜ ਦੇ ਉੱਤੇ ਬੈਠ ਕੇ ਉਹ ਪਾਵਰ ਚਾ ਕੇ ਉਹ ਧਰਮ ਚਲਾਉਂਦੇ ਉਹ ਤਾਂ ਆ ਜਿਹੜਾ ਸਾਰਾ ਪੋਲੂਸ਼ਨ ਹੈ ਜਿਹੜੀ ਧਾਰਮਿਕ ਪੋਲੂਸ਼ਨ ਜਿਹੜੀ ਬਲੈਕਮੇਲ ਹੈਗਾ ਧਰਮ ਦੇ ਨਾਂ ਤੇ ਧਾਰਮਿਕ ਪੋਲੂਸ਼ਨ ਹੈ ਇਹ ਇਹਨੂੰ ਬੈਨ ਕਰ ਦਿੰਦੇ ਰਾਜੇ ਬੈਨ ਕਰਕੇ ਦਿਖਾਓ ਜਿਹੜਾ ਕੋਈ ਪ੍ਰਚਾਰ ਕਰਦਾ ਕੋਈ ਕੁਝ ਵੀ ਕਰੇ ਉਹ ਜਸਟੀਫਾਈ ਕਰੂ ਇਹ ਸੱਚ ਦਾ ਪ੍ਰਚਾਰ ਜੇ ਨਹੀਂ ਹੈ ਤਾਂ ਸਜ਼ਾ ਕੱਟੂ ਦੂਗਾ ਕਿਉਂਕਿ ਰਾਜਾ ਆਪ ਗਿਆਨਵਾਨ ਹੁੰਦਾ ਜਿਹੜੇ ਜੇ ਰਾਜਾ ਆਪ ਗਿਆਨਵਾਨ ਹੋਵੇ ਧਰਮ ਚੱਲੇ ਨਹੀਂ ਸਕਦਾ ਆਪ ਉਹ ਬ੍ਰਹਮ ਗਿਆਨੀ ਹੁੰਦਾ ਆਤਮ ਗਿਆਨੀ ਰਾਜਾ ਹੁੰਦਾ ਕਹਿੰਦਾ ਤੂੰ ਦੱਸ ਵੀ ਜੇ ਤੇਰਾ ਧਰਮ ਠੀਕ ਹੈ ਲੋਕਾਂ ਦੇ ਹਿੱਤ ਵਿੱਚ ਹੈ ਠੀਕ ਹੈ ਤੂੰ ਪ੍ਰਚਾਰ ਕਰ ਜੇ ਹਿੱਤ ਵਿੱਚ ਨਹੀਂ ਤੈਨੂੰ ਹਿੱਤ ਵਿੱਚ ਬੜਾਈਏ ਆਪਾਂ ਇਹੀ ਗੁਰਬਾਣੀ ਨੇ ਕਿਹਾ ਜਿਹੜਾ ਧਰਮ ਤੁਹਾਡਾ ਹੈ ਜੇ ਲੋਕ ਹਿੱਤ ਵਿੱਚ ਨਹੀਂ ਇਹਨੂੰ ਹਿੱਤ ਵਿੱਚ ਬਣਾਇਆ ਹੈ ਕਹਿ ਕੇ ਉਪਦੇਸ਼ ਕਰਕੇ ਇੱਥੋਂ ਪਾਈਏ ਕਰੈ ਨੁਕਸਾਨ ਕਰਦਾ ਪਬਲਿਕ ਦਾ ਤੇਰਾ ਵੀ ਕਰਦਾ ਪਬਲਿਕ ਦਾ ਵੀ ਕਰਦਾ ਇਹਨੂੰ ਇੱਥੋਂ ਠੀਕ ਕਰ ਉਤੋਂ ਤੋਂ ਮੋਡੀਫਾਈ ਕਰਤਾ ਉਹਨਾਂ ਨੇ ਮੁਸਲਮਾਨ ਤਾਂ ਮੁਸਲਮਾਨ ਹੀ ਰਹੇ ਕੋਈ ਗੱਲ ਨਹੀਂ ਜਿਹੜੀ ਉਹਦੀ ਕਮੀ ਸੀ ਦੂਰ ਕਰਤੀ ਚਲੋ ਇਹ ਪ੍ਰਚਾਰ ਕਰੋ ਚਲੋ ਕੋਈ ਪਰ ਇਕੱਠੇ ਤਾਂ ਜਾਣ ਇੱਕ ਪਾਸੇ ਨੂੰ ਚੰਗੇ ਪਾਸੇ ਨੂੰ ਤੇ ਜਾਣ ਸਾਰੇ ਕੋਈ ਗੱਲ ਨਹੀਂ ਕੋਈ ਬਾੜੇ ਨਾਲ ਕੋਈ ਨਹੀਂ ਫਰਕ ਪੈਂਦਾ ਬਾੜੇ ਨਹੀਂ ਲੜਾਈ ਕਰਾਉਂਦਾ ਹੈਗਾ ਲੜਾਈ ਵਿਚਾਰਧਾਰਾ ਕਰਾਉਂਦੀ ਹੈ ਜਦੋਂ ਅੱਡ ਅੱਡ ਫੌਜਾਂ ਅੱਡ ਅੱਡ ਝੰਡਿਆਂ ਨਾਲ ਇੱਕ ਪਾਸੇ ਜਾ ਕੇ ਲੜਦੀਆਂ ਨੇ ਜਿਹੜੇ ਮਿੱਤਰ ਦੇਸ਼ ਹੁੰਦੇ ਨੇ ਉਹਨਾਂ ਦੀ ਫੌਜਾਂ ਇੱਕ ਪਾਸੇ ਲੜਦੀਆਂ ਨੇ ਇੱਕ ਉਹਨਾਂ ਦਾ ਦੁਸ਼ਮਣ ਇੱਕ ਸਾਂਝਾ ਹੁੰਦਾ ਵਰਦੀ ਅੱਡ ਅੱਡ ਹੈ ਝੰਡੇ ਅੱਡ ਅੱਡ ਨੇ ਨਾ ਬਾਣੇ ਦਾ ਫਰਕ ਹੈ ਨਾ ਬਾਣੀ ਦਾ ਫਰਕ ਹੈ ਬੋਲੀ ਦਾ ਫਰਕ ਹੈ ਭਾਸ਼ਾ ਦਾ ਫਰਕ ਹੈ ਫਰਕ ਹੈ ਮਿਸ਼ਨ ਦਾ ਟਾਰਗੇਟ ਦਾ ਟਾਰਗੇਟ ਐਡ ਹੋ ਗਿਆ ਸਾਡਾ ਜੇ ਟਾਰਗੇਟ ਇੱਕ ਹੈ ਸਭ ਦਾ ਤਾਂ ਦਿੱਕਤ ਨਾ ਬਾਣਾ ਕਰਦਾ ਨਾ ਖਾਣ ਪਾਣ ਕਰਦਾ ਕੋਈ ਚੀਜ਼ ਨਹੀਂ ਦਿੱਕਤ ਕਰਦਾ ਖਾਣ ਪਾਣ ਵੀ ਕੋਈ ਦਿੱਕਤ ਨਹੀਂ ਕਰ ਕੋਈ ਮਾਸ ਖਾਓ ਕੋਈ ਨਾ ਖਾਓ ਕੀ ਫਰਕ ਪੈਂਦਾ ਜਿਹਦੇ ਮਨ ਨਹੀਂ ਬੰਦਾ ਨਾ ਖਾਵੇ ਇਹ ਜਿਹਨੂੰ ਫਿੱਟ ਨਹੀਂ ਨਾ ਖਾਵੇ ਪਰ ਖਾਣ ਵਾਲੇ ਨੂੰ ਰਗਿਆ ਵੀ ਤੂੰ ਨਾ ਖਾ ਉਹਨੂੰ ਕੁਝ ਨਹੀਂ ਹੁੰਦਾ ਤੈਨੂੰ ਕੁਝ ਹੁੰਦਾ ਤੈਨੂੰ ਹੁੰਦਾ ਤੂੰ ਨਾ ਖਾ ਖਾਣ ਪੀਣ ਵਾਦਾ ਨਹੀਂ ਹੈ ਵਾਧਾ ਕੀ ਹੈ ਵਾਧਾ ਟਾਰਗੇਟ ਵਿਚਾਰਧਾਰਾ ਜਿਹੜਾ ਓਪੀਨੀਅਨ ਸੋਚ ਹੈ ਸੋਚ ਵੱਖਰੀ ਵੱਖਰੀ ਹੈ ਉੱਥੇ ਕਲੇਸ਼ ਹੋਊਗਾ ਹੀ ਹੋਊਗਾ ਪਰ ਚ ਹੋਵੇ ਚਾਹੇ ਸੋਚ ਇੱਕ ਹੋਵੇ ਸੋਚ ਕੀਤੀ ਹੈ ਉੱਥੋਂ ਯੂਨਿਟੀ ਤੋਂ ਸੋਚ ਸ਼ੁਰੂ ਕੀਤੀ ਹੈ ਲਾਵਾ ਵਿੱਚ ਸੋਚ ਹੱਡ ਕੀਤੀ ਹੈ ਇਕੱਠੀ ਕੀਤੀ ਹੈ ਅੱਡ ਅੱਡ ਸੋਚ ਦੋ ਟੱਬਰਾਂ ਦੀ ਅੱਡ ਅੱਡ ਸੋਚ ਕੁੜੇ ਮੁੰਡੇ ਕੁੜੀ ਦੀ ਕਿਤੇ ਲੈਂਦੀ ਇੱਕ ਸੋਚ ਤੇ ਲੈਂਦੀ ਸਟੈਂਡਰਡ ਸੋਚ ਗੁਰਮਤਿ ਕੈਸੀ ਸੋਚ ਹੈ ਜਿਹਦੇ ਆਪਣੀ ਨਿੱਜੀ ਸੋਚ ਖਤਮ ਹੋ ਜਾਂਦੀ ਕਿਸੇ ਨੂੰ ਦਿੱਕਤ ਨਹੀਂ ਹੈ ਇਹ ਤੇ ਇਤਰਾਜ਼ ਨਹੀਂ ਹੈ ਚੱਲਣ ਤੇ ਬਸ ਕਿੰਨਾ ਰੌਲਾ ਹੋਵੇ ਕਿੰਨਾ ਝਗੜਾ ਹੋਵੇ ਸੱਚ ਤੇ ਆ ਜਾਣ ਦੋਏ ਤਰ੍ਹਾਂ ਜਦੇ ਰਾਜੀ ਰਹੋਗੇ ਜਿੰਨਾ ਜਰ ਬੇਈਮਾਨੀ ਉਹਨੇ ਚੱਲਣਾ ਬਾਬੇ ਇਮਾਨਦਾਰ ਇੱਥੇ ਬੰਦੀ ਦੀ ਗੱਲ ਹੈ ਬੇਈਮਾਨੀ ਦੀ ਗੱਲ ਹੈ ਕਿਤੇ ਵੀ ਟਕਰਾਓ ਖਤਮ ਤੰਗ ਕੀਤਾ ਜਾ ਸਕਦਾ ਦੂਏ ਪਾਸੇ ਵਿਦਵਾਨ ਕੀ ਕਹਿ ਰਹੇ ਨੇ ਅੱਜ ਅੱਜ ਝਗੜਾ ਕਿਹੜੀ ਗੱਲ ਦਾ ਕਹਿੰਦੇ ਦੋਹਾਂ ਦੀ ਮੰਨਣੀ ਚਾਹੀਦੀ ਹੈ ਦੋਹੇ ਸੋਚਾਂ ਰਹਿਣੀ ਚਾਹੀਦੀ ਕਿਹੜੇ ਸੋਕੇ ਨਹੀਂ ਸਕਦਾ ਕਿਹੜੇ ਬਦਲ ਇਹ ਵਿਦਵਾਨਾਂ ਦੀ ਗੱਲ ਤੇ ਤਕੜੇ ਬਦਲਣ ਵਾਲੀ ਗੱਲ ਔਰ ਕਲੇਸ਼ ਬਦਲਣ ਦਾ ਕਾਰਨ ਵੀ ਇਹੀ ਮਹਿਸੂਸ ਕਰ ਲਿਆ ਸਿਆਣੇ ਨੇ ਵੀ ਪਰ ਉਹਨੂੰ ਇਹ ਨਹੀਂ ਪਤਾ ਵੀ ਧਰਮ ਕੀ ਹੁੰਦਾ ਇਹ ਤਾਂ ਬਦਲਣਾ ਕਿਹੜੇ ਕਲੇਸ਼ ਨਾ ਆਦਮੀ ਆਪਣੀ ਮਰਜ਼ੀ ਕਰੇ ਨਾ ਔਰਤ ਆਪਣੀ ਮਰਜ਼ੀ ਕਰੇ ਆ ਇੱਕ ਸਟੈਂਡਰਡ ਦੀ ਜਿਹੜੀ ਸੋਚ ਹੈ ਬਿਲਕੁਲ ਫਿਕਸ ਲਾਈਨ ਹੈ ਜਿਵੇਂ ਰੇਲ ਹੈ ਸਾਡੀ ਲਾਈਨ ਹੈ ਫਿਕਸ ਹੈ ਕਿਤੇ ਦੀ ਗੱਡੀ ਆ ਜਾ ਟ੍ਰੇਨ ਆ ਜਾ ਲੱਗ ਜੂਗੀ ਬਿਲਕੁਲ ਨਬੀ ਤੋਂ ਲਈ ਹੋਈ ਹੈ ਉਹ ਨਬੀ ਤੋਂ ਲਈ ਹੈ ਨਬੀ ਤੋਂ ਉਹ ਇਹ ਨਬੀ ਤੋਂ ਲਈ ਹੋਈ ਗੱਲ ਤੇ ਆ ਕੇ ਹੀ ਇਸ ਮਾਰਗ ਤੇ ਆ ਕੇ ਹੀ ਸਾਰੇ ਇਕੱਠੇ ਹੋ ਸਕਦੇ ਨੇ ਜਿੱਤੇ ਆਪਣੀ ਆਪਣੀ ਰਹੂ ਉਹ ਤੇ ਮੂਰਖ ਨੇ 100 ਸਿਆਣੇ ਹਕਮਤ ਕਹਿੰਦੇ ਮੂਰਖ ਆਪੋ ਆਪਣੀ ਜਿਹੜੇ ਆਪੋ ਆਪਣੀ ਵਾਦਾ ਪ੍ਰਚਾਰ ਕਹਿੰਦੇ ਨੇ ਹੋਣਾ ਚਾਹੀਦਾ ਜਿਹੜੇ ਲੋਕ ਕਹਿੰਦੇ ਨੇ ਡਿਫਰੈਂਸਸ ਰਹਿਣਗੇ ਉਹ ਸਾਰੇ ਮੂਰਖ ਨੇ ਚਾਹੇ ਸੁਪਰੀਮ ਕੋਰਟ ਦੇ ਜੱਜ ਵੀ ਹੋਣ ਗੁਰਬਾਣੀ ਦੀ ਜਗ੍ਹਾ ਜੋ ਮੂਰਖ ਨੇ ਉਹ ਦੁਨੀਆ ਦਾ ਰੌਲਾ ਦੁਨੀਆ 'ਚ ਸ਼ਾਂਤੀ ਪੈਦਾ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਜਿਹੜੇ ਦੁਨੀਆ 'ਚ ਸ਼ਾਂਤੀ ਕਾਇਮ ਨਹੀਂ ਕਰ ਸਕਦੇ ਉਹ ਸਿਆਣੇ ਨਹੀਂ ਹੁੰਦੇ ਔਰ ਉਹਨਾਂ ਦੀ ਡਿਊਟੀ ਤਾਂ ਸ਼ਾਂਤੀ ਕਾਇਮ ਕਰਨੀ ਕਰਨ ਜੋਗੀ ਅਗਲ ਨਹੀਂ ਉਹਨਾਂ ਕੋਲ ਕਰਨ ਦੀ ਸਮਝ ਨਹੀਂ ਇਹ ਤਾਂ ਸਾਨੂੰ ਪਤਾ ਹੈ ਡਿਫਰੈਂਸ ਹੈ ਲੋਕਾਂ ਦੇ ਵਿੱਚ ਬੱਤਲ 'ਚ ਹੁੰਦੇ ਹੀ ਨੇ ਇਸੇ ਕਰਕੇ ਤਾਂ ਸੱਚਖੰਡ ਜੋ ਇੱਥੇ ਧੱਕਿਆ ਸਾਨੂੰ ਸਟਿਆ ਵੀ ਦਫਾ ਹੋਵੋ ਉੱਥੇ ਲੜੀ ਜਾਓ ਜਾ ਕੇ ਇੱਥੇ ਲੜਾਂਗੇ ਇੱਥੇ ਅਤਵਾਦ ਫਿਰ ਉਹ ਲੜਾਈ ਹੋਈ ਆ ਫਿਰ ਦੁਖੀ ਕਾਦੇ ਹੁੰਦੇ ਨੇ ਉਹ ਆਪਣੀ ਮਰਜ਼ੀ ਕਰਦੇ ਨੇ ਫਿਰ ਕਾਹ ਦੁਖੀ ਹੁੰਦੇ ਨੇ ਜਦੋਂ ਕਹਿੰਦੇ ਨੇ ਆਪਣੀ ਆਪਣੀ ਮਰਜ਼ੀ ਸਾਰੇ ਕਰਨ ਔਰਤਾਂ ਕਰਨ ਆਦਮੀ ਕਰਨ ਤੇ ਅਤਵਾਦੀ ਨੇ ਆਪਣੀ ਮਰਜ਼ੀ ਕਰਦੇ ਨੇ ਕਿਉਂ ਦੁਖੀ ਨੇ ਇੱਕ ਪਾਸੇ ਤਾਂ ਟੈਲੀਵਿਜ਼ਨ ਵਾਲੇ ਪ੍ਰਚਾਰ ਕਰਦੇ ਨੇ ਹਰ ਇੱਕ ਨੂੰ ਆਪਣੀ ਮਰਜ਼ੀ ਨਾਲ ਜੋੜਦਾ ਦਾ ਹੁਕਮ ਹੈ ਉਹ ਆਪਣੀ ਮਰਜ਼ੀ ਨਾਲ ਜਿਉਂਦੇ ਨੇ ਅਤਵਾਦੀ ਤੁਸੀਂ ਕਾਹ ਦੁਖੀ ਹੁੰਦੇ ਹੋ ਮਰਨਗੇ ਵੀ ਮਰਨਗੇ ਵੀ ਤੁਹਾਨੂੰ ਜਾਂ ਫਿਰ ਕਹੋ ਵੀ ਇਹ ਗਲਤ ਹੈ ਆਪਣੀ ਮਰਜ਼ੀ ਨਾਲ ਜੋੜੋ ਇੱਕ ਪਾਸੇ ਤੁਸੀਂ ਕਹਿੰਦੇ ਮਰਜ਼ੀ ਨਾਲ ਜੋੜਦਾ ਸਭ ਨੂੰ ਹੱਕ ਆ ਦੂਏ ਪਾਸੇ ਉਹਨਾਂ ਉਹਨਾਂ ਦੀ ਮਰਜ਼ੀ ਇਹ ਹੈ ਅਤਵਾਦ ਤੁਸੀਂ ਦੱਸੋ ਤੁਹਾਨੂੰ ਕੀ ਕੀ ਤਕਲੀਫ ਹੈ ਉਹ ਤੁਹਾਨੂੰ ਮਾਰਨਗੇ ਵੀ ਆ ਮਾਰਨਗੇ ਵੀ ਇਹਨਾਂ ਨੂੰ ਇਹ ਨਹੀਂ ਪਤਾ ਅਸੀਂ ਗੱਲ ਕਹਿ ਕੇ ਕੀ ਛੂਟ ਦੇ ਰਹੇ ਹਾਂ ਇਹਨਾਂ ਨੂੰ ਤੁਹਾਨੂੰ ਤਾਂ ਹਥਿਆਰ ਆਪਣੀ ਮਰਜ਼ੀ ਨਾਲ ਜੋੜਦੀ ਉਹਨਾਂ ਨੂੰ ਕੋਈ ਹਥਿਆਰ ਨਹੀਂ ਕਾਜ ਵੀ ਕਹਿੰਦੇ ਮੈਂ ਤਾਂ ਫਿਰ ਖਾਊਂਗਾ ਮੈਂ ਤਾਂ ਨਸ਼ਾ ਕਰੂੰਗਾ ਉਹਨਾਂ ਨੂੰ ਉਹਨਾਂ ਤੇ ਬੈਨ ਕਿਉਂ ਉਹਨਾਂ ਤੇ ਕਹਿੰਦਾ ਬੈਨ ਸਰਕਾਰ ਕਹਿੰਦੇ ਕਹਿੰਦੀ ਇਹ ਰੋਡੇ ਨਹੀਂ ਵਿਚਣ ਦੇਣੇ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਜੋੜਨ ਦਾ ਅਖਤਿਆਰ ਨਹੀਂ ਸਾਰੀ ਉਥਲ ਪੁਥਲ ਹੋ ਜੂਗੀ ਇੱਕ ਸੀਮਤ ਗੱਲ ਨੂੰ ਲੈ ਕੇ ਤਾਂ ਕਹਿੰਦੇ ਨੇ ਮਰਜ਼ੀ ਹੈ ਬਾਕੀਆਂ ਨੂੰ ਕੋਈ ਮਰਜ਼ੀ ਨਹੀਂ ਹੈ ਕਿੱਡੇ ਸਿਆਣੇ ਨੇ ਜਿਹੜੇ ਗੱਲ ਕਹਿੰਦੇ ਨੇ ਆਪਣੀ ਮਰਜ਼ੀ ਕਿੰਨੇ ਸਿਆਣੇ ਨੇ ਅਸਲ 'ਚ ਆਪਣੇ ਜਿਹੜਾ ਖਿਆਲ ਹੈ ਉਹਨੂੰ ਪ੍ਰੋਜੈਕਟ ਕਰ ਰਹੇ ਵੀ ਸਾਡੇ ਵਾਲਾ ਖਿਆਲ ਠੀਕ ਹੈ ਬਾਕੀਆਂ ਦੀ ਵਰਜੀ ਕੋਈ ਨਹੀਂ ਚੱਲੂ ਆਪਣੇ ਖਿਆਲ ਨੂੰ ਦੁਨੀਆ ਤੇ ਲਾਗੂ ਕਰਦਾ ਹਰ ਕੋਈ ਆਦਮੀ ਜੇ ਤੁਹਾਡੀ ਮਰਜ਼ੀ ਹੈ ਤੇ ਉਹਨਾਂ ਦੀ ਵੀ ਮਰਜ਼ੀ ਹੈ ਕੋਈ ਕਿਸੇ ਹੋਰ ਦੀ ਹੋਰ ਕੋਈ ਮਰਜ਼ੀ ਹੈ ਕਿਸੇ ਦੀ ਕੋਈ ਮਰਜ਼ੀ ਹੈ ਫਿਰ ਕੀ ਹੈ ਜੰਗਲ ਰਾਜ ਕੋਈ ਕਾਨੂੰਨ ਨਹੀਂ ਰਹਿੰਦਾ ਫਿਰ ਉੱਥੇ ਕਾਨੂੰਨ ਕਾਹਦਾ ਹੋ ਗਿਆ ਫਿਰ ਮਰਜ਼ੀ ਤੇ ਮਰਜ਼ੀ ਤੇ ਕਾਨੂੰਨ ਕੀ ਹੋ ਗਿਆ ਸਰਕਾਰ ਕਾਹਦੀ ਰਹਿ ਗਈ ਉੱਥੇ ਨਿਯੰਤਰਣ ਕਿਹਦਾ ਰਿਹਾ ਕਿਸੇ ਇੱਥੇ ਆ ਕੇ ਖੇਡ ਫਸ ਗਈ ਮੂਰਖਾਂ ਦੇ ਹੱਥ ਵਿਦਵਾਨ ਜੋ ਗੱਲ ਵਿਦਵਾਨਾਂ ਦੇ ਹੱਥ ਚਲੀ ਜਾਊਗੀ ਜਦ ਵੀ ਜਦੇ ਦੁਨੀਆ ਦਾ ਨਾਸ ਹੋ ਜਾਊਗਾ ਵਿਦਵਾਨ ਵਿਦਵਾਨ ਬੁੱਧੀਹੀਨ ਹੁੰਦੇ ਨੇ ਜਿੱਥੇ ਤੱਕ ਵਿਦਿਆ ਬੁੱਧੀ ਪੂਰੀ ਬੁੱਧ ਨਹੀਂ ਹੁੰਦੀ ਪੂਰੀ ਬੁੱਧ ਨਹੀਂ ਹੁੰਦੀ ਜਿੱਦਨ ਪੂਰੀ ਬੁੱਧ ਆ ਜਾਂਦੀ ਹੈ ਜਿੱਥੇ ਪੂਰੀ ਬੁੱਧ ਹੈ ਉਹ ਬਿਲਕੁਲ ਇਨਸਾਫ ਦੇ ਨੇੜੇ ਲੈ ਜਾਂਦਾ ਜਿਹੜਾ ਜਿੰਨਾ ਸਿਆਣਾ ਆਦਮੀ ਹੋਊਗਾ ਉਹਨਾਂ ਇਨਸਾਫ ਕਰਨ ਦੇਣ ਦੀ ਸ਼ਕਤੀ ਉਹ ਜ਼ਿਆਦਾ ਹੁੰਦੀ ਓਡਾ ਹੀ ਬੜਾ ਉਹ ਦਿਮਾਗਦਾਰ ਜੱਜ ਬਣ ਜਾਂਦਾ ਜੇ ਕੋਈ ਰੂਲਿੰਗ ਦਿੰਦਾ ਉਹ ਚ ਕੋਈ ਗੁੰਜਾਇਸ਼ ਨਹੀਂ ਹੁੰਦੀ ਕਿਸੇ ਨੂੰ ਕਹਿਣ ਟਿੱਪਣੀ ਕਰਨ ਦੀ ਕਿਸੇ ਦੀ ਗੁਰਬਾਣੀ ਨੇ ਜੋ ਰੂਲਾਂ ਦਿੱਤੀ ਹੋਈ ਨੇ ਕੋਈ ਟਿੱਪਣੀ ਕਰਨ ਵਾਲਾ ਜੰਮਿਆ ਨਹੀਂ ਇਹਦੇ ਚ ਇੱਕ ਉਹ ਸਟੈਂਡਰਡ ਦੀ ਬੁੱਧੀ ਹੈ ਜਿੱਥੇ ਜਾ ਕੇ ਸੰਸਾਰੀ ਬੁੱਧੀ ਸਟਿਲ ਹੋ ਜਾਂਦੀ ਹੈ ਅੱਗੇ ਜਾਣ ਦੀ ਲੋੜ ਨਹੀਂ ਹੈ ਗੁਰਬਾਣੀ ਦਾ ਇਹ ਗਿਆਨ ਇੰਨੀ ਉੱਚੀ ਅਵਸਥਾ ਹੈ ਕਿ ਇਹ ਦੋ ਉੱਚੀ ਅਵਸਥਾ ਸੰਸਾਰ 'ਚ ਲੋੜ ਨਹੀਂ ਹੈ ਸੰਸਾਰ ਲੋੜ ਨਹੀਂ ਸੰਸਾਰ ਕਿਵੇਂ ਚਲਾਉਣਾ ਇਹ ਸੰਸਾਰ ਨੂੰ ਲੋੜ ਨਹੀਂ ਹੈ ਚਲਾਉਣ ਵਾਲੇ ਹੋਰ ਬੈਠੇ ਨੇ ਪਰ ਸੰਸਾਰ ਉਹ ਚੀਜ਼ ਚਾਹੁੰਦਾ ਸੰਸਾਰ ਕਿਵੇਂ ਚਲਾਉਣਾ ਮੇਰੇ ਹੱਥ 'ਚ ਹੋਵੇ ਇਹ ਰੌਲਾ ਹੈ ਗੱਲ ਦਾ ਸੰਸਾਰ ਕਿਵੇਂ ਚਲਾਉਣਾ ਇਹ ਬੁੱਧੀ ਵਿਵੇਕ ਬੁੱਧੀ ਹੀ ਪਰਮੇਸ਼ਰ ਦੀ ਬੁੱਧੀ ਹੀ ਇਹ ਦੱਸੂਗੀ ਸੰਸਾਰ ਕਿਵੇਂ ਚਲਾਉਣਾ ਹੈ ਸੰਸਾਰ ਨਾਲ ਕਿਵੇਂ ਵਰਤਣਾ ਹੈ ਸੰਸਾਰ ਨੂੰ ਕਿੱਧਰ ਨੂੰ ਲੈ ਕੇ ਜਾਣਾ ਹੈ ਇਹ ਜੀਵ ਕੀ ਕਰਨ ਆਏ ਨੇ ਇਹਨਾਂ ਦਾ ਭਲਾ ਕਿਹੜੀ ਚੀਜ਼ ਹੈ ਕੌਣ ਲੋਕ ਨੇ ਜਿਹੜੇ ਇਹਨਾਂ ਦਾ ਭਲਾ ਨਹੀਂ ਹੋਣ ਦਿੰਦੇ ਕੌਣ ਲੋਕ ਨੇ ਜਿਹੜੇ ਗੜਬੜ ਕਰ ਰਹੇ ਨੇ ਕਿਉਂ ਗੜਬੜ ਹੋ ਰਹੀ ਹੈ ਇਹ ਸਭ ਗੱਲਾਂ ਡਿਸਕਸ ਬਣੀ ਕੀਤੀ ਕੀਤੀਆਂ ਹੋਈਆਂ ਗੁਰਬਾਣੀ ਜੋ ਹੋਰ ਕੀ ਕੀਤਾ ਹੈ ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਜਿਹੜੇ ਠੱਗ ਹੁੰਦੇ ਨੇ ਠੱਗਣ ਦਾ ਤਾਂ ਕੋਈ ਨਹੀਂ ਬਣੇ ਹੋਏ ਠੱਗਣ ਦਾ ਤਾਂ ਥਾਣੇਦਾਰ ਨਹੀਂ ਬਣੇ ਹੋਏ ਇਹ ਧਾਰਮਿਕ ਠੱਗ ਨੇ ਧਰਮ ਦੇ ਨਿਗਾਹ ਜਿਹੜੇ ਠੱਗ ਨੇ ਉਹ ਸੰਸਾਰ ਨੂੰ ਸਿੱਧੇ ਰਸਤੇ ਚੱਲਣ ਨਹੀਂ ਦਿੰਦੇ ਜਿਉਂ ਤੂੰ ਚਲਾਏ ਤਵੇਂ ਚੱਲਾਂ ਸੁਆਮੀ ਇਹਦੇ ਚ ਵਾਧਾ ਇਹ ਖੜੇ ਨੇ ਸੰਸਾਰ ਇਹ ਜਿਹੜੇ ਠੱਗ ਨੇ ਸਾਰਿਆਂ ਨੂੰ ਕਹਿਣਾ ਚਾਹੀਦਾ ਜਿਵੇਂ ਜਿਉਂ ਤੂੰ ਚਲਾ ਤੇ ਵਿੱਚ ਚਲਾ ਸੁਆਮੀ ਸੁਆਮੀ ਦਾ ਆਪ ਬਣ ਕੇ ਉਹ ਕਹਿੰਦੇ ਸੁਆਮੀ ਅਸੀਂ ਹਾਂ ਹੁਣ ਚਲੋ ਜਿਵੇਂ ਅਸੀਂ ਕਹਿੰਦੇ ਇਹਨੂੰ ਕਹਿੰਦੇ ਨੇ ਸਾਖਤ ਸ਼ਰੀਕ ਖੁਦਾ ਇਹ ਹੈ ਸਾਖਤ ਇਹ ਸ਼ਰੀਕ ਖੁਦਾ ਹੈ ਸਮਝੇ ਸਾਖਤਾਂ ਦੀਆਂ ਬੱਤਾਂ ਨੇ ਜਿੰਨੀਆਂ ਮਨਵਤਾਂ ਨੇ ਇਹ ਕੱਲੀ ਮਤ ਮਨਵਤ ਨਹੀਂ ਹੈ ਇਹ ਗੁਰਮਤ ਹੈ ਅੰਤਰਾਤਮਾ ਦੀ ਆਵਾਜ਼ ਇਸ ਕਰਕੇ ਕਿਉਂਕਿ ਅੰਤਰਾਤਮਾ ਦੀ ਆਵਾਜ਼ ਹੈ ਇਹਦੇ ਨਾਲ ਸਾਰੇ ਸਹਿਮਤ ਹੋ ਸਕਦੇ ਨੇ ਪਰ ਜੇ ਇਹਦਾ ਸਹੀ ਸਮਝ ਲਈਏ ਇਹਨੂੰ ਸਹੀ ਜੇ ਇਹਦੇ ਅਰਥ ਗਲਤ ਕਰ ਲਈਏ ਹੋ ਕੀ ਰਿਹਾ ਆਪਣੀਆਂ ਆਪਣੀਆਂ ਮਤਾਂ ਅਨੁਸਾਰ ਇਹਨੂੰ ਅਰਥਾ ਰਹੇ ਆਪਣੀ ਆਪਣੀ ਮਤ ਨੂੰ ਜਸਟੀਫਾਈ ਕਰਨ ਖਾਤਰ ਸਾਡੀ ਉਹ ਮਤ ਠੀਕ ਹੈ ਇਹਦੇ ਅਰਥ ਗਲਤ ਕੱਢ ਰਹੇ ਨੇ ਪਰ ਇਹ ਕਿਸੇ ਨੂੰ ਜਸਟੀਫਾਈ ਨਹੀਂ ਕਰ ਰਹੀ ਇਹ ਮਤ ਕਿਸੇ ਦੂਜੀ ਮਤ ਨੂੰ ਜਸਟੀਫਾਈ ਨਹੀਂ ਕਰ ਰਹੀ ਇਹ ਆਪਣੀ ਇੱਕ ਨਿਆਰੀ ਮਤ ਹੈ ਨਿਆਰੀ ਗੱਲ ਹੈ ਨਿਆਰਾ ਖਾਲਸਾ ਹੈ ਨਿਆਰੀ ਸੋਚ ਹੈ ਨੌ ਨੇ ਦਾ ਨਵਾਂ ਖਜ਼ਾਨਾ ਨੌ ਨੇ ਦਾ ਉਹ ਨਾਈਨ ਨਹੀਂ ਹੈ ਨੌ ਦਾ ਵੀ ਅਰਥ ਨਾਈਨ ਨਹੀਂ ਹੈ ਇਹਨਾਂ ਨੇ ਨੌ ਨੌ ਲਾ ਨੌਦਾ ਭਗਤੀ ਹੈ ਨਵੀਂ ਭਗਤੀ ਹੈ ਨਾ ਕਿਸਮ ਦੀ ਭਗਤੀ ਨਹੀਂ ਹੁੰਦੀ ਭਗਤੀ ਇੱਕੋ ਕਿਸਮ ਦੀ ਹੁੰਦੀ ਹੈ ਗੁਰ ਕੀ ਮਤ ਤੂੰ ਲੈ ਹੋਏ ਆਣੇ ਭਗਤੀ ਬਿਨਾਂ ਵੋ ਡੁੱਬੇ ਸਾਰੇ ਭਗਤੀ ਇੱਕ ਵਚਨ ਹੈ ਗੁਰ ਕੀ ਮਤ ਲੈਣਾ ਹੀ ਭਗਤੀ ਹੈ ਹੋਰ ਕੋਈ ਭਗਤੀ ਨਹੀਂ ਹੈ ਜਪ ਤਪ ਤਾਂ ਸਾਰੇ ਕੱਟੇ ਹੋਏ ਨੇ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾ ਕੇ ਰੇ ਦੇ ਭਾਉ ਹੈ ਦੂਜਾ ਮੈਂ ਕੀਏ ਕਰਮਾਂ ਨੇ ਕਾ ਹਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਬਵੇਕਾ ਸਿਰ ਬਵੇਕ ਬੁੱਧੀ ਕੱਲੀ ਹੀ ਜਿਹੜੀ ਹੈ ਗੁਰਮਤ ਗੁਰਮਤ ਦੀ ਸੋਝੀ ਬਵੇਕ ਬੁੱਧੀ ਹੈ ਜਿੰਨਾ ਜਰ ਬੁੱਧੀ ਡਿਵੈਲਪ ਹੋ ਕੇ ਬਵੇਕ ਬੁੱਧੀ ਨਹੀਂ ਬਣ ਜਾਂਦੀ ਉਹਨਾਂ ਜਰ ਗੱਲ ਜਿੱਤੀ ਹੈ ਉਹ ਨਹੀਂ ਉਲਝੀ ਤਾਣੀ ਰਹੂਗੀ ਧਰਮ ਦੀ ਤਾਣੀ ਉਲਝੀ ਹੋਈ ਹੈ ਅਬਵੇਕ ਬੁੱਧੀ ਨੇ ਉਹ ਦਸਮ ਗ੍ਰੰਥ ਦੇ ਵਿੱਚ ਅਬਵੇਕ ਔਰ ਬਵੇਕ ਦੀ ਲੜਾਈ ਦਿਖਾਈ ਇੱਕ ਪਾਸੇ ਅਬਵੇਕ ਰਾਜਾ ਇੱਕ ਪਾਸੇ ਵਿਵੇਕ ਰਾਜ ਉਹ ਦੋਹਾਂ ਦੀ ਲੜਾਈ ਦਿਖਾਈ ਇੱਕ ਪਾਸੇ ਭਰਮ ਗਿਆਨ ਅਵਿਵੇਕ ਕੀ ਹੁੰਦਾ ਭਰਮ ਗਿਆਨ ਬਾਹੇ ਲਿਖੇ ਭਰਮ ਗਿਆਨੀ ਇੱਕ ਪਾਸੇ ਭਰਮ ਗਿਆਨ ਆਤਮ ਗਿਆਨ ਦੋਹਾਂ ਦੀ ਲੜਾਈ ਦਿਖਾਈ ਹੋਈ ਦੋਹਾਂ ਦੇ ਹਥਿਆਰ ਦਿਖਾਏ ਨੇ ਦੋਹਾਂ ਦੇ ਬਾਹਣ ਦਿਖਾਏ ਨੇ ਦੋਹਾਂ ਦੇ ਵਾਰ ਦਿਖਾਏ ਨੇ ਦੋਹਾਂ ਦਾ ਰੰਗ ਦਿਖਾਇਆ ਦੋਹਾਂ ਦਾ ਰੂਪ ਦਿਖਾਇਆ ਉੱਥੇ ਵਿਵੇਕ ਵਿਵੇਕ ਦੀ ਲੜਾਈ ਹੈ ਚੰਡੀ ਜਿਹੜੇ ਤਰਜ ਵੀ ਉਹੀ ਹੈ ਉਹੀ ਲੜਦੇ ਨੇ ਆ ਕੇ ਉਹਨਾਂ ਦੇ ਲੋ ਰੱਖੇ ਹੋਏ ਨੇ ਜਿਵੇਂ ਧੂਬਰ ਲੈਣ ਧੂਬਰ ਰਹਿਣ ਕੀ ਹੁੰਦਾ ਅੱਖ ਦੇ ਵਿੱਚ ਜਿਹੜਾ ਜਾਲਾ ਪੈ ਜਾਂਦਾ ਨਾ ਕਹਿੰਦਾ ਧੂਆ ਪਹਿਲਾਂ ਧੂਆ ਜਾ ਪੈਂਦਾ ਅੱਖ 'ਚ ਉਹਨੂੰ ਧੂਬਰ ਰਹਿਣ ਕਿਹਾ ਅੱਖ ਦੀ ਰੋਗ ਘਟਾ ਦਿੰਦਾ ਧੁੰਦਲਾ ਜਿਹਾ ਉਹ ਹੌਲੀ ਹੌਲੀ ਹੌਲੀ ਹੌਲੀ ਪੜਦਾ ਬਣ ਕੇ ਫਿਰ ਉਹ ਆਪਣਾ ਮੋਤੀਆ ਬਣ ਜਾਂਦਾ ਮੋਤੀਆ ਬਿੰਦ ਬਣ ਜਾਂਦੀ ਹੈ ਅਖੀਰ ਦੀ ਖਤਮ ਕਰ ਦਿੰਦਾ ਇਹ ਜਿਹੜਾ ਭਰਮ ਗਿਆਨ ਹੈ ਹੌਲੀ ਹੌਲੀ ਭਰਮ ਪਾਉਂਦਾ ਪਾਉਂਦਾ ਨਿਕਾ ਬਿਲਕੁਲ ਨਾ ਕਰ ਦਿੰਦਾ ਹਰ ਲਫ਼ਜ਼ ਦਾ ਕੋਈ ਅਰਥ ਹੁੰਦਾ ਪਿੱਛੇ ਹੁਣ ਉਹਨਾਂ ਨੂੰ ਅਰਥ ਦੇਣੇ ਨੇ ਉਹਨਾਂ ਲਫ਼ਜ਼ਾਂ ਨੂੰ ਤੂੰ ਬੰਦੇ ਕੌਣ ਹੈ ਰਖਤ ਬੀਜ ਕੌਣ ਹੈ ਅਗਿਆਨਤਾ ਧੂਮਲ ਵਾਲਾ ਗਿਆਨ ਜਿਹੜਾ ਹੈਗਾ ਜਿਹੜਾ ਭਰਮ ਹੈ ਰਕਤ ਬੀਜ ਹੈ ਭਰਮ ਇੱਕ ਇੰਨਾ ਖੋਜਵੇ ਐਡਾ ਬਸ ਰੂਪ ਧਾਰਨ ਕਰ ਲੈਂਦਾ ਇੱਕ ਪੰਕਤੀ ਦੇ ਤੁਹਾਨੂੰ ਭਰਮ ਪੈ ਜਾ ਸਾਰੀ ਗੁਰਬਾਣੀ ਦੇ ਸ਼ੱਕ ਪੈਦਾ ਹੋ ਜਾਂਦੀ ਹੈ ਇੱਕ ਪੰਕਤੀ ਦੇ ਸ਼ੱਕ ਪੈ ਜਾ ਸਾਰੀ ਗੁਰਬਾਣੀ ਦੇ ਸ਼ੰਕਾ ਖੜੀ ਹੋ ਜਾਂਦੀ ਹੈ ਇੱਕ ਬੂੰਦ ਤੋਂ ਡਾਇਰਾਕਸ਼ਿਸ ਪੈਦਾ ਹੋ ਜਾਂਦਾ ਤੇ ਨੂੰ ਵੈਲਿਊ ਦੇਣੀ ਪਊਗੀ ਇਹਦੇ ਅਰਥ ਕੀ ਬਣਦੇ ਹੋਰ ਕੁਝ ਨਹੀਂ ਬਾਕੀ ਠੀਕ ਹੈ ਆਜ ਵਿੱਚ ਵੀ ਨੋ ਆਏ ਨੇ ਰਕਤ ਵੀ ਦੇ ਉਹ ਸਾਰਿਆਂ ਦੇ ਨਹੀਂ ਆਦ ਵਿੱਚ ਕਿਉਂ ਆਉਂਦੇ ਮਾਤਾ ਭੈਣ ਸਾਹਿਬ ਜਦੋਂ ਕਬੀਰ ਨੇ ਕਿਹਾ ਸੀ ਰਾਜਾ RAM ਨਾਮ ਮੋਰਾ ਬ੍ਰਹਮ ਗਿਆਨ ਚਲੋ ਬ੍ਰਹਮ ਗਿਆਨ ਦੀ RAM RAM ਦੀ ਡੈਫੀਨੇਸ਼ਨ ਦਿੱਤੀ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ ਜੋ ਬ੍ਰਹਮ ਗਿਆਨ ਹੈ ਉਹਦੇ ਵਾਸਤੇ ਮੈਂ ਰਾਜਾ ਰਾਮ ਨਾਮ ਨਾਮ ਨਾਮ ਉਹਦੇ ਵਾਸਤੇ ਵਰਤ ਰਿਹਾ ਲਫ਼ਜ਼ ਮਤ ਕੋਈ ਦਸ਼ਰਥ ਦੇ ਮੁੰਡੇ ਵਾਸਤੇ ਮੰਨੇ ਫਿਰ ਫਰਕ ਕੀ ਰਹਿ ਗਿਆ ਸੀ ਫਿਰ ਸ਼ੰਕਾ ਕਿਹੜੀ ਗਲਤੀ ਰਹਿ ਗਈ ਸੀ ਨਾਮ ਤਾਂ ਦੀਵਾ ਹੈ ਨਾਮ ਤਾਂ ਚਾਨਣ ਕਰਨ ਵਾਲੀ ਚੀਜ਼ ਹੈ ਤੇ ਗਿਆਨ ਤੇ ਵੱਧ ਚਾਨਣ ਕੌਣ ਕਰੂ ਗਿਆਨ ਦੇ ਵਿੱਚ ਜਾਣਨ ਕੌਣ ਕਰੂ ਆਤਮਾ ਬਾਰੇ ਜਾਣਨ ਕੌਣ ਕਰੂ ਆਪਣੇ ਬਾਰੇ ਨਿਰਾਕਾਰ ਆਪਣੀ ਦੇਹੀ ਬਾਰੇ ਜਾਣਨ ਕੌਣ ਕਰੂ ਆਤਮ ਗਿਆਨ ਦਾ ਮਤਲਬ ਹੈ ਆਪਣੀ ਨਿਰਾਕਾਰ ਦੇਹੀ ਬਾਰੇ ਜਾਣਨ ਰੋਸ਼ਨੀ ਕੌਣ ਵਾਲਾ ਗਿਆਨ ਦੁਨੀਆ ਦੀ ਮੈਟਰ ਵਾਸਤੇ ਰੋਸ਼ਨੀ ਪਾਉਣ ਵਾਲੇ ਗਿਆਨ ਬਹੁਤ ਨੇ ਬਾਹਰ ਹੋਰ ਆਤਮ ਗਿਆਨ ਨਹੀਂ ਹੁੰਦਾ ਮਾਇਆ ਦੇ ਗਿਆਨ ਦੇ ਉਹ ਸੰਸਾਰੀ ਬੁੱਧੀ ਖੋਜ ਕਰਦੀ ਉਹਦੀ ਜੋ ਕੁਛ ਹੈ ਸਾਡੀ ਅੱਖਾਂ ਦੀ ਦੇਖਣ ਚਾਹੁੰਦਾ ਹੈ ਕੰਨਾਂ ਦੀ ਪਕੜ ਚਾਹੁੰਦਾ ਨਾ ਦੇ ਸੋਹਣ ਚਾਹੁੰਦਾ ਉਹ ਤਾਂ ਆਦਮੀ ਖੋਜ ਕਰੇ ਰਿਹਾ ਉਹ ਤਾਂ ਸਾਇੰਸ ਹੈ ਉਹਨੂੰ ਸਾਇੰਸ ਕਹਿੰਦੇ ਨੇ ਇਹ ਸਾਇੰਸ ਨਹੀਂ ਹੈ ਆਤਮ ਗਿਆਨ ਸਾਇੰਸ ਨਹੀਂ ਹੈ ਇਹਨੂੰ ਸਾਇੰਸ ਨਹੀਂ ਕਹਿੰਦੇ ਪਰ ਵਿਦਵਾਨਾਂ ਨੂੰ ਕਹਾ ਇਹਦਾ ਪਤਾ ਹੀ ਨਹੀਂ ਜਾਣੇ ਨੂੰ ਸਾਇੰਸ ਤੇ ਫਿਰ ਹੋਰ ਪਤਾ ਹੀ ਕਾਸੇ ਦਾ ਨਹੀਂ ਉਹਨਾਂ ਦੀ ਡਿਕਸ਼ਨਰੀ ਜੇ ਕੋਈ ਲਫ਼ਜ਼ ਨਹੀਂ ਹੈ ਕੋਨਾ ਕੋ ਸੀਮਤ ਜੀ ਤਾਲੀਮ ਹੈ ਸੀਮਤ ਜੇ ਉਹਨਾਂ ਕੋ ਸਾਧਨ ਨੇ ਸੀਮਤ ਜੀ ਉਹਨਾਂ ਕੋ ਅਕਲ ਹੈ ਸੀਮਤ ਜੇ ਉਹਨਾਂ ਨੂੰ ਜਿਹੜੇ ਪੜਾਉਣ ਵਾਲੇ ਬਲੇ ਨੇ ਉਹਨਾਂ ਦਾ ਸਭ ਕੁਝ ਸੀਮਤ ਹੈ ਇਹ ਅਸੀਮ ਹੈ ਜਿਹਦਾ ਗਿਆਨ ਹੈ ਉਹ ਵੀ ਅਸੀਮ ਹੈ ਜਿਹਨੇ ਬੋਲੀ ਹੈ ਉਹਦੀ ਅਕਲ ਵੀ ਅਸੀਮ ਹੈ ਤੇ ਇਹਦੀ ਅਕਲ ਵੀ ਸੀਮਾ ਪਾਰ ਹੋ ਜਾਣੀ ਅਸੀਮ ਕੀ ਹੁੰਦਾ ਮਾਇਆ ਤੋਂ ਪਰੇ ਦੀ ਅਕਲ ਜਿਹੜੀ ਹੈ ਉਹ ਅਸੀਮ ਹੁੰਦੀ ਹੈ ਮਾਇਆ ਤੱਕ ਸੀਮਾ ਮਾਇਆ ਤੋਂ ਪਰੇ ਤਾਂ ਸੀਮਾ ਖਤਮ ਹੈ ਮਾਇਆ ਤਾਂ ਬਾਹਰ ਨਿਕਲ ਪਰ ਸੀਮਾ ਹੈ ਹੀ ਨਹੀਂ ਕੋਈ ਸੀਮਾ ਸਿਰ ਮਾਇਆ ਤੱਕ ਹੀ ਹੈ ਨਾ ਜਿੰਨਾ ਜਰ ਅੰਡੇ ਦੇ ਵਿੱਚ ਹੈ ਬੱਚਾ ਉਹਨਾਂ ਜਰ ਸੀਮਤ ਹੈ ਬਾਹਰ ਦਾ ਆਕਾਸ਼ ਹੈ ਫਿਰ ਸੀਮਾ ਕਿੱਥੇ ਉਹਦੀ ਬਸ ਜਦੋਂ ਵਰਜੀ ਵੱਜਵੇ ਜਦੋਂ ਵਰਜੀ ਉੱਡ ਲਵੇ ਆਪਣੀ ਸ਼ਕਤੀ ਤੇ ਡਿਪੈਂਡ ਕਰਦਾ ਇਹ ਪਰ ਮਨ ਹੈ ਸੀਮਤ ਗਿਆਨ ਦੇ ਵਿੱਚ ਸੀਮਤ ਦਾਇਰੇ 'ਚ ਇਹਦੀ ਸੋਚ ਰਹਿੰਦੀ ਹੈ ਜਿੰਨਾ ਜਰ ਸੰਸਾਰੀ ਹੈ ਅਕਲ ਹੈ ਇਹਦੇ ਕੋਲ ਸੰਸਾਰੀ ਖੋਜ ਹੈ ਇਹਦੇ ਕੋਲ ਮੈਟਰ ਦੀ ਖੋਜ ਹੈ ਇਹਦੇ ਕੋਲ ਬ੍ਰੇਨ ਦੇ ਤੱਕ ਹੀ ਮਹਦੂਦ ਹੈ ਜਦੋਂ ਨਿਰਾਕਾਰ ਦੇ ਆਤਮ ਗਿਆਨ ਦੀ ਖੋਜ ਕਰਦਾ ਫਿਰ ਬ੍ਰੇਨ ਤੋਂ ਪਰੇ ਦੀ ਗੱਲ ਚਲੀ ਜਾਂਦੀ ਹੈ ਕੋ ਨਾ ਤਾਂ ਦੀਦੀ ਹੈ ਜਿਹੜੀ ਚੀਜ਼ ਦੀਦੀ ਨੂੰ ਬ੍ਰੇਨ ਮੰਨੇ ਕਿ ਨਾ ਮੰਨਣ ਦੀ ਵੀ ਗੱਲ ਇਹ ਹੈ ਲੋਕਾਂ ਨੂੰ ਕਿ ਤੋਂ ਪਰੇ ਦੀ ਗੱਲ ਹੈ ਆਦਮੀ ਦੇ ਦਿਮਾਗ ਤੋਂ ਪਰੇ ਦੀ ਗੱਲ ਦਿਮਾਗ ਤੋਂ ਪਰੇ ਦੀ ਗੱਲ ਦਾ ਭਰੋਸਾ ਬਹੁਤ ਔਖਾ ਕਰਨਾ ਗੁਰਬਾਣੀ ਦੇ ਤਾਂ ਹੀ ਨਹੀਂ ਅਸੀਂ ਭਰੋਸਾ ਕਰਦੇ ਸਾਡੇ ਬੁੱਧੀ ਤੋਂ ਪਰੇ ਦੀ ਗੱਲ ਹੈ ਜਿਹੜਾ ਦਾ ਕਰ ਗਿਆ ਭਰੋਸਾ ਉਹ ਤਾਂ ਬਣ ਜੂਗਾ ਸਿੱਖ ਜਿਹਨੇ ਭਰੋਸਾ ਨਾ ਕੀਤਾ ਹੋ ਰਹਿ ਜੂਗਾ ਇਹ ਜਨਮ ਵਿੱਚ ਰਹਿ ਜੂ ਅਗਲੇ ਚ ਪਤਾ ਨਹੀਂ ਜਦ ਭਰੋਸਾ ਕਰੂ ਜਦੇ ਸਿੱਖ ਬਣਨਾ ਕਦੇ ਕਰ ਲੋ ਕਿਉਂਕਿ ਬੀਸ ਬਿਸਵੇ ਗੁਰ ਕਾ ਮਨ ਬੰਨੇ ਤੇ ਬਿਨਾ ਪਰਮੇਸ਼ਰ ਕੀ ਗਤੀ ਨਹੀਂ ਜਾਣੀ ਜਾ ਸਕਦੀ ਬੀਸ ਬਿਸਵੇ ਗੁਰ ਕਾ ਮਨ ਮੰਨੇ ਸੋ ਸੇਵਕ ਨਾ ਤਾਂ ਉਹਨੇ ਸੇਵਕ ਬਣ ਸਕਣੇ ਉਹਨਾਂ ਜਰ ਗੁਰੂ ਰਹੂ ਨਾ ਉਹਨੇ ਪਰਮੇਸ਼ਰ ਕੀ ਗੱਤ ਜਾਣੀ ਜਾ ਸਕਦੀ ਪਰਮੇਸ਼ਰ ਕੀ ਗੱਤ ਕੀ ਹੁੰਦੀ ਹੈ ਆ ਜਿਹੜਾ ਹੁਕਮ ਹੈ ਪਰਮੇਸ਼ਰ ਕੀ ਗੱਤ ਹੈ ਚੱਲਦਾ ਨਾ ਹੁਕਮ ਜੋ ਚੱਲ ਰਿਹਾ ਵਰਤ ਰਿਹਾ ਜੋ ਪਾਣਾ ਹੈ ਪਰਮੇਸ਼ਰ ਕੀ ਗੱਤ ਹੈ ਬਸ ਉਹ ਇਹਦੇ ਨਾਲ ਚੱਲਦਾ ਫਿਰ ਹੁਕਮ ਦੇ ਨਾਲ ਚੱਲਦਾ ਜਿਹੜਾ ਹੁਕਮ ਦੇ ਨਾਲ ਚੱਲਦਾ ਪ੍ਰੈਜ਼ੈਂਟ ਵਿੱਚ ਹੈ ਜਿਹੜਾ ਹੁਕਮ ਦੇ ਨਾਲ ਚੱਲਦਾ ਪ੍ਰੈਜ਼ੈਂਟ ਵਿੱਚ ਉਹਨਾਂ ਪਾਸਟ ਵਿੱਚ ਨਾ ਫਿਊਚਰ 'ਚ ਜੋ ਹੋ ਗਿਆ ਉਹਦੀ ਚਿੰਤਾ ਨਹੀਂ ਜੋ ਹੋ ਗਿਆ ਤਾਂ ਹੋਏ ਗਿਆ ਖਤਮ ਹੋ ਗਿਆ ਉਹਦੀ ਉਹਦਾ ਜੋ ਹੋਣਾ ਉਹਦੀ ਚਿੰਤਾ ਨਹੀਂ ਹੋਣਾ ਹੋਏ ਸੋ ਹੋਏਗਾ ਕੋ ਉਹਦੀ ਚਿੰਤਾ ਨਾ ਹੋ ਗਿਆ ਜਿਹੜੀ ਉਹਦੀ ਚਿੰਤਾ ਨਾ ਜਿਹੜਾ ਹੋ ਰਿਹਾ ਉਹਦੀ ਚਿੰਤਾ ਜੇ ਚਿੰਤਾ ਨਹੀਂ ਹੈ ਤਾਂ ਹੀ ਭਾਣਾ ਮਿੱਠਾ ਕਰਕੇ ਬੰਦਿਆ ਜਾ ਸਕਦਾ ਕਿਉਂ ਨਹੀਂ ਕਿਉਂਕਿ ਜੋ ਵੀ ਕੁਝ ਹੋਊਗਾ ਮੇਰੇ ਬੈਨੀਫਿਟ ਚ ਹੋਊਗਾ ਔਰ ਇਹ ਸੱਚ ਹੈ ਗੱਲ ਐਵੇਂ ਨਹੀਂ ਬਣਾਈ ਹੋਈ ਹੈ ਸੱਚ ਉਦੋਂ ਹੋਊ ਜਦੋਂ ਇਹਦਾ ਪਰਖਣ ਲੱਗੂ ਇਸ ਗੱਲ ਨੂੰ ਪਰਖਣ ਲੱਗੇ ਜਿਹੜਾ ਇਹ ਗੱਲ ਨੂੰ ਪਰਖੂਗਾ ਉਹ ਬਾਣੇ ਨੂੰ ਬੁੱਝ ਵੀ ਲਊਗਾ ਭਰੋਸਾ ਵੀ ਕਰ ਲਊਗਾ ਪਰਖੇ ਹੋ ਬਸ ਪਰਖੇ ਗੁਰ ਕੀ ਬਾਤ ਇਹ ਖਰਾ ਫੋਟਾ ਇਹ ਪਰਖਣ ਵਾਲੀ ਚੀਜ਼ ਉਸ ਤੇ ਨਾ ਹੋਏ ਨਾ ਹੀ ਕੁਛ ਬਸ ਇਹਨੂੰ ਪਰਖੋ ਇਹ ਗੱਲ ਸੱਚੀ ਹੈ ਗੁਰਬਾਣੀ ਦੀ ਜਾਂ ਨਹੀਂ ਸੱਚੀ ਔਰ ਇਹ ਕਹੋ ਕਿ ਨੇ ਕੁਛ ਤੇ ਦੂਜੇ ਤੇ ਤਾਂ ਕਿਸੇ ਤੇ ਗੁੱਸਾ ਕਰਨ ਦੀ ਲੋੜ ਨਹੀਂ ਕਿਹਨੇ ਸਿੱਖਾਂ ਨੇ ਧੱਕਾ ਕੀਤਾ ਕਿਹਨੇ ਨਾ ਕੀਤਾ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਉਹਨੇ ਕੀਤਾ ਜੇ ਸਾਥੇ ਵਾਲਾ ਪੈਦਾ ਕੀਤਾ ਉਹਨੇ ਕੀਤਾ ਤੁਹਾਡਾ ਨਸ਼ਾ ਤਾਰ ਪਤਾਰਨ ਵਾਸਤੇ ਉਹ ਰਾਖਸ਼ ਪੈਦਾ ਕੀਤਾ ਜੇ ਉਹ ਰਾਖਸ਼ ਕਿਉਂ ਨਹੀਂ ਬੰਦੇ ਰਾਖਸ਼ ਪੈਦਾ ਕੀਤਾ ਸਾਡੇ ਖਾਤਰ ਕੀਤਾ ਸੀ ਦੇਵਤੇ ਇਹ ਮੰਨ ਲਓ ਇਹ ਮੰਨ ਲਓ ਤੁਸੀਂ ਵੀ ਉਹ ਰਾਖਸ਼ ਆ ਸੀ ਦੇਵਤੇ ਪੈਦਾ ਕਰਤਾ ਸਾਡੇ ਵਾਸਤੇ ਪਰ ਕਿਉਂ ਕੀਤਾ ਹੈ ਸਾਡੇ ਕੋਈ ਨੁਕਸਾਨ ਤਾਂ ਕੀਤਾ ਪ੍ਰੋਬਲਮ ਕਿਉਂ ਪੈਦਾ ਹੋਈ ਹੈ ਇਹਦਾ ਸਵਾਮੀ ਕਿਵੇਂ ਪੈਦਾ ਹੋ ਗਿਆ ਕਿਉਂ ਹੋ ਗਿਆ ਸਾਡੇ ਨੁਕਸਾਨ ਸਾਡੇ ਨੁਕਸਾਨ ਜਦ ਗੁਰੂ ਬੋਲਦੇ ਤੇ ਪਾਪ ਤਨ ਭੀਤਰ ਕੰਪੈ ਸੁਣਨ ਵਾਲਿਆਂ ਦੇ ਅੰਦਰਲੇ ਪਾਪ ਕੰਬਦੇ ਤੇ ਤੇ ਹੁਣ ਹੁਣ ਤੁਹਾਡੇ ਆਪਣੇ ਅੰਦਰਲੇ ਪਾਪ ਕੰਬਾ ਛੱਡ ਵਾਸਤੇ ਨਹੀਂ ਤੁਸੀਂ ਬੋਲਦੇ ਪਾਪ ਤਾਂ ਤੁਹਾਡੇ ਕੰਬਦੇ ਨੇ ਪਾਪ ਬੁਰਾ ਦੁਨੀਆ ਹੀ ਕਹਿੰਦੀ ਹੁੰਦੀ ਹੈ ਤੁਸੀਂ ਵੀ ਬੁਰਾ ਕਹਿੰਦੇ ਹੋ ਪਾਪ ਬੁਰਾ ਪਾਪੀ ਕੋ ਪਿਆਰਾ ਆਪਣੀ ਸੋਚ ਪਾਪ ਹੈ ਗੁਰਬਾਣੀ ਅਨੁਸਾਰ ਆਪਣੀ ਇੱਛਾ ਪਾਪ ਹੈ ਪਰ ਜਿਹੜਾ ਇੱਛਾ ਧਾਰੀ ਹੈ ਉਹਨੂੰ ਤਾਂ ਉਹ ਆਪਣੀ ਸੋਚੇ ਪਿਆਰੀ ਲੱਗਦੀ ਹੈ ਉਹਨੂੰ ਪਾਪ ਪਿਆਰਾ ਲੱਗਦਾ ਤਾਂ ਨਹੀਂ ਛੱਡਦਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਹੈ ਪਾਪ ਪਸਰਿਆ ਪਾ ਸਾਰਾ ਸਾਰਾ ਪਸਾਰਾ ਪਾਪ ਦਾ ਹੀ ਹੈ ਸਾਰਾ ਪਸਾਰਾ ਪਾਪ ਕਰਕੇ ਹੀ ਹੋਇਆ ਹੋਇਆ ਜਿੱਦਣ ਇਹਨੇ ਪਾਪ ਛੱਡ ਦਿੱਤਾ ਇਹਦੀ ਮੁਕਤੀ ਹੋ ਜਾਣੀ ਉਦੋਂ ਖਤਮ ਪਸਾਰਾ ਖਤਮ ਜਿਹੜਾ ਜਿਹੜਾ ਪਾਪ ਕਰਨਾ ਛੱਡ ਗਿਆ ਸੋਚਣਾ ਛੱਡ ਗਿਆ ਉਹ ਜਦੇ ਮੁਕਤ ਜਦੇ ਮੁਕਤ ਜਦੇ ਮੁਕਤ ਸਾਰੇ ਪਸਾਰਾ ਸਭ ਸਾਡੇ ਪਾਪ ਕਰਕੇ ਇਹੀ ਹੈ ਪੈਰ ਕੋਹੜਾ ਮਾਰਿਆ ਦੋਗਲ ਆਪਣੇ ਜਾਣ ਬੂਝ ਕੇ ਬਾਬਰੇ ਹੁਣ ਜਾਣ ਲਿਆ ਬੁਝ ਰਿਹਾ ਫਿਰ ਕਾਜ ਵਿਗਾੜਦਾ ਵਿਗਾੜੀ ਜਾਵੇ ਫਿਰ ਹੁਣ ਹੋਰ ਹੁਣ ਕੋਈ ਇਹਦੇ ਹੱਥ ਦਾ ਫੜ ਨਹੀਂ ਲੱਗਿਆ ਸਾਰੀ ਗੱਲ ਸਪਸ਼ਟ ਹੈ ਗੁਰਬਾਣੀ 'ਚ ਮੰਨਣੀ ਔਖੀ ਕੋਈ ਨਹੀਂ ਇੱਕ ਦੂਏ ਵੱਲ ਨੂੰ ਝਾਕਣਗੇ ਮਨ ਹੋਣੀ ਨਹੀਂ ਅੱਖਾਂ ਵਿੱਚ ਕੇ ਮਨ ਹੋਊਗੀ ਜਿਹਨੇ ਮੰਨਣੀ ਆਪਣੀ ਅੱਖਾਂ ਵਿੱਚ ਲੋ ਇੱਕ ਦੋ ਵਾਰ ਜਾਖਾ ਦਾ ਸਹੀ ਮੰਨੂ ਇਹ ਮੰਨੂ ਤਾਂ ਮੈਂ ਮੰਨੂ ਇਹ ਮੰਨੂ ਤਾਂ ਮੈਂ ਮੰਨੂ ਜਿਹੜੇ ਇਹ ਜਾਖਦੇ ਰਹੇ ਉਹ ਪੰਜ ਪਿਆਰਾ ਨਿਕਲੇ ਹੀ ਨਹੀਂ ਜਿਹੜੇ ਦੂਏ ਦੇ ਮੂੰਹ ਵੱਲ ਦੇਖਦੇ ਰਹੇ ਨਾ ਇਹ ਕੌਣ ਉੱਠਦਾ ਉਹਦਾ ਚਾਂਸ ਨਿਕਲ ਗਿਆ ਜਿਹੜੇ ਚੁੱਪ ਕਰਕੇ ਖੜੇ ਹੋ ਗਏ ਉਹ ਨਿਕਲ ਗਏ ਆਪਣੇ ਨਾਲ ਫੈਸਲਾ ਕਰਿਆ ਉਹਨਾਂ ਨੇ ਉਹਨਾਂ ਦੇ ਕਿਹੜਾ ਸਿਰ ਵੱਢ ਦਿੱਤਾ ਉਹਨਾਂ ਨੂੰ ਸਮਝ ਸੀ ਕਿ ਜਦੋਂ ਕਿਹਾ ਨਾ ਕਬੀਰ ਨੇ ਵੀ ਮੈਂ ਮਰਨਾ ਚਾਹੁੰਦਾ ਤੂੰ ਕਹਿੰਦਾ ਨਾ ਵੀ ਸਿਰ ਤਾਂ ਵਾਲੀ ਗਲੀ ਮੋਰੀ ਆਓ ਇਤਮਾਰਕ ਪੈਰ ਤੀਜਾ ਸਿਰ ਤੀਜੇ ਕਾਲਣਾ ਕੀਜਾ ਕਿਹਦਾ ਹੁਕਮ ਸੀ ਦਰਗਾਹ ਦਾ ਸੀ ਸੀ ਨਾ ਮਨ ਮੰਨ ਗਿਆ ਉਹਦਾ ਮਰਨ ਨੂੰ ਅਬ ਕੈਸੇ ਮਰੂ ਮਰਨ ਮਨ ਮੰਨਿਆ ਪਰਮੇਸ਼ਰ ਨੂੰ ਕਹਿੰਦਾ ਦੱਸੋ ਕਿਵੇਂ ਮਰਾਂ ਮੈਂ ਮੇਰਾ ਮਨ ਮੰਨਦਾ ਮਰਨ ਮਾਰੋ ਮੈਨੂੰ ਪਹਿਲੇ ਹੁਣ ਤੂੰ ਮਰ ਨਹੀਂ ਸਕਦਾ ਤੂੰ ਪਾਗਲ ਹੈ ਤਾਂ ਡਰਾਉਂਦੇ ਸੀ ਜਿਸ ਮਰਨੇ ਤੇ ਜਗ ਲੱਗ ਮੇਰੇ ਮਨ ਅਸੀਂ ਤਾਂ ਡਰਾਉਂਦੇ ਹੁੰਦੇ ਆ ਇਹ ਮਰਨ ਦਾ ਡਰ ਹੈ ਮਰਨ ਦਾ ਤਾਂ ਤੈਨੂੰ ਭਰਮ ਹੈ ਲੋਕਾਂ ਨੂੰ ਭਰਮ ਗਿਆਨੀ ਦੇ ਪਾਇਆ ਆਤਮਾ ਦਾ ਵਰਦੀ ਹੋਈ ਨਹੀਂ ਤੂੰ ਕਾਹਨੂੰ ਵਰਦਾ ਹੈ ਆਪ ਕੈਸੇ ਮਰਨੂ ਮਰਨ ਮਨ ਮੰਨਿਆ ਮਰ ਮਰ ਗਏ ਜਿਨ ਰਾਮ ਨਾ ਜਾਣਿਆ ਕਹਿੰਦੇ ਮਰ ਮਰ ਤਾਂ ਉਹ ਕਹਿੰਦੇ ਜਿਹਨੇ ਰਾਮ ਨਹੀਂ ਜਾਣਿਆ ਉਹ ਰਾਮ ਨੂੰ ਤਾਂ ਭਾਈ ਸਾਰੀ ਦੁਨੀਆ ਜਾਣਦੀ ਸੀ ਵੀ ਦਸਰਦਾ ਦਾ ਮੁੰਡਾ ਹੈ ਯੁੱਧਿਆ 'ਚ ਜੰਮਿਆ ਸੀ ਰਾਵਣ ਨਾਲ ਲੜਾਈ ਹੋਈ ਸੀ ਰਮੈਣ ਸਾਰੀ ਦੁਨੀਆ ਜਾਣਦੀ ਉਹ ਕਿਹੜੇ ਰਾਮ ਦੀ ਗੱਲ ਕਰਦਾ ਜਿਹਨੇ ਜਾਣਿਆ ਨਹੀਂ ਉਹ ਉਸ ਰਾਮ ਦੀ ਗੱਲ ਕਰਦਾ ਸਭੇ ਘੱਟ ਜਿਹੜਾ ਰਾਮ ਬੋਲਦਾ ਹੈ ਉਹ ਆਪਣੇ ਰਾਮ ਦੀ ਗੱਲ ਕਰਦਾ ਦੁਨੀਆ ਆਪਣੇ ਰਾਮ ਦੀ ਗੱਲ ਕਰਦਾ ਦੁਨੀਆ ਯੁੱਧ ਵਾਲੇ ਰਾਮ ਦੀ ਗੱਲ ਕਰਦੀ ਕਬੀਰ ਆਪਣੇ ਦੀ ਰਾਮ ਦੀ ਗੱਲ ਕਰਦਾ ਇਸ ਕਰਕੇ ਗੁਰਬਾਣੀ ਵੀ ਰਾਮ ਕਥਾ ਹੈ ਦਸਮ ਬਾਸ਼ਾ ਨੇ ਵੀ ਰਾਮ ਕਥਾ ਲਿਖੀ ਹੋਈ ਉਹ ਉਹ ਦੂਜੀ ਰਮੈਂਡੋ ਸਾਰੀ ਨੂੰ ਡਿਫਰੈਂਟ ਹੈ ਜਿੱਥੇ ਕੱਟਣੀ ਸੀ ਕੱਟੀ ਹੋਈ ਹੈ ਉਹ ਜੇ ਰੋਜ਼ਾ ਗੁਰਬਾਣੀ 'ਚ ਲਿਖਿਆ ਹੋਇਆ ਹੈ ਤਾਂ ਮਤਲਬ ਇਹ ਨਹੀਂ ਵੀ ਤੁਸੀਂ ਰੋਜ਼ਾ ਰੱਖਣਾ ਰੋਜ਼ਾ ਲਿਖਿਆ ਹੈ ਨਾ ਨਵਾਜ਼ ਵੀ ਲਿਖੀ ਹੋਈ ਹੈ ਨਵਾਜ਼ ਕਾ ਨਹੀਂ ਪੜਦੇ ਗੁਰਬਾਣੀ ਤਾਂ ਲਿਖੀ ਹੋਈ ਹੈ ਸੋਹਣ ਨਵਾਜ਼ ਸੋਹਣ ਨਵਾਜ਼ ਕੇ ਕਿਉਂ ਨਹੀਂ ਪੜਦੇ ਨਵਾਜ਼ ਲਿਖੀ ਤਾਂ ਹੋਈ ਹੈ ਵਿਦਵਾਨਾਂ ਨੂੰ ਪੁੱਛਿਆ ਵੀ ਤੁਸੀਂ ਨਵਾਜ਼ ਵੀ ਪੜੋ ਜਾਂ ਨਵਾਜ਼ ਕਿਹਾ ਸੋਹਣ ਨਵਾਜ਼ ਗੁਜ਼ਾਰ ਕਿਹਾ ਹੋਇਆ ਨਾ ਕਿਉਂ ਨਹੀਂ ਪੜਦੇ ਰਵਾਜ ਭਾਈ ਨਾ ਜਿਹੜੀ ਅਸੀਂ ਸਮਝ ਲਈ ਉਹੀ ਠੀਕ ਹੈ ਗੁਰਬਾਣੀ 'ਚ ਬਹੁਤ ਕੁਝ ਲਿਖਿਆ ਹੋਇਆ ਹੈ ਪਰ ਵਿਦਵਾਨਾਂ ਨੂੰ ਕੀ ਪਤਾ ਵੀ ਕੀ ਲਿਖਿਆ ਹੈ ਕੀ ਉਹਨਾਂ ਨੂੰ ਕੀ ਲੱਗਿਆ ਇਸ ਗੱਲ ਤੇ ਨਵਾਜ਼ ਪੜੋ ਫਿਰ ਤਾਂ ਕਿਹਾ ਹੈ ਨਵਾਜ਼ ਗੁਜ਼ਾਰ ਮਸਜਿਦ ਕਦੇ ਨਹੀਂ ਆਇਆ ਇੱਕ ਦਿਨ ਕਬੂ ਨੂੰ ਆਇਆ ਚੱਲ ਕੇ ਪੰਜੇ ਵਕਤ ਮਸੀਹ ਕਿਉਂ ਨਹੀਂ ਜਾਂਦੇ ਮਸੀਹ ਤੁਸੀਂ ਮਾਜਾ ਕੁੱਤਿਆ ਇਹ ਨਾ ਭਲੀ ਰੀਤ ਕਬੂ ਨੂੰ ਆਇਆ ਚੱਲ ਕੇ ਪੰਜੇ ਵਕਤ ਮਸੀਹ ਕਿਉਂ ਨਹੀਂ ਜਾਂਦੇ ਸਿੱਖ ਮਸੀਹ ਪੰਜੇ ਵਕਤ ਜਾਣਾ ਚਾਹੀਦਾ ਬਹੁਤ ਕੁਝ ਹੈ ਗੁਰਬਾਣੀ ਚ ਕੋਈ ਨਹੀਂ ਕੁਝ ਨਹੀਂ ਇਹਨਾਂ ਪੜ੍ਹਿਆ ਬਿਲਕੁਲ ਨਾ ਕੋ ਹੁੰਦਾ ਕੀ ਹੈ ਵਿਚਾਰਿਆਂ ਕੋ ਜਾਓ ਫਿਰ ਗੁਰੂ ਆਦ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ ਦਸਵੇਂ ਦੇ ਖਿਲਾਫ ਰੌਲਾ ਬੋਲੋ ਪਹਿਲਾਂ ਇਹਦੇ ਖਿਲਾਫ ਪਾਓ ਪਹਿਲਾਂ ਇਹਦੇ ਖਿਲਾਫ ਪਾਓ ਰੌਲਾ ਵੀ ਇਹਦਾ ਮਸੀਹ ਜਾਣ ਨੂੰ ਕਹਿੰਦਾ ਗੁਰਦਾਰੇ ਜਾਣ ਨੂੰ ਨਹੀਂ ਕਹਿੰਦਾ ਗੁਰਦਾਰੇ ਕਦੇ ਨਹੀਂ ਕਿਹਾ ਜਾਓ ਦਿਖਾਓ ਕਿੱਥੇ ਲਿਖਿਆ ਗੁਰਦਾਰੇ ਜਾਓ ਦੱਸੋ ਕਿੱਥੇ ਲਿਖਿਆ ਗੁਰਬਾਣੀ 'ਚ ਕਿਥੋਂ ਦਿਖਾਓ ਗੁਰਦਾਰੇ ਲਿਖਿਆ ਹੈ ਜਾਣੋ ਮਸੀਹ ਲਿਖਿਆ ਪੰਜੇ ਕੋਲ ਜਾਣੋ ਜੇ ਨਹੀਂ ਜਾਂਦਾ ਉਹਨੂੰ ਕੁੱਤਾ ਗਿਆ ਇਹ ਜਾਂ ਪੁੱਠਿਆਂ ਦੀ ਮਾਰੀਆਂ ਹੋਈਆਂ ਜਾਂ ਇਹਦੇ ਵਿੱਚ ਬੋਲਤੀ ਬੰਦ ਹੋ ਜਾਣੀ ਸਭ ਦੀ ਇੱਕ ਅੱਧੀ ਵਾਰ ਮਾੜਾ ਜਾਂ ਪੜ ਲੈਂਦੇ ਨੇ ਇੱਕ ਵਾਰ ਨਿਗਾਹ ਜੀ ਫੇਰ ਕੇ ਉਹ ਉਹ ਕਹਿੰਦੇ ਨੇ ਉਹ ਜਿਵੇਂ ਕੁੱਤਾ ਕਹਿੰਦੇ ਕਪਾਹ ਦੇ ਖੇਚੀ ਨਾ ਗਿਆ ਰਿਆਈ ਭਰਾ ਕੇ ਲੈ ਗਿਆ ਉਹ ਕਪਾਹ ਨਰਮਾ ਚੁੱਕ ਕੇ ਲੈ ਗਿਆ ਸਾਰੇ ਕੁੱਤੇ ਜਿ ਖੇਚੀ ਨਾ ਗਿਆ ਇਹ ਕਹਿੰਦੇ ਸਾਰਾ ਨਰਮਾ ਸੀ ਚੁਗ ਲਿਆ ਹੁਣ ਜੋ ਕੁੱਤਾ ਨਵੇਂ ਨਾ ਖੇਚੀ ਕਪਾਲੇ ਹਾਂ ਉਦਾਰੀ ਚੁੱਕ ਕੇ ਲੈ ਗਿਆ ਇਹ ਕਹਿੰਦੇ ਅਸੀਂ ਸਮਝ ਨਹੀਂ ਪਾਣੀ ਬਸ ਇੱਕ ਵਾਰ ਪੜ ਕੇ ਜੋ ਕੁਝ ਲੈ ਗਿਆ ਸੀ ਆ ਹੈ ਵਿਦਵਾਨਾਂ ਨੂੰ ਬਹਿਮ ਹੋਇਆ ਹੈ ਜਾਣਾ ਚਾਹੀਦਾ ਪੰਜੇਵਾ ਕਿਹੜੀ ਮੁਸੀਬਤ ਹੈ ਜੀ ਇਹਨਾਂ ਨੂੰ ਪਤਾ ਉਹ ਕਿਹੜੀ ਹੈ ਸਾਨੂੰ ਵੀ ਪਤਾ ਕਿਹੜੀ ਹੈ ਉਹ ਤਾਂ ਇਹ ਦੱਸਣਗੇ ਦੇ ਮੁਸੀਬਤ ਮਨ ਮੌਲਾਨਾ ਭਈ ਇਹ ਦਾ ਦੂਏ ਹੱਥ ਕਿਉਂ ਨਹੀਂ ਕਰਦੇ ਹੋਰ ਜਗ੍ਹਾ ਅਰਥ ਕਿਉਂ ਨਹੀਂ ਕਰਦੇ ਇਕਣ ਅਬੇ ਮਸੀਦ ਇਹਦੇ ਮਸੀਦ ਦੇ ਅਰਥ ਬਦਲੋਗੇ ਤਾਂ ਦੂਜੇ ਤੋਂ ਅਰਥ ਕਿਉਂ ਨਹੀਂ ਬਦਲਦੇ ਜੋ ਕੁਝ ਕਿਹਾ ਗੁਰਬਾਣੀ ਆਰਾਮ ਦੇ ਵੀ ਲਫ਼ਜ਼ ਵਰਤੋਂ ਗੁਰਦੁਆਰੇ ਦੇ ਵੀ ਬਦਲਣੇ ਪੈਣੇ ਚੰਡੀ ਦੇ ਵੀ ਬਦਲ ਹੋਣਗੇ ਚੰਡੀ ਦੇ ਵੀ ਹੋਣਗੇ ਗੁਰਦੁਆਰੇ ਦੇ ਬਦਲਣੇ ਪੈਣੇ ਤੇ ਸਾਰੇ ਅਰਥ ਉਹ ਰੱਖੋ ਜਿਹੜੇ ਗੁਰਬਾਣੀ ਦੇ ਜਿਵੇਂ ਕਹੇ ਹੋਏ ਨੇ ਦਸਮ ਦੇ ਵਿੱਚ ਆਪਣੇ ਅਰਥ ਦਿੱਤੇ ਹੋਏ ਨੇ ਇੱਥੇ ਆਪਣੇ ਅਰਥ ਦਿੱਤੇ ਹੋਏ ਨੇ ਜਾਂ ਕੇ ਮਸੀਹ ਜਾਓ ਹਰ ਮੰਦਰ ਇਹੋ ਸਰੀਰ ਹੈ ਹਰ ਮੰਦਰ ਇਹੋ ਸਰੀਰ ਹੈ ਹਰ ਵਸੇ ਜਿਸ ਨਾਲ ਜਦੋਂ ਸਾਰੀਆਂ ਗੱਲਾਂ ਆਉਣੀਆਂ ਨੇ ਹੁਣ ਮਾਰਕੀਟ ਦੇ ਵਿੱਚ ਓਪਨ ਹੋ ਕੇ ਇਹਨਾਂ ਦਾ ਜਵਾਬ ਲੱਭੋ ਹੁਣ ਜਿਹੜੇ ਬਹੁਤਾ ਰੌਲਾ ਪਾਉਂਦੇ ਨੇ ਜ਼ਿਆਦਾ ਇਹਨਾਂ ਨੂੰ ਜ਼ਿਆਦਾ ਸਿੱਖੀ ਦਾ ਫਿਕਰ ਹੈ ਜਵਾਬ ਲੱਭਣ ਹੁਣ ਪਹਿਲਾਂ ਆਪਣਾ ਦੇਖਣ ਵੀ ਤੁਸੀਂ ਕੀ ਹੋ ਦੂਏ ਨੂੰ ਕਹਿਣ ਤੇ ਪਹਿਲਾਂ ਆਪ ਦੇਖੇ ਆਪਣੇ ਆਪ ਨੂੰ ਤੋਲ ਕੇ ਮੈਂ ਕਿੱਥੇ ਖੜਾ ਖੜਾ ਅਲੱਗ ਗੱਲ ਵੀ ਤੂੰ ਜੋ ਕਹਿੰਦਾ ਜਸਟੀਫਾਈ ਕਰ ਵੀ ਤੂੰ ਅਸੀਂ ਜਿਹੜੇ ਕਰਦਾ ਠੀਕ ਨੇ ਪਹਿਲਾਂ ਆਪਣੇ ਆਪ ਸੇ ਜਸਟੀਫਾਈ ਕਰੋ ਗੁਰਬਾਣੀ ਚੋਂ ਜਸਟੀਫਾਈ ਕਰੋ ਵੀ ਜੋ ਅਸੀਂ ਅਰਥ ਸਮਝੇ ਨੇ ਠੀਕ ਨੇ ਜਦ ਤੁਸੀਂ ਠੀਕ ਸਮਝਿਆ ਹੀ ਨਹੀਂ ਹੋਇਆ ਕੁਝ ਵੀ ਤੁਹਾਨੂੰ ਕੀ ਰਾਈਡਰ ਵਾਲਾ ਰੌਲਾ ਲੋੜ ਹੈ ਕਿ ਜਿਹੜੇ ਵੀ ਝਗੜੇ ਪਏ ਹੋਏ ਨੇ ਗਲਤ ਫਹਿਮੀਆਂ ਪਈਆਂ ਹੋਈਆਂ ਨੇ ਇਤਿਹਾਸ ਵਿੱਚ ਨੇ ਚਾਹੇ ਉਹ ਚਾਹੇ ਗੁਰਮਤ ਵਿੱਚ ਨੇ ਅਰਥ ਬੋਧ ਕਰਕੇ ਇਹ ਆ ਕਹਦੇ ਮਿਸਪ੍ਰਿੰਟ ਹੋਣ ਕਰਕੇ ਪਾਠ ਅੰਤਰ ਕਰਕੇ ਇਹਨਾਂ ਦਾ ਸੋਲੂਸ਼ਨ ਕੀ ਹੈ ਸਵਾਲ ਇਹ ਨਹੀਂ ਇਹ ਝਗੜੇ ਸਭ ਨੂੰ ਪਤਾ ਹੈਗੇ ਨੇ ਉਹਦਾ ਹੱਲ ਦੱਸੇ ਕੀ ਹੈ ਜਿਹਦੇ ਕੋਲ ਹੱਲ ਹੈਗਾ ਉਹਦੀ ਗੱਲ ਸੁਣਨੀ ਹੈ ਦੁਆ ਨੂੰ ਕਿਸੇ ਨੇ ਨਹੀਂ ਪੁੱਛਣਾ ਦੁਆ ਨਹੀਂ ਬੱਟੇ ਬਥੇਰਾ ਸੀ ਡੱਡੂ ਬੋਲ ਲੈ ਡੱਡੂ ਦਾ ਟਾਈਮ ਲੰਘਿਆ ਗਿਆ ਜਿਹੜਾ ਡੱਡੂ ਬੋਲਦੇ ਨੇ ਨਾ ਉਹਨਾਂ ਦੇ ਕੋਲ ਬੋਲਦੀ ਨਹੀਂ ਹੁੰਦੀ ਕੋਇਲ ਬੋਲਦੀ ਹੈ ਫਿਰ ਡੱਡੂ ਹੁੰਦਾ ਹੀ ਨਹੀਂ ਬੋਲਦਾ ਡੱਡੂ ਬੋਲਣ ਤੋਂ ਪਹਿਲਾਂ ਕੋਇਲ ਚੁੱਪ ਕਰ ਜਾਂਦੀ ਹੈ ਬਰਸਾਤ ਚ ਬੋਲਦੇ ਹੁੰਦੇ ਡੱਡੂ ਨਾ ਕੋਇਲ ਉਹ ਤੋਂ ਪਹਿਲਾਂ ਚੁੱਪ ਕਰ ਜਾਂਦੀ ਹੈ अब तो दादर वक्ताब है हमें पूछत कौन ਇਹ ਵਿਦਵਾਨਾਂ ਦੇ ਹੱਥ 'ਚ ਧਰਮ ਹੈ। ਵਿਦਵਾਨ ਗੁਰਬਾਣੀ ਨੂੰ ਸਮਝ ਲੈਣਗੇ ਭਲੇਖੇ 'ਚ ਨਾ ਰਹਿਣ ਵਿਦਵਾਨ ਪੰਡਤ ਤੋਂ ਗਾਹਾਂ ਕੁਝ ਨਹੀਂ ਹੁੰਦੇ ਗੁਰਮੁਖ ਦੀ ਗੱਲ ਕਰੋ ਤੁਸੀਂ ਵਿਦਵਾਨ ਦੀ ਗੱਲ ਛੱਡੋ ਗੁਰਮੁਖ ਖੋਜੀ ਹੁੰਦਾ ਵਿਦਵਾਨ ਨਹੀਂ ਹੁੰਦਾ ਖੋਜੀ ਗੁਰਮੁਖ ਹੈ ਜਿਹਦੀ ਬੁੱਧ ਬਦਲੀ ਹੋਈ ਹੈ ਗੁਰਮੁਖ ਹੈ ਜਿਹਦੀ ਬੁੱਧ ਬਦਲੀ ਨਹੀਂ ਹੋਈ ਗੁਰਮੁਖ ਨਹੀਂ ਬੁੱਧ ਬਦਲੀ ਸਿੱਧ ਪਾਈ ਤੋਂ ਬਾਅਦ ਗੁਰਮੁਖ ਹੈ ਇਸ ਕਰਕੇ ਗੁਰਮੁਖ ਬਿਰਲਾ ਅਰਥ ਆਊਗਾ ਬਾਣੀ ਨੂੰ ਵਿਦਵਾਨ ਅਰਥਾਲਵੇ ਸਵਾਲੇ ਪੈਦਾ ਨਹੀਂ ਹੁੰਦਾ ਜਦ ਬਾਣੀ ਉਹ ਨਹੀਂ ਮੰਨਦੀ ਵਿਦਵਾਨ ਦੇ ਲੈਵਲ ਨੂੰ ਬਾਣੀ ਮੰਨਦੀ ਹੈ ਕਿ ਵਿਦਿਆ ਨਾ ਪੜੂ ਬਾਦ ਨਾ ਜਾਣੂ ਕਬੀਰ ਜਿੰਨਾ ਚਿਰ ਵਿਦਿਆ ਪੜਦਾ ਤਾਂ ਬਾਦ ਵਾਰ ਕਰਦਾ ਸੀ ਉਹ ਸਾਰਾ ਚੱਕ ਕੇ ਦੇਖ ਲਓ ਬੀਜ ਕੋਦਾ ਬਾਅਦ ਚ ਬਾਦ ਵਾਰ ਨਹੀਂ ਕਰਦਾ ਹੈ ਬਾਣੀ ਬਾਦ ਵਾਰ ਦੇ ਵਿੱਚ ਨਹੀਂ ਪਈ ਹੋਈ ਬਾਦੀ ਬਿਨਸਾ ਹਾਂ ਬਾਦੀ ਬਿਨਸਾ ਇਹਨਾਂ ਦੀ ਅਕਲ ਤਾਂ ਹੀ ਬਿਨਸੀ ਹੋਈ ਹੈ ਮਾਰੀ ਹੋਈ ਹੈ ਕਿਉਂਕਿ ਜਿਹੜਾ ਇਹਨਾਂ ਦਾ ਸਟੈਂਡ ਲਿਆ ਹੋਇਆ ਸਾਰਿਆਂ ਦੇ ਗਲਤ ਹੈ ਜਿਹੜਾ ਲੈ ਲਿਆ ਸਟੈਂਡ ਉਹ ਨਹੀਂ ਛੱਡਣਾ ਇਹ ਤਾਂ ਕੰਮ ਜੋਗੀਆਂ ਦਾ ਵੀ ਰਿਹਾ ਇਹ ਕੁ ਗਿਆਨੀਆਂ ਦਾ ਕੰਮ ਹੈ ਸਿੱਖਾਂ ਦਾ ਕੰਮ ਨਹੀਂ ਹੈ ਜਿਹੜਾ ਸਟੈਂਡ ਅਸੀਂ ਲੈ ਲਿਆ ਅਸੀਂ ਛੱਡਣਾ ਨਹੀਂ ਉਹਨੂੰ ਸਿੱਖ ਦਾ ਕਹਿ ਨਹੀਂ ਆ ਸਕਦਾ ਉਹਦਾ ਸਿੱਖੀ ਵਿਰੋਧੀ ਨੇ ਜੋ ਵੀ ਹੈ ਖੋਜੀ ਆ ਖੋਜ ਕਰਨਾ ਜੋ ਅਸੀਂ ਗਲਤ ਸਮਝਦੇ ਸੀ ਠੀਕ ਕਰ ਲੋ ਜੇ ਠੀਕ ਨਹੀਂ ਕਰਦੇ ਨਾਮਧਾਰੀਏ ਨਹੀਂ ਕਰਨਗੇ ਪਤਾ ਸਮਝੇ ਨਿਰੰਕਾਰੀ ਨਹੀਂ ਕਰਨਗੇ ਪਤਾ ਹੈ ਉਹਨਾਂ ਜੋ ਵੀ ਕੁਝ ਕਰ ਲੈਣਗੇ ਹੋ ਸਕਦਾ ਸਾਰੇ ਵੀ ਕਰ ਲੈਣ ਨਾਮਧਾਰੀਏ ਵੀ ਕਰ ਲੈਣ ਕੀ ਪਤਾ ਪਰ ਉਹ ਆਏ ਨਾ ਉਹਨਾਂ ਨੇ ਆਪਣਾ ਗੁਰੂ ਪ੍ਰੋਜੈਕਟ ਪ੍ਰੋਜੈਕਟ ਕਰ ਲਿਆ ਅਲੱਗ ਉਹਨਾਂ ਦੀ ਸੰਭਾਵਨਾ ਥੋੜੇ ਬਹੁਤੇ ਆ ਵੀ ਸਾਡਾ ਰਹਿ ਜਾਣ ਆਪਣੇ ਜਿੰਨੇ ਵੀ ਹੋਏ ਸ੍ਰੀ ਜਾਂਦਾ ਸਾਰੀ ਜ਼ਿੰਦਗੀ ਨਹੀਂ ਮੰਨਿਆ ਹੁਣ ਉਹਦੇ ਗਾਹ ਗੱਦੀ ਸਾਡੇ ਕੋਲ ਰੌਲਾ ਪਾਈ ਜਾਂਦੇ ਨੇ ਕੌਣ ਪੁੱਛਦਾ ਕਹਿੰਦੇ ਰਹਿਣ ਕੀ ਫਰਕ ਪੈਂਦਾ ਸਾਰੀ ਆਮ ਦੁਨੀਆ ਸਾਰੀ ਉਹ ਚੀਜ਼ ਨੂੰ ਮੰਨੂ ਜਿਹੜੀ ਰਾਈਟ ਹੋਊਗੀ ਜਿਹੜੀ ਅਸੀਂ ਸੈਟੀਸਫਾਈ ਕਰਾ ਸਕਦੇ ਹਾਂ ਕਿਸੇ ਨੂੰ ਜਿਹਨੂੰ ਗੁਰਬਾਣੀ ਚੋਂ ਜਸਟੀਫਾਈ ਕਰ ਸਕਦੇ ਹਾਂ ਅਸੀਂ ਉਹ ਗੱਲ ਬਣੀ ਜਾਊਗੀ ਆਮ ਪਬਲਿਕ ਹੋਰ ਨਵੇਂ ਵੀ ਬਣ ਲੈਣਗੇ ਇਹਨਾਂ ਦੀ ਕੋਈ ਗੱਲ ਨਹੀਂ ਦਸਮ ਗ੍ਰੰਥ ਹੋਰ ਬਹੁਤ ਕੁਝ ਹੈ ਸਗੋਂ ਜ਼ਿਆਦਾ ਪੜਨ ਲੱਗੇ ਗੁਰਾਂ ਦੀ ਬਾਣੀ ਬਾਕੀ ਕਿਉਂ ਨਹੀਂ ਇਹ ਪ੍ਰਚਾਰ ਕਰਦੇ ਜਿਹੜੀ ਬਾਕੀ ਦੀ ਬਾਣੀ ਦੱਸ ਹੁੰਦੀ ਇਹ ਤੋਂ ਪਤਾ ਲੱਗਦਾ ਕਿ ਇਹਨਾਂ ਨੂੰ ਨਫ਼ਰਤ ਹੈ ਸਿਰਫ ਹੋਰ ਗੱਲ ਕੁਝ ਨਹੀਂ ਹੈ ਤੇ ਇੱਕ ਇੰਨੀ ਚੀਜ਼ ਜਾਂ ਮੱਖੀ ਨੂੰ ਦੇਖੀ ਜਾਂਦੇ ਨੇ ਬਾਕੀ ਜਿਹੜਾ ਕਨਾਹਾ ਐਡਾ ਬੜਾ ਖੀਰ ਦਾ ਉਹਨੂੰ ਕਿਉਂ ਨਹੀਂ ਦੇਖਦੇ ਮੱਖੀ ਨਹੀਂ ਦੇ ਅਗਰ ਪਰ ਉਹ ਮੱਖੀ ਹੈ ਨਹੀਂ ਲੈਚੀ ਉਹ ਮੱਖੀ ਹੈ ਨਹੀਂ ਲੈਚੀ ਤੁਹਾਨੂੰ ਮੱਖੀ ਲੱਗਦੀ ਹੈ ਬਾਕੀ ਬਾਕੀ ਦਾ ਪ੍ਰਚਾਰ ਹੋ ਤੁਸੀਂ ਜੇ ਅੰਦਰ ਉਹ ਸੱਚੇ ਹੋਣ ਇਮਾਨਦਾਰ ਹੋਣ ਬਾਕੀ ਨੂੰ ਪ੍ਰਚਾਰ ਸੰਗਤ ਹੈ ਕੀ ਅਸਰ ਬਣ ਇੰਨੀ ਡਿਫਰੈਂਟ ਕਿਸਮ ਤੋਂ ਲੋਕ ਉਹ ਪ੍ਰਚਾਰ ਹੋ ਰਿਹਾ ਹੈ ਉਹ ਇੱਕ ਭਗਤੀ ਕਿਸੇ ਨੇ ਪੁੱਛਣੀ ਹੋਈ ਨਹੀਂ ਰੁਲੇ ਜਾਣਾ ਇਹ ਕਿਹ ਦੋ ਭਗਤੀਆਂ ਨੇ ਸਾਰੀਆਂ ਉਹਦਾ ਵੀ ਕਾਰਨ ਹੈ ਕੋਈ ਕੇਸ ਲੱਗਿਆ ਹੈ ਕੇਸ ਦੇ ਵਿੱਚ ਵਰਸ਼ਨ ਨੇ ਉਹ ਤਾਂ ਰਾਈਟਰ ਨੇ ਤਾਂ ਉਹੀ ਲਿਖਣਾ ਜਿਹੜਾ ਪਿੱਛੋਂ ਆਏ ਨੇ ਪੁਰਾਣੀ ਗੱਲ ਹੈ ਜੋ ਆਏ ਨੇ ਲਿਖਦੇ ਕਿਸੇ ਦੇ ਕਿਸੇ ਦੇ ਬਿਆਨ ਹੈ ਤਾਂ ਬਿਆਨ ਨੇ ਕਿਸੇ ਦੇ ਨਾ ਜੱਜ ਦਾ ਉਹਦੇ ਨਾਲ ਕੋਈ ਮਤਲਬ ਹੈ ਨਾ ਲਿਖਣ ਵਾਲੇ ਦਾ ਕੋਈ ਮਤਲਬ ਉਹਦੇ ਨਾਲ ਜਿਹੜਾ ਹੋਈ ਹੈ ਨਾ ਪਬਲਿਕ ਦਾ ਮਤਲਬ ਹੈ ਸੁਣਨ ਵਾਲੀ ਦਾ ਤੇ ਜਿਹੜਾ ਹੈ ਕੋਈ ਚੱਲ ਰਹੀ ਹੈ ਕੋਈ ਪੁਰਾਣੀ ਹਿਸਟਰੀ ਦੀ ਗੱਲ ਹੈ ਹਿਸਟਰੀ ਜੋ ਗੱਲ ਹੈ ਹਿਸਟਰੀ ਦਾ ਹਿਸਟੋਰੀਕਲ ਗੱਲ ਹੈ ਸਾਰਾ ਜਿਹੜਾ ਉਹ ਹੈਗੇ ਨੇ ਚਰਿੱਤਰ ਤਾਂ ਹਿਸਟੋਰੀਕਲ ਗੱਲ ਹੈ ਸਾਰੀ ਹਿਸਟਰੀ ਜੋ ਲਿਖਿਆ ਹੋਇਆ ਪਿੱਛੇ ਸੀਗਾ ਤਾਂ ਲਿਖ ਦਿੱਤਾ ਹੁਣ ਹਿਸਟਰੀ ਨੂੰ ਇਹਦਾ ਤੋੜ ਮਰੋੜ ਕੇ ਜਾਣ ਕੇ ਲਿਖਦੇ ਤੇ ਬਿਨਾਂ ਰਾਜਾ ਦਾ ਸਰਦਾ ਬਣੀ ਸੀ ਸਾਰਾ ਕੁਝ ਕਹਿ ਕੇ ਦੇਖ ਲਿਆ ਰਾਜੇ ਨੂੰ ਉੱਥੇ ਜਾ ਕੇ ਰਾਜੇ ਦਾ ਜਿਹੜਾ ਸੀ ਨਾ ਐਸਾ ਤੀਰ ਵੱਜਿਆ ਉੱਥੇ ਜਾ ਕੇ ਰਾਜੇ ਨੂੰ ਤੀਰ ਵੱਜਿਆ ਜਾਗਿਆ ਜਗਾ ਰਹੇ ਸੀ ਰਾਜੇ ਨੂੰ ਉਹ ਮੰਤਰੀ ਜਗਾ ਰਿਹਾ ਵੀ ਜਾਗ ਤੂੰ ਅਪਰਾਧ ਕਰ ਰਿਹਾ ਹੈ ਤੇ ਤੋਂ ਬਹੁਤ ਬੜਾ ਅਨਰਥ ਹੋ ਰਿਹਾ ਹੈ ਗੁਰਬਾਣੀ ਵੀ ਜਗਾ ਰਹੀ ਹੈ ਸਾਨੂੰ ਜਗਾਰੀ ਨਹੀਂ ਗੁਰਬਾਣੀ ਜਗਾਰੀ ਉੱਥੇ ਅਸੀਂ ਆਪਣਾ ਨੁਕਸਾਨ ਕਰ ਰਹੇ ਤਾਂ ਜਗਾਰੀ ਰਹੇ ਉੱਥੇ ਰਾਜੇ ਦਾ ਆਪਣਾ ਚਲੋ ਮੁੰਡਾ ਨੁਕਸਾਨ ਤਾਂ ਹੀ ਹੈ ਉੱਥੇ ਵਜ਼ੀਰ ਦਾ ਨਾਲ ਇੰਟਰਸਟ ਹੈ ਕਿਉਂਕਿ ਹਰ ਆਦਮੀ ਜਿਹੜਾ ਰਾਜ ਇਨਸਾਫ ਔਰ ਬੇਇਨਸਾਫ ਹੋਣਾ ਜ਼ਿੰਮੇਵਾਰੀ ਵਜ਼ੀਰ ਦੀ ਜੇ ਬੇਇਨਸਾਫ ਦਾ ਬਾਅਦ ਪਤਾ ਲੱਗ ਜਵੇ ਤਾਂ ਨਹੀਂ ਜ਼ਿੰਮੇਵਾਰ ਜਿਵੇਂ ਸਰਕਾਰੀ ਵਕੀਲ ਨੂੰ ਅਸੀਂ ਕਹਿੰਦੇ ਜ਼ਿੰਮੇਵਾਰ ਜੇ ਮੁਕਦਮਾ ਕੋਈ ਹਾਰ ਗਿਆ ਅਪਰਾਧੀ ਸੀ ਛੁੱਟ ਗਿਆ ਸਰਕਾਰੀ ਵਕੀਲ ਦੀ ਜ਼ਿੰਮੇਵਾਰੀ ਹੈ ਨਾ ਕਿ ਜੱਜ ਦੀ ਜ਼ਿੰਮੇਵਾਰੀ ਹੈ ਜੱਜ ਦੀ ਕੋਈ ਜ਼ਿੰਮੇਵਾਰੀ ਜੱਜ ਉਹ ਤਾਂ ਤੱਕੜੀ ਹੈ ਸਰਕਾਰੀ ਵਕੀਲ ਨੇ ਠੀਕ ਕੇਸ ਨਹੀਂ ਲੜੇ ਉਹਦਾ ਵਜ਼ੀਰ ਆ ਸਰਕਾਰੀ ਵਕੀਲ ਉਹ ਮੁੰਡੇ ਨੂੰ ਬਚਾਉਣਾ ਚਾਹੁੰਦਾ ਜ਼ਰੂਰੀ ਗੱਲ ਹੈ ਉਹ ਔਰਤ ਦੇ ਖਿਲਾਫ ਬਿਆਨ ਦੋ ਔਰਤ ਦੇ ਖਿਲਾਫ ਬਿਆਨ ਦੇ ਰਿਹਾ ਵੱਧ ਤੋਂ ਜਿੰਨੇ ਉਹਨੂੰ ਮਿਲ ਰਹੇ ਨੇ ਸਿੱਧਾ ਦੌਰ ਪੈ ਰਿਹਾ ਰਾਜੇ ਨੂੰ ਅਸਿੱਧੇ ਦੌਰ ਤੇ ਉਹਨੂੰ ਜਗਾ ਰਿਹਾ ਹੈ ਜਗਾਤਾ ਛਡਾਤਾ ਤੁਸੀਂ ਦੇਖੋ ਨਾ ਵੀ ਉਹਦੇ ਕੋਲ ਮਸਲਾ ਕੀ ਹੈ ਕਿੱਥੇ ਖੜੇ ਨੇ ਕੀ ਗੱਲ ਹੈ ਇਹਨੂੰ ਪਤਾ ਹੀ ਕੋਈ ਕੀ ਗੱਲ ਹੈ ਕੀ ਨਹੀਂ ਉਹ ਹਿਸਟਰੀ ਦੇ ਕੇ ਵੀ ਗੁਰੂ ਸਾਹਿਬ ਗੁਰਸਿੱਖਾਂ ਨੂੰ ਮੰਨ ਕੇ ਵੀ ਕੀ ਮੰਨ ਕੇ ਗਿਆਨ ਉਹਦੇ ਚੋਂ ਸਾਨੂੰ ਕੀ ਲੱਭ ਸਕਦਾ ਸਾਡੇ ਉਸ ਸੇਧ ਹੋਊ ਜਿਹੜੀ ਗੁਰਬਾਣੀ 'ਚ ਰਚੀ ਗਈ ਇਹੀ ਲੋਕ ਨੇ ਅੱਜ ਜਿਹੜੇ ਆਹ ਰਾਜ ਨੂੰ ਬਰਾਬਰ ਸਮਝਦੇ ਨੇ ਤਾਂ ਇਹਨਾਂ ਨੂੰ ਬੁਰੀ ਲੱਗਦੀ ਹੈ ਬਵਾਰੀ ਤਾਂ ਹੈ ਜੋ ਗੁਰਮਤ ਤੋਂ ਖਿਲਾਫ ਖੜੇ ਨੇ ਸਾਰੇ ਹੀ ਜਿਹੜੇ ਬਰਾਬਰ ਸਮਝਣ ਵਾਲੇ ਨੇ ਉਹਨਾਂ ਕਹਿੰਦੇ ਇਹ ਮੰਨ ਲੈਣੇ ਬਰਾਬਰ ਤਾਂ ਹੈ ਨਹੀਂ ਫਿਰ ਵਿੱਚੋਂ ਸੂਲ ਹੋਰ ਗੱਲ ਦਾ ਤੈਨੂੰ ਨਹੀਂ ਪਤਾ ਮੈਨੂੰ ਪਤਾ ਜੇ ਤੇਰੀਆ ਚਰਿੱਤਰ ਮੰਨ ਲੈਂਦੇ ਨੇ ਫਿਰ ਤਾਂ ਟਡਵੀੜ ਹੋ ਜੂ ਇਹਨਾਂ ਦੇ ਫਿਰ ਤਾਂ ਉਦੋਂ ਪਰੇ ਹਾਰਦੇ ਨੇ ਉਤੋਂ ਖਤਮ ਹੁੰਦੇ ਨੇ ਪਰ ਉਹਨੂੰ ਕਿਤੇ ਇਹਨੂੰ ਕੀ ਇਹ ਜਿਹੜਾ ਹੁਣ ਆ ਰਿਹਾ ਐ ਜਿਹੜਾ ਹੁਣ ਪਰ ਸਹੀ ਸੇਧ ਦੀ ਗੱਲ ਆ ਰਹੀ ਹੈ ਗੁਰਬਾਣੀ ਕੀ ਕਹਿੰਦੀ ਹੈ ਇਹਦੇ ਵਾਸਤੇ ਕੀ ਹੈ ਉਹਨਾਂ ਕੋਲ ਇਹਦੀ ਲੋੜ ਹੈ ਜਿਹੜਾ ਇਹ ਦੱਸੂ ਉਹ ਗੱਲ ਸਾਰੀ ਉਹਨਾਂ ਨੇ ਉਹਦੀ ਮੰਨ ਲੈਣੀ ਪਿੱਛੇ ਕਹਾਂ ਵਾਲੀ ਗੱਲ ਸਾਰੀ ਉਹਦੀ ਬਣੀ ਜਾਣੀ ਹੈ ਜਿਹੜਾ ਆ ਮਸਲਾ ਹੱਲ ਕਰ ਦੂ ਜਿਹੜਾ ਅੜਿਆ ਹੋਇਆ ਮਸਲਾ ਅੜਿਆ ਹੋਇਆ ਮਸਲਾ ਤਾਂ ਗੁਰਮਤ ਕੀ ਕਹਿੰਦੀ ਹੈ ਇੱਕ ਇਤਿਹਾਸ ਵਿੱਚ ਕੱਚੀ ਪੱਕੀ ਬਾਣੀ ਕੀ ਹੁੰਦੀ ਹੈ ਦੋ ਉਹ ਜਿਹੜੇ ਪਾਠ ਅੰਤਰ ਨੇ ਉਹਨਾਂ ਦਾ ਹੱਲ ਕੀ ਹੈ ਤਿੰਨ ਇਤਿਹਾਸਕ ਜਿਹੜੇ ਜੁੜੇ ਹੋਏ ਨੇ ਝੂਠੀਆਂ ਕਹਾਣੀਆਂ ਜੋੜ ਕੇ ਲਿਖੋ ਲਾਇਆ ਕਿਉਂ ਲਾਇਆ ਪਿੱਛੇ ਕੀ ਸੀ ਇਹ ਤਿੰਨ ਚਾਰ ਪੰਜ ਗੱਲਾਂ ਜਿਹੜੀਆਂ ਹੱਲ ਕਰੂਗਾ ਸਾਰੀਆਂ ਮੁੱਚੀਆਂ ਇਹ ਸਿੱਧੇ ਰਾਹ ਤੇ ਫਿਰ ਆਉਂਗੀ ਗੁਰਮਤਿ ਨਰੋਰ ਨਿਖਰ ਕੇ ਸਾਹਮਣੇ ਆਉ ਗੱਲ ਜਿਹੜਾ ਇਹ ਕਲੀਅਰ ਕਰੂਗਾ ਉਹਦੀ ਉਹ ਗੱਲ ਬਣੀ ਜਿਹੜੀ ਕਿਸੇ ਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਹੁਣ ਤੇ ਹੁਣ ਤੇ ਇਹ ਜਿਹਾ ਕੋਈ ਬੰਦਾ ਥਾ ਨਹੀਂ ਸਾਰੇ ਇੱਕੋ ਜਿਹੀ ਸੀ ਵਿਦਵਾਨ ਸੀ ਜਾਬਾਂ ਦਾ ਭੇਡ ਕਰਦੇ ਤੇ ਕਰੀ ਗਏ ਲੋਕ ਸੁਣੀ ਗਏ ਜਾਬਾਂ ਦਾ ਭੇਡ ਸੀ ਔਰ ਕੀ ਸੀ ਲੋਕਾਂ ਨੇ ਕਿਹੜਾ ਨਿਰਨ ਵਾਲੇ ਉਹ ਵੀ ਦੇਖਦੇ ਸੀ ਵੀ ਕੀ ਸਿੱਟਾ ਨਿਕਲਦਾ ਠੀਕ ਗੱਲ ਕੀਤੀ ਹੈ ਹਾਂ ਵੀ ਸਿੱਟਾ ਕੀ ਨਿਕਲਦਾ ਲੋਕਾਂ ਦੀ ਅਦਾਲਤ ਹੈ ਕੋਈ ਕੋਈ ਫੈਸਲਾ ਨਹੀਂ ਹੋਇਆ ਫੈਸਲਾ ਹੋ ਜੂਗਾ ਆਪੇ ਹੋ ਆਪੇ ਚੁੱਪ ਕਰ ਜਾਣਗੇ ਪੜਦੇ ਚੁੱਪ ਨਹੀਂ ਸੀ ਕਰ ਗਿਆ ਭਗਤਾਂ ਨੇ ਚੁੱਪ ਨਹੀਂ ਕਰਾਇਆ ਪੜਦੇ ਪਬਲਿਕ ਦਾ ਇੱਕ ਅਦਾਲਤ ਹੈ ਲੋਕ ਅਦਾਲਤ ਹੈ ਸੱਚ ਕੀ ਹੈ ਝੂਠ ਕੀ ਹੈ ਇਹ ਤਾਂ ਉਹਦੇ ਵਿੱਚ ਵਸਦਾ ਹੈ ਉਹ ਫੈਸਲਾ ਤਾਂ ਵਿੱਚ ਸੰਗਤ ਹਰ ਪ੍ਰਭ ਲੋਕਾਂ ਨੇ ਠੀਕ ਕਰ ਗਲਤ ਦਾ ਫੈਸਲਾ ਕਰ ਲਿਆ ਗਲ ਠੀਕ ਆ ਗਲ ਬਸ ਉਹਨੇ ਬੰਦੇ ਖੜੇ ਰਹਿਣਗੇ ਇਹਨਾਂ ਨਾਲ ਜਿਹੜੇ ਖਾਸ ਇਹਨਾਂ ਦੇ ਹੋਣਗੇ ਜਿਹਨਾਂ ਨੇ ਉਹ ਮਤਲਬ ਹੈ ਵੀ ਪ੍ਰੈਸਟੀਜ ਬਣਾ ਲਿਆ ਖੜੇ ਰਹਿਣ ਕੀ ਫਰਕ ਪੈਂਦਾ ਰਾਮ ਨਾਲ ਵੀ ਖੜੇ ਸੀ ਕਿੱਥੇ ਜਾ ਰਹਾ ਹੋ ਰਿਹਾ ਜੀ ਕੋਣ ਪੁੱਛਦਾ ਪੁੱਛਦਾ ਕੋਈ ਕਹਿੰਦੇ ਸਾਨੂੰ ਨਾਲ ਲਾ ਲਓ ਕੋਈ ਨਹੀਂ ਅਗਲੇ ਕਹਿੰਦੇ ਨਾ ਤੂੰ ਇਕੱਲਾ ਹੀ ਰਹਿ ਰਾਮ ਰਾਏ ਨੇ ਐਡਾ ਬੜਾ ਉਹਨਾਂ ਰਿਆਸਤ ਬਣਾ ਕੇ ਦਿੱਤੀ ਰਾਮ ਰਾਏ ਦੀ ਕੋਈ ਪੁੱਛਦਾ ਹੈ ਨਾਮਦਾਰੀ ਹਾਕੀ ਦੀ ਟੀਮ ਹੁਣ ਬਣਾਈ ਹਸਪਤਾਲ ਬਣਾ ਲਿਆ ਪਰ ਕਿਆ ਆ ਦੱਸੇ ਜੇ ਸਤਗੁਰੂ ਹੈ ਉਹ ਜਿਹੜਾ ਮਸਲੇ ਨੇ ਹੱਲ ਕਰੇ ਹੱਲ ਕੌਣ ਕਰੂਗਾ ਗੱਲ ਤਾਂ ਆ ਕਰਨ ਵਾਲੀ ਦਾ ਗੱਲ ਹੈ ਇਹ ਕਰੇ ਸਾਨੂੰ ਕੋਈ ਇਤਰਾਜ਼ ਹੈ ਸਤਿਗੁਰੂ ਕੋਲ ਤੇ ਕਿਸੇ ਨੂੰ ਅਸੀਂ ਮੰਨ ਲਾਂਗੇ ਜਾਂ ਅਸੀਂ ਵੀ ਮੰਨ ਲਾਂਗੇ ਕੀ ਫਰਕ ਪੈਂਦਾ ਕਰੇ ਦਾ ਸਹੀ ਕੁਛ ਨੂੰ ਕੁਝ ਨਹੀਂ ਹੈ ਹਸਪਤਾਲ ਸੀ ਖੋਲਦਾ ਹਸਪਤਾਲ ਦਾ ਗੱਲੇ ਨੇ ਬਥੇਰੇ ਖੋਲੇ ਨੇ ਹਸਪਤਾਲ ਦਾ ਕੀ ਹੈ ਇਹ ਤਾਂ ਪੈਸੇ ਨੇ ਖੋਲੇ ਨੇ ਤਾਂ ਮਾਇਆ ਗੱਲ ਤਾਂ ਸੰਸਾਰੀ ਹੋ ਗਈ ਨਾ ਫਿਰ ਵੀ ਉਹ ਛੱਡਦੀ ਸੰਸਾਰੀ ਗੱਲ ਹੈ ਫਿਰ ਉਹਦੇ ਜੀ ਕੀ ਹੈ ਬੇਲਾ ਵੀ ਸਤਿ ਪੈਸੇ ਦੀ ਗੱਲ ਹੈ ਪੈਸਾ ਤਾਂ ਦੂਏ ਫੇਰਾ ਕੋਈ ਖੜਾ ਪਿਆ